ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ ਹੈਰਾਨ ਕਿਉਂ ਹੈਰਾਨ ਹੁੰਦਾ ਦੇਖਣਾ ਦੇਖਣਾ ਅੱਖਾਂ ਤੋਂ ਬਿਨਾਂ ਜਿਹੜਾ ਦੇਖਣਾ ਉਹ ਨੂੰ ਸਮਝਣਾ ਦੇਖਣਾ ਹੁੰਦਾ ਜੋ ਜੋ ਧਰਮ ਦੀ ਸਮਝ ਆਈ ਨਾ ਇਹਦੀ ਅਸਲੀ ਸੱਚ ਧਰਮ ਦੀ ਤੇ ਉਹ ਤਾਂ ਹੈਰਾਨ ਹੋਈ ਵੀ ਇਹ ਤਾਂ ਸਾਰੀ ਪਿਛਲੀ ਗੱਲ ਸਾਰੀ ਨਾਲ ਉਲਟ ਹੈ ਸੰਸਾਰ ਤਾਂ ਹੋਰੇ ਕੁਝ ਕਹੀ ਜਾਂਦਾ ਧਰਮ ਦੇ ਨਾਂ ਤੇ ਧਰਮ ਤਾਂ ਹੈ ਹੀ ਨਹੀਂ ਜੋ ਸੰਸਾਰ ਕਹਿੰਦਾ ਸੰਸਾਰ ਦੇ ਸਾਰੇ ਧਰਮ ਕਰਮ ਕਾਂਡ ਨੇ ਸਾਰੇ ਧਰਮਾਂ ਖਾਤਰ ਇੱਕ ਭਗਤੀ ਹੈ ਫੋਕਟ ਧਰਮ ਕਛੂ ਫਲ ਨਾ ਹੈ ਸਾਰੇ ਫੋਕੇ ਧਰਮ ਨੇ ਕੁਝ ਵੀ ਫੜ ਨਹੀਂ ਉਹਦੇ ਫਲ ਤਾਂ ਗਿਆਨ ਦਾ ਮਿਲਣਾ ਸੀ ਜਦੋਂ ਗਿਆਨ ਫਲ ਮਿਲਿਆ ਸਮਝ ਆਈ ਫਿਰ ਕੀ ਪਤਾ ਲੱਗਾ ਵੀ ਇਹ ਤਾਂ ਗੱਲ ਹੀ ਹੋ ਰਿਹਾ ਹੋ ਰਿਹਾ ਗੱਬ ਚਲਾਈ ਹੈ ਨਾ ਲੋਕੀ ਆਖਾਂ ਕੀ ਕਿਉਂ ਜਦੋਂ ਇਹ ਵਿਚਾਰਧਾਰਾ ਪ੍ਰਗਟ ਹੁੰਦੀ ਹੈ ਤਾਂ ਇਹੀ ਗੱਲ ਹੁੰਦੀ ਹੈ ਜਿਹੜੀ ਸੱਤਾ ਵੰਡ ਕਹਿੰਦੇ ਨੇ ਗੁਰੂ ਅੰਗਦ ਦੇਵ ਖਾਤਰ ਇਹ ਤਾਂ ਹੋਰ ਹੀ ਗੱਲ ਚਲਾਤੀ ਗਿਆਨ ਦੀ ਲੋਕ ਕੁਝ ਹੋਰ ਕਹਿੰਦੇ ਨੇ ਸਾਰੀ ਉਹ ਗੱਲ ਉਲਟ ਕਹਿ ਰਹੇ ਨੇ ਤਾਂ ਅਸਲ ਦੇ ਵਿੱਚ ਅੱਜ ਦਾ ਧਰਮ ਸਾਡਾ ਉਲਟ ਨਹੀਂ ਹੈ ਅਸਲੀ ਧਰਮ ਹੋਰੇ ਹੀ ਗੰਗਾ ਹੈ ਗੁਰਮਤ ਹੋ ਰਹੀ ਗੰਗਾ ਜੇ ਇਹਦੇ ਸਹੀ ਅਰਥ ਕਰੀਏ ਤਾਂ ਅੱਜ ਵਾਲਾ ਸਾਰਾ ਹੀ ਧੁਸਤ ਹੋ ਜਾਣਾ ਸਾਰੇ ਉਲਟ ਸਾਬਤ ਹੋ ਜਾਣਾ ਉਲਟ ਹੋ ਹੀ ਰਿਹਾ ਸਭ ਜੋ ਹੋ ਰਿਹਾ ਸਭ ਉਲਟ ਹੈ ਇਹ ਉਲਟੀ ਗੰਗਾ ਹੈ ਉਲਟੀ ਗੰਗਾ ਜਵਨ ਬੁਲਾਈ ਗੰਗਾ ਉੱਤੋਂ ਥੱਲੇ ਨੂੰ ਆਉਂਦੀ ਹੈ ਥੱਲੇ ਉੱਤਰ ਨੂੰ ਚੜਦੀ ਹੈ ਕੋਈ ਐਸੀ ਗੰਗਾ ਹੈ ਜਿਹੜੇ ਥੱਲੇ ਉੱਤਰ ਨੂੰ ਜਿਹੜੇ ਪਹਾੜ ਦੇ ਨੂੰ ਜਿਹੜੇ ਇਹ ਗੰਗਾ ਪਹਾੜ ਤੇ ਨੂੰ ਚੜਦੀ ਹੈ ਸਾਰੇ ਕਲਾਸ਼ ਪਰਬਤ ਢਾਲੇ ਰਹਿਣ ਕਿ ਪਿਛੇ ਭਏ ਇੱਕ ਗਏ ਇੱਕ ਫੇਰ ਭਏ ਢਾਲੇ ਨਾ ਕਲਾਸ਼ ਜਾ ਕੇ ਕਲਾਸ਼ ਤੇ ਬੈਠਾ ਸ਼ਿਵਜੀ ਉੱਚੇ ਥਾਂ ਗਿਆਨ ਦਾ ਮਤਲਬ ਹੈ ਸਭ ਤੋਂ ਉੱਚਾ ਕਲਾਸ਼ ਪਰਬਤ ਹੈ ਵੀ ਗਿਆਨ ਐਡਾ ਉੱਚਾ ਹੈ ਉਹਦਾ ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰ ਭਏ ਰਾਮ ਔਰ कृष्ण के अवतार भी अनेक हैं ऊपर चली गई ਉੱਪਰ ਜਾ ਚੜੀ ਫਿਰ ਪਤਾਲਾ ਪਤਾਲ ਨਾ ਖਾਸਾਂ ਕਾ ਕਹਤਾ ਉਹ ਤਾਂ ਕਲਾਸ ਨੂੰ ਬਹੁਤ ਉੱਚਾ ਮੰਨਦਾ ਸੀ ਉੱਚੇ ਤੇ ਉੱਚਾ ਭਗਵੰਤ ਕਹਤਾ ਇਸ ਕਰਕੇ ਜਦੋਂ ਜਦੋਂ ਬਾਣੀ ਸਮਝ ਆਉਂਦੀ ਹੈ ਹੈਰਾਨੀ ਇਹ ਹੁੰਦੀ ਹੈ ਵੀ ਇਹ ਸਾਰਾ ਹੀ ਕੁਝ ਉਲਟ ਕਰ ਰਿਹਾ ਸੰਸਾਰ ਤਾਂ ਸੰਸਾਰ ਸਾਖਤ ਨੇ ਸੰਸਾਰ ਸਾਖਤਾਂ ਦਾ ਭਰਿਆ ਹੈ ਸੰਸਾਰੀ ਲੋਕ ਸਾਰੇ ਸਾਖਤ ਹੁੰਦੇ ਨੇ ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਸੰਸਾਰੀ ਸ਼ਬਦ ਇੱਕੋ ਹੀ ਹੈ ਸਾਖਤਾਂ ਦੇ ਸਮੂਹ ਵਾਸਤੇ ਹੈ ਇੱਕ ਪਾਸੇ ਸੰਤ ਨੇ ਇੱਕ ਪਾਸੇ ਸਾਖਤ ਨੇ ਸੰਤ ਸਿੱਖ ਗੁਰਸਿੱਖ ਨੇ ਭਗਤ ਨੇ ਗੁਰਬਾਣੀ ਹੁਕਮ ਦੇ ਵਿੱਚ ਚੱਲਣ ਵਾਲੇ ਨੇ ਗੁਰਬਾਣੀ ਦੀ ਸਹੀ ਸੋਝੀ ਰੱਖਣ ਵਾਲੇ ਨੇ ਪੂਰਨ ਸੋਝੀ ਔਰ ਗੁਰਬਾਣੀ ਅਨੁਸਾਰ ਜੀਵਨ ਜਿਉਣ ਵਾਲੇ ਨੇ ਉਹ ਸੰਤ ਨੇ ਜਿਹੜੇ ਆਪਣੀ ਮਰਜ਼ੀ ਅਨੁਸਾਰ ਜੀਵਨ ਜਿਉਣ ਵਾਲੇ ਨੇ ਆਪਣੇ ਭਾਣੇ ਜੋ ਚੱਲੇ ਭਾਈ ਬੇਛੜ ਚੋਟਾਂ ਖਾਏ ਇਹ ਸਾਰੇ ਹੀ ਸਾਖਤ ਨੇ ਬਸ ਦੋ ਕੈਟਾਗਰੀਆਂ ਨੇ ਸਾਖਤ ਮਨ ਨੇ ਸੰਤ ਗੁਰਮੁਖ ਨੇ ਹੋਰ ਕੋਈ ਕੈਟਾਗਰੀ ਨਹੀਂ ਦੀ ਸਾਖਤਾਂ ਦੇ ਵਿੱਚ ਫਿਰ ਕੈਟਾਗਰੀ ਵਹਿਰੀਆਂ ਨੇ ਇਹਨਾਂ ਦੀ ਇਧਰ ਇਧਰ ਕੋਈ ਕੈਟਾਗਰੀ ਨਹੀਂ ਸਾਖਤਾਂ ਵਿੱਚ ਇੱਕੋ ਹੀ ਕੈਟਾਗਰੀ ਹੈ ਸਿਰਫ ਸਾਖਤਾਂ ਨੇ ਬੜੀਆਂ ਕੈਟਾਗਰੀਆਂ ਨੇ ਬੜੀਆਂ ਮੱਤਾਂ ਨੇ ਆਪਣੀ ਆਪਣੀ ਆਪ ਆਪਣੀ ਬੁੱਧ ਹੈ ਜੇਤੀ ਤੋਂ ਪਿੰਡ ਪਿੰਡ ਤੋਂ ਤੇ ਪਿੰਡ ਤਾਂ ਇਧਰ ਸਾਖਤਾਂ 'ਚ ਸੰਤਾਂ 'ਚ ਆਪਣੀ ਮੱਤ ਹੈ ਹੀ ਨਹੀਂ ਕਿਸੇ ਦੀ ਸਭ ਪਰਮੇਸ਼ਰ ਦੀ ਮੱਤ ਸਾਖਤਾਂ ਦੀ ਆਪਣੀ ਮੱਤ ਸੰਤਾਂ ਦੀ ਆਪਣੀ ਮਤ ਨਹੀਂ ਹੁੰਦੀ ਸਾਖਤ ਆਪਣੀ ਤਿਆਗਦੇ ਨਹੀਂ ਸੰਤ ਆਪਣੀ ਰੱਖਦੇ ਨਹੀਂ ਸੰਤ ਆਪਣੀ ਮਤ ਰੱਖਦੇ ਨਹੀਂ ਜਿਹੜੀ ਆਪਣੀ ਹੁੰਦੀ ਉਹ ਸਾਖਤਾਂ ਹੁੰਦੀ ਉਹਨਾਂ ਕੋਲ ਸੰਸਾਰੀ ਮਤ ਜਿਹੜੀ ਹੁੰਦੀ ਹੈ ਸੰਤ ਉਹਨੂੰ ਤਿਆਗ ਦਿੰਦੇ ਨੇ ਸਾਖਤ ਤਿਆਗਦੇ ਨੇ ਸੰਸਾਰੀ ਮਤ ਕੀ ਹੈ ਸੰਸਾਰੀ ਮਤ ਹੈ ਲੋਕ ਭਲਾਈ ਦੇ ਕੰਮ ਕਰਦੇ ਤਰੱਕੀ ਕਰਦੀ ਸੰਸਾਰ 'ਚ ਇਹ ਕੰਮ ਸਾਰਾ ਸੰਸਾਰੀ ਜੀਵਨ ਚੰਗਾ ਜਿਉਣਾ ਚੰਗੀ ਕਮਾਈ ਕਰਨੀ ਇਹ ਸੰਸਾਰੀ ਜੀਵਨ ਸੰਸਾਰ ਦੇ ਸੁਖਾਂ ਦੇ ਮਗਰ ਭਜੇ ਫਿਰਨਾ ਚਾਹੇ ਮਿਲਣ ਚਾਹੇ ਨਾ ਮਿਲਣ ਸੰਸਾਰ ਦਾ ਧਨ ਇਕੱਠਾ ਕਰਨਾ ਔਰ ਪ੍ਰਲੋਕ ਇਸ ਲੋਕ ਦੇ ਸੁਖਾਂ ਵਾਸਤੇ ਭੱਜੇ ਰਠੇ ਫਿਰ ਕੇ ਜੀਵਨ ਵਾਦਣਾ ਪ੍ਰਲੋਕ ਦੀ ਕਦੇ ਗੱਲ ਹੀ ਨਹੀਂ ਸੋਚਣੀ ਹੁੰਦੀ ਪ੍ਰਲੋਕ ਬਾਰੇ ਸੋਚਣਾ ਹੀ ਨਹੀਂ ਕਦੇ ਸਾਖਤਾਂ ਦਾ ਟਾਰਗੇਟ ਆ ਲੋਕ ਸੰਤਾਂ ਦਾ ਟਾਰਗੇਟ ਆ ਪ੍ਰਲੋਕ ਬਸ ਪ੍ਰਲੋਕ ਉਹਨਾਂ ਦਾ ਟਾਰਗੇਟ ਆ ਲੋਕ ਕੋਈ ਟਾਰਗੇਟ ਇੱਥੇ ਦਾ ਦੁੱਖ ਔਰ ਸੁੱਖ ਬਰਾਬਰ ਆ ਉਹਨੂੰ ਗਰੀਬੀ ਅਮੀਰੀ ਬਰਾਬਰ ਹੈ ਬਲਕਿ ਇੱਥੇ ਦਾ ਦੁੱਖ ਚੰਗਾ ਸੁਖ ਨਾ ਵੀ ਦੁਖਦਾਰ ਹੋਵੇ ਸੁਖ ਰੋਵੇ ਇਹ ਦੋ ਅੱਡ ਅੱਡ ਮਤਾਂ ਨੇ ਸਾਤਾਂ ਦੀ ਵਤ ਅੱਡ ਹੈ ਸੰਤਾਂ ਦੀ ਵਤ ਅੱਡ ਹੈ ਗੁਰਮਤ ਜਿੱਦਣ ਹੋਊਗੀ ਉਦੋਂ ਦੁੱਖ ਮੰਗਿਆ ਜਾਊਗਾ ਸੁਖ ਨਹੀਂ ਮੰਗਿਆ ਜਾਣਾ ਜਦ ਕੀ ਕਿ ਔਦ ਦਾਨ ਬਣਾ ਅਤ ਹੀ ਰਣ ਮੈਂ ਤਬ ਜੂਝ ਮਰੂ ਉਹ ਬਹੁਤ ਮੁੱਕ ਗਿਆ ਗਗਨ ਦਮਾਮਾ ਬਾਜਿਆ ਪੜਿਆ ਨਿਸ਼ਾਨੇ ਕਾਓ ਖੇਤ ਜੋ ਮਾਂਡੇ ਸੂਰਮ ਅਬ ਜੂਝਣ ਕੋ ਦੋ ਪਤਾ ਹੈ ਬੁਗਿਆ ਜਾਊਗਾ ਫਿਰ ਬੁਗਿਆ ਹੀ ਕੁਛ ਨਾਨਕ ਮੰਗੇ ਨਾਮਦਾਨ ਕਿਰਪਾ ਕਰੋ ਹਰੇ ਫਿਰ ਸਾਚੇ ਨਾਮ ਕੀ ਲਾਗਾ ਭੂਖ ਉਤ ਭੁੱਖੇ ਖਾਏ ਚਲਿਏ ਦੁੱਖ ਸੰਸਾਰੀ ਭੁੱਖ ਨਹੀਂ ਕੋਈ ਇਹ ਹੋ ਰਿਹਾ ਕੰਮ ਦਾ ਗੁਰਮਤਿ ਦੀ ਵਿਚਾਰਧਾਰਾ ਹੀ ਹੋਰ ਹੈ ਸੰਸਾਰੀ ਵਿਚਾਰਧਾਰਾਵਾਂ ਹੋਰ ਇਸ ਵਕਤ ਸਾਡੇ ਕੋਲ ਜਿਹੜੀ ਵਿਚਾਰਧਾਰਾ ਹੈ ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਆ ਪਰ ਅਰਥਾਇਆ ਇਸ ਤਰੀਕੇ ਨਾਲ ਹੈ ਸਾਰੀ ਵਿਚਾਰਧਾਰਾ ਬਣੇ ਕਥਾ ਕਹਾਣੀਆਂ ਇਹ ਜਿਹੀਆਂ ਬਣਾ ਲਈਆਂ ਝੂਠ ਐ ਨਾ ਬੋਲ ਲਿਆ ਵਿੱਚ ਕਪਟ ਐਨਾ ਕਰ ਲਿਆ ਕਪਟੀ ਲੋਕਾਂ ਨੇ ਕਪਟ ਐਨਾ ਭਰ ਦਿੱਤਾ ਗ੍ਰੰਥਾਂ 'ਚ ਸਾਖੀਆਂ ਬਣਾ ਬਣਾ ਕੇ ਕਿ ਉਹ ਸਾਰੀ ਸੰਸਾਰੀ ਮਤ ਬਣਾ ਕੇ ਰੱਖਤੀ ਆ ਲੋਭ ਪੂਰਾ ਹੋਊਗਾ ਹੋ ਲਾਲਚ ਲੋਭ ਦੇ ਦੇ ਕੇ ਵੀ ਬਹੁਤੇ ਲੋਕਾਂ ਦੀ ਭੀੜ ਇਕੱਠੀ ਕਰ ਲਈ ਆਪਣੇ ਨਾਲ ਵੱਧ ਤੋਂ ਵੱਧ ਲੋਕ ਕਿਵੇਂ ਜੋੜੀਏ ਦੂਜੀਆਂ ਮਤਾਂ ਦੇ ਲੋਕ ਆਪਣੇ ਨਾਲ ਕਿਵੇਂ ਜੋੜੀਏ ਆਪਣੀ ਪਾਰਟੀ ਨੂੰ ਕਿਵੇਂ ਤਕੜੀ ਕਰੀਏ ਪਰਲੋਕ ਦੀ ਕੋਈ ਗੱਲ ਨਹੀਂ ਪਰਲੋਕ ਦੇ ਕੀ ਪਰ ਪਰਲੋਕ ਦੀ ਗੱਲ ਤਿਆਗੀ ਹੋਈ ਹੈ ਸਭ ਨੂੰ ਗੁਰਬਾਣੀ ਕਹਿੰਦੀ ਹੈ ਲੋਕ ਸੁਖੀ ਪਰਲੋਕ ਸਹਿਲੇ ਲੋਕ ਸੁਖੀ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਵੇਲੇ ਇਹ ਤਾਂ ਪਰਲੋਕ ਦੀ ਗੱਲ ਕੋਈ ਨਹੀਂ ਕਰ ਰਿਹਾ ਸੰਸਾਰ ਦੀ ਗੱਲ ਕਰ ਰਿਹਾ ਜੋਤ ਗੁਰਮਤਿ ਸਮਝ ਆਈ ਹੇਰ ਤੇ ਹੇਰ ਤੇ ਹੇ ਸਖੀ ਹੋਏ ਰਹੀ ਹੈਰਾਨ ਇਹ ਤਾਂ ਗੱਲ ਹੀ ਹੋਰ ਜਿੱਦਣ ਦੁਨੀਆ ਨੂੰ ਸਿੱਖਾਂ ਨੂੰ ਸਮਝ ਆਊਗੀ ਹੈਰਾਨ ਹੋ ਜਾਣਗੇ ਵੀ ਇਹਦਾ ਸਾਰਾ ਹੀ ਪੱਟੀ ਪੇਸ ਕੀਤੀ ਪਈ ਹੈ ਸਾਡੀ ਇਸੇ ਕਰਕੇ ਤਾਂ ਥੋਸ ਨਹੀਂ ਮਿਲਦਾ ਕਿਸੇ ਨੂੰ ਸੈਮੀਨਾਰ ਕਰੀ ਜਾਂਦੇ ਨੇ ਪਤਾ ਕਿਸੇ ਨੂੰ ਵੀ ਕੁਝ ਨਹੀਂ ਉਹ ਨਾਮ ਤੇ ਸੈਮੀਨਾਰ ਅੱਜ ਕਰ ਰਹੇ ਹੋ ਤੁਸੀਂ ਇਹਦਾ ਬੜਾ ਨਾਮ ਬਾਰੇ ਤੁਹਾਨੂੰ ਤੁਸੀਂ ਕਲੀਅਰ ਨਹੀਂ ਨਾਮ ਬਾਰੇ ਹੈਗੇ ਵੀ ਨਾਮ ਕੀ ਹੁੰਦਾ ਕਿਉਂਕਿ ਨਾਮ ਦੇ ਜੋ ਲਕਸ਼ਣ ਨੇ ਨਾਮ ਦੇ ਜੋ ਪ੍ਰਾਪਤੀਆਂ ਨੇ ਨਾਮ ਤੇ ਮਿਲਣ ਤੇ ਬਾਅਦ ਉਹ ਪੂਰੀਆਂ ਨਹੀਂ ਹੁੰਦੀਆਂ ਨਾਮ ਜਿਹਨੂੰ ਮਿਲਿਆ ਜਿਹਨੇ ਜਪਿਆ ਉਹਨੂੰ ਜੋ ਪ੍ਰਾਪਤੀਆਂ ਹੁੰਦੀਆਂ ਨੇ ਉਹ ਸਾਨੂੰ ਹੋ ਰਹੀ ਰਹੀਆਂ ਨਾਮ ਨਾਮ ਜਪ ਰਹਿਣਾ ਅਵਸਥਾ ਉਹ ਬਣਦੀ ਰਹੀ ਇਸ ਕਰਕੇ ਉਸ ਨਾਮ ਤੇ ਸਾਨੂੰ ਸ਼ੱਕ ਹੈ ਚਾਹੇ ਜਪੀ ਜਾਂਦੇ ਆ ਸ਼ੱਕ ਆ ਸਾਰਿਆਂ ਨੂੰ ਵੀ ਦਵਾਈ ਠੀਕ ਨਹੀਂ ਹੈ ਜਿਹੜੀ ਅਸੀਂ ਖਾ ਰਹੇ ਹਾਂ ਆਰਾਮ ਵੀ ਆ ਰਿਹਾ ਚੈਨ ਕਿਸੇ ਨੂੰ ਨਹੀਂ ਹੈ ਬਿਮਾਰੀ ਦੇ ਲੱਛਣ ਜਿਉਂਦੇ ਤੇ ਹੋਣੇ ਦਵਾਈ ਖਾਈ ਜਾਂਦੇ ਇਹਦਾ ਮਤਲਬ ਦਵਾਈ ਡੁਪਲੀਕੇਟ ਹੈ ਜਦ ਸਹੀ ਦਵਾਈ ਮਿਲੂਗੀ ਜਦ ਹੀ ਗਰਾਫ ਥੱਲੇ ਨੂੰ ਲੱਗ ਜੂਗਾ ਬਿਮਾਰੀ ਦਾ ਹੌਲੀ ਹੌਲੀ ਟੈਂਪਰੇਚਰ ਆ ਫਿਰ ਉਹ ਥੱਲੇ ਨੂੰ ਆਉਣ ਲੱਗ ਮਨ ਸਹਿਜ ਵਿੱਚ ਆਉਣਾ ਸ਼ੁਰੂ ਹੋ ਜੂਗਾ ਸਹਿਜ ਦਾ ਮਤਲਬ ਹੈ ਮਨ ਚ ਟਿਕਾਉਣਾ ਸ਼ੁਰੂ ਟਿਕਣਾ ਸ਼ੁਰੂ ਹੋ ਜੂਗਾ ਬਸ ਸਹਿਜ ਦਾ ਅਰਥ ਹੈ ਮਨ ਦਾ ਟਿਕਣਾ ਜਿਉਂ ਜਿਉਂ ਮਨ ਟਿਕੀ ਜਾਂਦਾ ਹੈ ਟਿਕਦਾ ਕਹਿੰਦਾ ਜਿਉਂ ਜਿਉਂ ਸਮਝ ਆਉਂਦੀ ਹੈ ਗਿਆਨ ਜਿਉਂ ਜਿਉਂ ਗਿਆਨ ਮਿਲਦਾ ਹੈ ਤੇ ਉਹ ਤੇ ਮਨ ਟਿਕੀ ਜਾਂਦਾ ਸਹਿਜ ਦਾ ਮਤਲਬ ਹੈ ਗਿਆਨ ਅਵਸਥਾ ਹਿਰਤ ਹਿਰਤ ਹੈ ਸਖੀ ਹੋਈ ਰਹੀ ਹੈਰਾਨ ਹਉ ਹਉ ਕਰਤੀ ਮੈਂ ਮੈਮੂਈ ਸ਼ਬਦ ਰਵੇ ਮਨ ਗਿਆਨ ਹੋ ਕਰਤੀ ਮੈਂ ਕੋਈ ਜਿੰਨਾ ਜਰ ਹੋ ਹੋ ਮੈਂ ਮੈਂ ਕੀਤਾ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਜਬ ਲਗ ਜਾਣੇ ਮੈਂ ਕੁਛ ਕਰਤਾ ਜਿੰਨਾ ਜਰ ਮੈਂ ਆਪਣੇ ਆਪ ਨੂੰ ਕੁਛ ਕਰਦਾ ਕਰਨ ਦੇ ਕਾਬਲ ਸਮਝਦਾ ਰਿਹਾ ਉਹਨਾਂ ਜਰ ਜਨਮ ਮਰਨ ਨਹੀਂ ਮੁਕਿਆ ਵਰਦੀ ਹੋ ਰਹੀ ਉਹ ਕਰਤੀ ਮੈਂ ਮੈਂ ਬੋਈ ਦਾ ਮਤਲਬ ਮੈਂ ਮਰਦੀ ਰਹੀ ਮੈਂ ਮੂਹੀ ਦਾ ਮਤਲਬ ਨਹੀਂ ਮੈਂ ਮਰ ਚੁੱਕੀ ਮਰ ਚੁੱਕੀ ਫਿਰ ਬੋਲਦਾ ਕੌਣ ਬੋਲਦਾ ਫਿਰ ਕੌਣ ਮਰਦੀ ਰਹੀ ਵਰਦੀ ਰਹੀ ਜਮਦੀ ਮਰਦੀ ਰਹੀ ਹੋ ਹੋ ਕਰਤੀ ਜਨਾ ਜਰ ਹੋ ਹੋ ਕਰਦੀ ਰਹੀ ਉਹਨਾਂ ਜਰ ਅਕਲ ਮਾਰੀ ਜਾਂਦੀ ਰਹੀ ਹਰ ਵਾਰ ਅਕਲ ਹਰ ਜਿੰਨੇ ਕੋ ਅਕਲ ਲੈ ਕੇ ਆਉਂਦਾ ਸੀ ਨਾ ਉਹਨੀਓ ਮਾਰੀ ਜਾਂਦੀ ਸੀ ਮਤਲਬ ਉਹਦੀ ਨੁਕਸਾਨ ਕਰਾ ਕੇ ਚਲਾ ਜਾਂਦਾ ਸੀ ਜੁਹਾਰੀ ਜੂਆ ਹਾਰ ਕੇ ਚਲਾ ਜਾਂਦਾ ਸੀ ਪ੍ਰਾਚਿਤ ਕਰਦਾ ਸੀ ਤੇਤੇ ਚ ਪਛਤਾਵਾ ਕਰ ਪਛਤਾਵਾ ਵੀ ਭਗਤੀ ਹੈ ਪ੍ਰਾਇਸ਼ਚਿਤ ਪਛਤਾਤਾਪ ਕਰਨਾ ਗਲਤੀਆਂ ਤੇ ਭਗਤੀ ਹੈ ਇੱਕ ਤੇਤੇ ਹੋਰ ਕੁਝ ਨਹੀਂ ਕਰ ਸਕਦਾ ਸਵਾਏ ਪਛਤਾਵੇ ਤੇ ਕੁਝ ਨਹੀਂ ਕਰ ਸਕਦਾ ਫੇਲ ਹੋ ਕੇ ਬੱਚਾ ਕੀ ਕਰੂਗਾ ਪਛਤਾਵਾ ਹੀ ਕਰੂਗਾ ਸਾਰਾ ਸਾਲ ਕਬਰੀ ਕੀਤਾ ਤਾਂ ਆਇਆ ਫੇਲ ਹੋ ਗਿਆ ਕੀ ਕਰੂਗਾ ਪਛਤਾਵੇ ਤੇ ਸਵਾ ਕੀ ਕਰੂਗਾ ਪਛਤਾਵੇ ਨਾਲ ਵੀ ਸੁਧਾਰ ਹੁੰਦਾ ਸੁਧਾਰ ਹੁੰਦਾ ਪ੍ਰਾਇਸ਼ਚਿਤ ਕੀਤਾ ਜਲ ਫਿਰ ਮਿਲ ਗਿਆ ਫਿਰ ਉਹ ਆ ਇੱਥੇ ਜਾ ਦੇਖਿਆ ਇੱਥੇ ਆਇਆ ਸੁਧਾਰ ਨਾਲ ਰਲ ਕੇ ਫਿਰ ਉਤਰੇ ਪੈ ਗਿਆ ਫਿਰ ਫਿਰ ਫਾਹੀ ਹੱਥੇ ਕਉਆ ਫਿਰ ਫਾਹੀ ਚ ਫਸ ਗਿਆ ਫਿਰ ਪਸਤਾਵਾ ਅਬ ਕਿਆ ਹੁਆ ਪੁੱਛਿਆ ਸੀ ਨਾ ਫਿਰ ਆ ਹੋ ਗਿਆ ਇਹ ਸਾਰੀ ਕਹਾਣੀ ਹੈ ਜੀਵ ਦੀ ਕਿਵੇਂ ਜਨਮੇ ਦੇ ਹੁੰਦੇ ਨੇ ਕਿਵੇਂ ਫਸ ਜਾਂਦਾ ਕਿਵੇਂ ਪਛਤਾਉਂਦਾ ਜਦ ਗੁਰਮਤ ਮਿਲਦੀ ਹੈ ਕਿਵੇਂ ਹੈਰਾਨ ਹੁੰਦਾ ਹੈਰਾਨ ਤਾਂ ਜਿਹੜਾ ਹੈਰਾਨ ਹੁੰਦਾ ਉਹ ਤਾਂ ਗੁਰਮੁਖ ਬਣ ਗਿਆ ਫਿਰ ਫਿਰ ਉਹ ਸਿੱਖ ਬਣ ਗਿਆ ਫਿਰ ਉਹ ਛੁੱਟ ਗਿਆ ਫਿਰ ਫਿਰ ਉਹਦੇ ਬਾਅਦ ਤੇ ਇਹ ਛੁੱਟੇ ਫਿਰ ਫਾਸ ਨਾ ਪਾਏ ਉਹ ਇਸ ਤਰੀਕੇ ਨਾਲ ਛੁੱਟਦਾ ਫਿਰ ਫਾਸ ਪਾਉਂਦਾ ਹੀ ਨਹੀਂ ਫਿਰ ਨਹੀਂ ਫਾਸ ਪੈਂਦੀ ਉਹ ਔਹੰ ਕਰਤੀ ਮੈਂ ਮੂਈ ਸ਼ਬਦ ਰਵੈ ਮਨ ਗਿਆਨ ਸ਼ਬਦ ਰਵੈ ਮਨ ਗਿਆਨ ਪਰ ਜੇ ਉਪਦੇਸ਼ ਜਿਹੜਾ ਹੈ ਇਹ ਕਿਤੇ ਦੇ ਅੰਦਰ ਅਸਰ ਕਰ ਜਵੇ ਜਿਹਦੇ ਅੰਦਰ ਇਹ ਸੁੱਤੇ ਸੋ ਰਹੇ ਬੁੱਧੇ ਪਵਨ ਚ ਘੋਰਿਆ ਜਿਹਦੇ ਕੰਨ 'ਚ ਗੁਰਮਤਿ ਗੱਲ ਪਵੇ ਇਹਦੇ ਅੰਦਰ ਖਲਬਲੀ ਮਚਾ ਦੇ ਗੱਲ ਵੀ ਉਹ ਗੱਲ ਤਾਂ ਹੈ ਅਸੀਂ ਤਾਂ ਕਹਿੰਦੇ ਸੁਣਦੇ ਲੋਕ ਕੀ ਕਰਦੇ ਨੇ ਕਿਹਾ ਹੋਇਆ ਕੀ ਹੈ ਜਿਹਦੇ ਅੰਦਰ ਸ਼ਬਦ ਰਵ ਜਵੇ ਜਿਵੇਂ ਚੀਨੀ ਜੇ ਪਾਣੀ 'ਚ ਘੁਲ ਜਵੇ ਤਾਂ ਪਾਣੀ ਮਿੱਠਾ ਹੁੰਦਾ ਗੁੜ ਨੂੰ ਪਾਣੀ 'ਚ ਸੜ ਦੋ ਜਿੰਨਾ ਜਰ ਘੁਲਦਾ ਨਹੀਂ ਪਾਣੀ ਮਿੱਠਾ ਨਹੀਂ ਹੁੰਦਾ ਪਿਆਰੇ ਵਿੱਚ ਤੇ ਘੁਲਿਆ ਇਹ ਨਹੀਂ ਮਿੱਠਾ ਕਿਵੇਂ ਹੋ ਜਿੰਨਾ ਜਰ ਸ਼ਬਦ ਰਵਿਆ ਹੀ ਸਾਡੇ ਮਨ ਦੇ ਵਿੱਚ ਉਹਨਾਂ ਜਰੇ ਦਾ ਅਸਰ ਕੋਈ ਨਹੀਂ ਹੁੰਦਾ ਸ਼ਬਦ ਜਾਂ ਰੱਬ ਦਾ ਨਾ ਤਾਂ ਮੰਦਰ ਗਿਆਨ ਹੁੰਦਾ ਹੈ ਸ਼ਬਦ ਰਵੈ ਮਨ ਗਿਆਨ ਪਰ ਗਿਆਨ ਜੇ ਸ਼ਬਦ ਦਾ ਅਸਰ ਹੁੰਦਾ ਹੈ ਜਦ ਸ਼ਬਦ ਨੂੰ ਮੰਨ ਲੈਂਦਾ ਹੈ ਗੁਰਬਾਣੀ ਨੂੰ ਫੇਰ ਇਹਦਾ ਗਿਆਨ ਹੁੰਦਾ ਹੈ ਬੰਦੇ ਦੇ ਬਿਨਾਂ ਰੱਬ ਦਾ ਨਹੀਂ ਹਜ਼ਮੇ ਨਹੀਂ ਹੁੰਦੀ ਜਦ ਗੱਲ ਜੋ ਚੀਜ਼ ਹਜਮ ਹੋ ਗਈ ਉਹ ਸਾਡੇ ਸਰੀਰ ਜੇ ਵੇਦੇ ਚ ਪਈ ਚੀਜ਼ ਹੋਵੇ ਪਈ ਹੈ ਪਈ ਆ ਬਸ ਰਵਿਆ ਰਵਿਆ ਜਿੰਨਾ ਹਜਮ ਹੋ ਗਿਆ ਉਹਨਾਂ ਰਵ ਗਿਆ ਸਰੀਰ 'ਚ ਜਿੱਦੀ ਚੀਜ਼ ਹਜਮ ਹੋ ਗਿਆ ਰਸ ਉਹਨਾਂ ਸਰੀਰ ਦਾ ਹਿੱਸਾ ਬਣ ਗਿਆ ਜਿੱਦੀ ਇਹਦੀ ਸੋਚੀ ਬਾਣੀ ਦੀ ਆਈ ਮਨ ਦਾ ਹਿੱਸਾ ਬਣ ਗਈ ਉਹ ਮਨ ਤੇ ਵਿਚਾਰਨ ਕਰਤਾ ਸ਼ਬਦ ਰਵਾ ਮਨ ਗਿਆ ਹਾਰ ਡੋਰ ਕੰਕਣ ਘਣੇ ਕਰ ਥਾਕੀ ਸ਼ਿੰਗਾਰ ਪਹਿਲਾਂ ਕੀ ਕੀਤਾ ਬਥੇਰੇ ਬਾਣੇ ਪਾਏ ਅਲੱਗ-ਅਲੱਗ ਕਿਸਮ ਦੇ ਵਿਸ਼ਨੂੰ ਦੇ ਭਗਤ ਰਾਜੇ ਬਣਦੇ ਰਹੇ ਪਹਿਲਾਂ ਕਈ ਜਨਮਾਂ ਦੇ ਵਿੱਚ ਕਈ ਮਾਲਾ ਪਾਉਂਦੇ ਨੇ ਕਾਲਾ ਮੋਤੀਆਂ ਦੀਆਂ ਮਾਲਾ ਪਾਉਂਦੇ ਨੇ ਹਾਰ ਡੋਰ ਕੰਕਣ ਘੜੇ ਕੰਗਣ ਪਾਉਂਦੇ ਨੇ ਕੰਕਣ ਕੰਗਣ ਨੂੰ ਕਹਿੰਦੇ ਦੇ ਕੜੇ ਪਾਏ ਹੁੰਦੇ ਨੇ ਕੰਨਾਂ ਜੋ ਪਾਏ ਹੁੰਦੇ ਨੇ ਉਹ ਉੱਪਰ ਲਾਲ ਜਿਹੜਾ ਉਹ ਕੁੱਟੜ ਪਾ ਕੇ ਕੰਨਾਂ ਦੇ ਵਿੱਚ ਉੱਤੇ ਲਾਲ ਜੜੇ ਹੁੰਦੇ ਨੇ ਇਹ ਜੇ ਸ਼ਿਕਾਰ ਬਥੇਰੇ ਕੀਤੇ ਬੜੇ ਅਮੀਰੀ ਕੱਟੀ ਧਰਮ ਦੇ ਵਿੱਚ ਵੀ ਵਿਸ਼ਨੂ ਬਣ ਕੇ ਰਾਜਾ ਬਣ ਕੇ ਵੀ ਬੜੀ ਅਮੀਰੀ ਕੀਤੀ ਬੜੇ ਹਾਰ ਪਾਏ ਬੜੇ ਕੰਗਣ ਪਾਏ ਬੜਾ ਹਾਰ ਸ਼ਿਕਾਰ ਕੀਤਾ ਵੀ ਮੈਨੂੰ ਬੜੀ ਪਦਵੀ ਮਿਲੀ ਹੈ ਮਰ ਵਿਸ਼ਨੂ ਆਪਣੇ ਆਪ ਨੂੰ ਅਵਤਾਰ ਮੰਨਦਾ ਹੈ ਇਹ ਸ਼ਿਵਜੀ ਅਵਤਾਰ ਮੰਨਦਾ ਦੋਏ ਪਰਮ ਗਿਆਨੀ ਨੇ ਸੰਸਾਰੀ ਆਦਮੀ ਦੇ ਦੋਏ ਹਾਰ ਡੋਰ ਕੰਮ ਕਣ ਕਣੇ ਕਰ ਥਾਕੀ ਸ਼ਿੰਗਾਰ ਕੰਕਣ ਕੜਾ ਸ਼ਿਵਜੀ ਦੇ ਪਾਇਆ ਹੈ ਹਾਰ ਡੋਰ ਹੁੰਦੇ ਨੇ ਵਿਸ਼ਨੂੰ ਦੇ ਪਾਇਆ ਹੈ ਗਲ 'ਚ ਹਾਰ ਪਾਇਆ ਹੁੰਦੇ ਨੇ ਨਾ ਰਾਜਿਆਂ ਦੇ ਸਿਰ ਤੇ ਤਾਜ ਹੁੰਦੇ ਇਹ ਸ਼ਿੰਗਾਰ ਬਥੇਰੇ ਲੈ ਖੈੜਾ ਨਹੀਂ ਛੁੱਟਿਆ ਜਨਮ ਬਿਲਦਾ ਰਿਹਾ ਮ੍ਰਿਤਿਉ ਹੁੰਦੀ ਰਹੀ ਜਨਮ ਬਿਲਦਾ ਰਿਹਾ ਮ੍ਰਿਤਿਉ ਹੁੰਦੀ ਰਹੀ ਜਨਮ ਬਿਲਦਾ ਰਿਹਾ ਧਰਮ ਦੀ ਸੋਚ ਹੀ ਨਹੀਂ ਆਈ ਛੁੱਟਣ ਦੀ ਸਮਝ ਨਹੀਂ ਆਈ ਵੀ ਛੁੱਟਣਾ ਕਿਵੇਂ ਮੇਰਾ ਪ੍ਰੀਤਮ ਸੁਖ ਪਾਇਆ ਸਗਲ ਗੁਨਾਹ ਗਲ ਹਾਰ ਬਿਲ ਪ੍ਰੀਤਮ ਸੁਖ ਪਾਇਆ ਜਦ ਪ੍ਰੀਤਮ ਪ੍ਰੀਤਮ ਕੌਣ ਜਿਹੜਾ ਸੰਸਾਰ ਦਾ ਸਾਰਾ ਸੰਸਾਰ ਜਿਹਨੇ ਪੈਦਾ ਕੀਤਾ ਔਰ ਜਿਹਨੂੰ ਸਾਰੇ ਸੰਸਾਰ ਦੀ ਚਿੰਤਾ ਹੈ ਉਹ ਪ੍ਰੀਤਮ ਸਾਰੇ ਸੰਸਾਰ ਨਾਲ ਜਿਹੜਾ ਪ੍ਰੀਤ ਕਰਦਾ ਉਹੀ ਪ੍ਰੀਤਮ ਅਸੀਂ ਤਾਂ ਇੱਕ ਦੂਏ ਨਾਲ ਕਰਦੇ ਹੀ ਨਹੀਂ ਪ੍ਰੀਤ ਸ਼ਿਵ ਜੀ ਵਿਸ਼ਨੂੰ ਦੇ ਭਗਤਾਂ ਨਾਲ ਨਹੀਂ ਕਰਦਾ ਪ੍ਰੀਤ ਵਿਸ਼ਨੂੰ ਸ਼ਿਵ ਜੀ ਦੇ ਭਗਤਾਂ ਨਾਲ ਨਹੀਂ ਕਰਦਾ ਸਾਰਿਆਂ ਨਾਲ ਕੌਣ ਕਰਦਾ ਸਾਰੇ ਜੀ ਜੱਤ ਦਾ ਠਾਕੁਰ ਕੌਣ ਸਾਰੇ ਜੀ ਜਾਤ ਦਾ ਪਾਲਣਹਾਰ ਕੌਣ ਜੀ ਜੰਤ ਕੇ ਠਾਕਰਾ ਸਭ ਕੋ ਬਖਸ਼ਣਾ ਸਾਰਿਆਂ ਨੂੰ ਬਖਸ਼ਿਸ਼ਾਂ ਕੌਣ ਕਰਦਾ ਜਿਹੜੀ ਚੀਜ਼ ਦੀ ਲੋੜ ਹੈ ਲੋੜਾਂ ਪੂਰੀਆਂ ਕੌਣ ਕਰਦਾ ਸਾਰਿਆਂ ਦੀਆਂ ਉਹ ਪ੍ਰੀਤਮ ਮੇਰੇ ਪ੍ਰੀਤਮ ਸੁਖ ਪਾਇਆ ਜਦ ਉਹ ਪ੍ਰੀਤਮ ਮਿਲਿਆ ਜਦ ਹੁਕਮ ਮਿਲਿਆ ਹੁਕਮ ਨਾਲ ਸੁਰਤ ਸ਼ਬਦ ਦਾ ਵੇਲ ਹੋਇਆ ਸਗਲ ਗੁਨਾਹ ਗਲਹਾਰ ਬਸ ਸਾਰੇ ਗੁਣ ਦਾ ਗੁਣ ਧਾਰਨਾ ਕਿ ਗੁਣਾ ਦਾ ਹਾਰ ਕਿਉਂਕਿ ਸਰੀਰ ਉਹ ਸਰੀਰ ਦੇ ਹਾਰ ਪਾਉਂਦੇ ਤੇ ਇਹਨੇ ਆਤਮਾ ਦੇ ਆਤਮਾ ਦੇ ਜਿਹੜਾ ਹਾਰ ਪਊਗਾ ਗੁਣਾ ਦਾ ਪਊਗਾ ਸਰੀਰ ਦੇ ਜਿਹੜਾ ਹਾਰ ਪਊਗਾ ਉਹ ਜਿਹੜੇ ਪਾਉਂਦੇ ਨੇ ਹਾਰ ਵਿਸ਼ਰੂ ਦੇ ਰਾਜੇ ਉਹ ਪਊਗਾ ਕੋਈ ਫੁੱਲਾ ਦਾ ਪਾ ਕੋਈ ਮੋਤੀਆਂ ਦਾ ਬਾਲੋ ਨਾਨਕ ਗੁਰਮੁਖੀ ਪਾਈ ਇੱਥੇ ਮੋਤੀਆਂ ਦਾ ਹਾਰ ਹੋਊਗਾ ਇੱਥੇ ਫੁੱਲਾਂ ਦਾ ਹੋਊਗਾ ਦਰਗਾਹ 'ਚ ਖੜਿਆ ਨੂੰ ਜੁੱਤੀਆਂ ਦਾ ਲੱਗਦਾ ਹੈ ਇੱਥੇ ਦੇ ਦ੍ਰਿਸ਼ਟੀ ਜਿਹੜੇ ਜੋ ਵੀ ਚੀਜ਼ ਹੈ ਮਾਇਆ ਦਰਗਾਹ ਵਾਲਿਆਂ ਵਾਸਤੇ ਬੇਖਾ ਬੇਖਾ ਇਸ ਕਰਕੇ ਜੁੱਤੀ ਨੂੰ ਬੇਖਤਾ ਜੁੱਤੀ ਨੂੰ ਵੀ ਭੈੜੀ ਹੈ ਜੁੱਤੀ ਨੂੰ ਹੱਥ ਲਾ ਕੇ ਪਰ ਰੋਟੀ ਨਹੀਂ ਖਾਂਦੇ ਤੋਲੇ ਵੇਖ ਨੂੰ ਕੇ ਵੀ ਰੋਟੀ ਖਾਂਦੇ ਘਟਿਆ ਚੀਜ਼ ਦਾ ਰੋਲ ਵੇਖ ਸਭ ਤੋਂ ਘਟਿਆ ਚੀਜ਼ ਦਾ ਪਰ ਮਾਇਆ ਦਾ ਵੇਖ ਇਹ ਹਾਲ ਦਰਗਾਹ ਵਾਲਿਆਂ ਵਾਸਤੇ ਵਿਖਨੇ ਸਾਡੇ ਵਾਸਤੇ ਸਾਡੇ ਵਾਸਤੇ ਇਹ ਜਿਹੜਾ ਹੈਗਾ ਚੌਧਰ ਹੈ ਵਡਿਆਈ ਹੈ ਉੱਥੇ ਵਾਲਿਆਂ ਵਾਸਤੇ ਨੀਚਤਾ ਆਪਨ ਖੋਜੋ ਜਾਣੇ ਉੱਚਾ ਸੋਈ ਕਣੀਆਂ ਸਭ ਤੇ ਨੀਚਾ ਜਤੀਆਂ ਦਾ ਹਾਰ ਕਿਤੇ ਪਾਈਦਾ ਜਿਹਨੂੰ ਨੀਚਾ ਦਿਖਾਉਣਾ ਹੋਵੇ ਕਹਿੰਦੇ ਹੁਣੇ ਆਕੜੇ ਹੱਥੇ ਨੇ ਜੁੱਤੀਆਂ ਦਾ ਹਾਰ ਪਾ ਕੇ ਫਿਰ ਉਹਨੂੰ ਸ਼ਹਿਰ ਚ ਕਾਲਾ ਮੂੰਹ ਕਰਕੇ ਨੀਚਾ ਦਿਖਾਉਣ ਵਾਸਤੇ ਇਹਦਾ ਇਹਦੀ ਆਕੜ ਜਿਹੜੀ ਹੈ ਹੋ ਦਰਗਾਹ 'ਚ ਹੰਕਾਰੀਆਂ ਨੂੰ ਨੀਚਾ ਦਿਖਾਇਆ ਜਾਂਦਾ ਨੀਚੀ ਲਗਾ ਨੀਚਾ ਨੀਚ ਮੰਨਿਆ ਜਾਂਦਾ ਆਪਣ ਜੋ ਆਪ ਕੋ ਜੋ ਭਲਾ ਕਹਾਵੇ ਜਿਹੜਾ ਰੋਕਦਾ ਨਹੀਂ ਨਾ ਸੰਤ ਆਪਣੇ ਆਪ ਨੂੰ ਸੰਤ ਕਹਿਣ ਤੇ ਜਾਂ ਗੁਰੂ ਕਹਿਣ ਤੇ ਭਲਾ ਕਹਾਉਂਦਾ ਇਹਦਾ ਮਤਲਬ ਬੋਰਡ ਲਾਉਂਦਾ ਸੰਤ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਇਹ ਉਹ ਭਾਵੇਂ ਲੋਕਾਂ ਨੂੰ ਕਹਿੰਦੇ ਜੀ ਮੈਂ ਤਾਂ ਕਹਿਣਾ ਨਹੀਂ ਇਹ ਕਰੀ ਜਾਂਦੇ ਨੇ ਇਹ ਤਾਂ ਕਹਿਣ ਦੀ ਗੱਲ ਹੈ ਨਾ ਤੇ ਸੇ ਭਲਾਈ ਡਾਕਟਰ ਉਹਦੇ ਡਿੜੇ ਤੇੜੇ ਵੀ ਭਲਾਈ ਨਹੀਂ ਬਹਾ ਕਪਟੀ ਆਦਮੀ ਹੁੰਦਾ ਕਿਸੇ ਦਾ ਭਲਾ ਕਰੇ ਨਹੀਂ ਸਕਦਾ ਇਹ ਗੁਰਬਾਣੀ ਦੀ ਭਗਤੀ ਹੈ ਸਾਰੀ ਔਰ ਹੈ ਵੀ ਕਪਟੀ ਉਹ ਕੀ ਲੋੜ ਹੈ ਤੁਹਾਨੂੰ ਇਹ ਕਹਿਣ ਦੀ ਕਦੇ ਖੁਸ਼ਬੂ ਨੇ ਕਦੇ ਨਹੀਂ ਕਿਹਾ ਵੀ ਮੈਂ ਖੁਸ਼ਬੂ ਹਾਂ ਜਿੱਦੋਂ ਜਾਂਦੀ ਆਪੇ ਪਤਾ ਲੱਗ ਜਾਂਦਾ ਲੋਕ ਕਹਿੰਦੇ ਨੇ ਖੁਸ਼ਬੂ ਹੈ ਉਹਨੂੰ ਕੀ ਲੋੜ ਹੈ ਦੀ ਹਵਾ ਚਲਦੀ ਹੈ ਜਿੱਦੋਂ ਹਵਾ ਜਾਂਦੀ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਸੂਰਜ ਨੇ ਕਦੇ ਨਹੀਂ ਦੱਸਿਆ ਵੀ ਮੈਂ ਆ ਗਿਆ ਕਿਸੇ ਨੂੰ ਹਾਕਾ ਨਹੀਂ ਮਾਰਦਾ ਵੀ ਮੈਂ ਆ ਗਿਆ ਤੁਸੀਂ ਉੱਠ ਖੜੋ ਚੜ੍ਹਦਾ ਪਤਾ ਲੱਗ ਜਾਂਦਾ ਨਾਨਕ ਗੁਰਮੁਖੀ ਪਾਈਐ ਹਰ ਸਿਉ ਪ੍ਰੀਤ ਪਿਆਰ ਨਾਨਕ ਗੁਰਮੁਖੀ ਪਾਈਐ ਨਾਨਕ ਕਹਿੰਦੇ ਨੇ ਗੁਰਮੁਖੀ ਪਾਈਐ ਗੁਰਮੁਖ ਕਰੇ ਪ੍ਰਾਪਤ ਕੀਤਾ ਜਿਹੜੇ ਗੁਰਮੁਖੀ ਬੁੱਧੀ ਹੈ ਜਿਨ੍ਹਾਂ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਕਿਹਦੀ ਪ੍ਰੀਤਮ ਦੀ ਉਹਨਾਂ ਨੂੰ ਪਤਾ ਲੱਗਿਆ ਪ੍ਰੀਤਮ ਕੌਣ ਹਰ ਬਿਨ ਕਿਨੀ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਤੇ ਬਿਨ ਆਪਣੇ ਹਰ ਕੌਣ ਸਾਡਾ ਬੂੜ ਹਰ ਹੈ ਹਰ ਜਿਉ ਹਰ ਕੋਮਲ ਹੋਣਾ ਹਰ ਜਿਉ ਗੁਫਾ ਅੰਦਰ ਰੱਖ ਕੇ ਅਨੰਦ ਸਾਹਿਬ ਹਰ ਨੇ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਹੋ ਜਾ ਵਜਾਇਆ ਤਾਂ ਬਾਜਾ ਪੌਣ ਦੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾ ਗੁਰੂ ਦੁਆਰੇ ਲਾਏ ਭਾਵਨਿਕ ਨਾ 10 ਵਾਰ ਦੁਆਰ ਦਿਖਾਇਆ ਹਰ ਜਿਹੜਾ ਸਾਡਾ ਮੂਲ ਹਰ ਮੂਲ ਹੈ ਸਾਡਾ ਇਹ ਜੀਉ ਹੈ ਹਰ ਤੋਂ ਪੈਦਾ ਹੋਇਆ ਹੈ ਹਰ ਰਾਮ ਨੂੰ ਕਿਹਾ ਰਾਮ ਵਰ ਹਰ ਕੋਈ ਗੱਲ ਕਹੋ ਕਬੀਰ ਤੂੰ ਰਾਮ ਕੀ ਇਹ ਉਹਦੀ ਅਰਸ਼ ਜਿਵੇਂ ਸੂਰਜ ਤੋਂ ਕਿਰਨ ਪੈਦਾ ਹੁੰਦੀ ਹੈ ਦੀਵੇ ਤੋਂ ਲਾਈਟ ਪੈਦਾ ਹੁੰਦੀ ਹੈ ਤਤ ਤੋਂ ਤੇਲ ਤੋਂ ਤੇਲ ਤੋਂ ਲਾਈਟ ਪੈਦਾ ਹੁੰਦੀ ਹੈ ਉਹ ਤਤ ਹੈ ਇਹ ਲਾਈਟ ਹੈ ਹਰ ਤਤ ਤਤ ਰੂਪ ਹੈ ਹਰੀ ਬਿਨ ਕਿਨੀ ਸੁਖ ਪਾਇਆ ਦੇਖੋ ਮਨ ਵਿਚਾਰ ਉਹਦੇ ਵਿੱਚ ਸੁਖ ਉਹਦੇ ਨਾਲ ਜੁੜ ਕੇ ਸੁਖ ਦੇਖੋ ਮਨ ਵਿਚਾਰ ਇਹ ਮਨ ਚ ਵਿਚਾਰ ਕੇ ਦੇਖ ਲਓ ਜੇ ਹਰ ਦਿਨ ਹਰ ਦਾ ਦਰਸ਼ਨ ਕਰਾਂਗੇ ਹਰ ਜੋ ਪੈਦਾ ਹੋ ਕੇ ਹਰ ਦਾ ਹੀ ਦਰਸ਼ਨ ਕਰਾਂਗੇ ਫਿਰ ਸੁਖ ਹੈ ਜੇ ਸੰਸਾਰ ਦਾ ਦਰਸ਼ਨ ਕਰਾਂਗੇ ਫਿਰ ਦੁੱਖ ਹੈ ਹਰ ਤੋਂ ਪੈਦਾ ਹੋ ਕੇ ਹਰ ਨਾਲ ਜੁੜਾਂਗੇ ਫਿਰ ਸਾਬਤ ਸੂਰਤ ਬਣ ਗਏ ਜੇ ਹਰ ਤੋਂ ਪੈਦਾ ਹੋ ਕੇ ਅੱਖਾਂ ਕੰਨਾਂ ਤੇ ਸੰਸਾਰ ਨਾਲ ਜੁੜਾਂਗੇ ਅਗਰ ਨਾਲ ਜੁੜਾਂਗੇ ਫਿਰ ਦੁੱਖ ਪੈਦਾ ਸੰਸਾਰ ਪੈਦਾ ਹਰ ਤੋਂ ਹੋ ਕੇ ਹਰ ਨਾਲੇ ਹਰ ਨੂੰ ਦੇਖਣਾ ਆਪਣੇ ਦਰਬਾਨ ਮੇ ਸਰਦੀਵਾ ਕਰਦੇ ਹਰ ਅੰਦਰ ਹੈ ਸਭਾ ਘਟ ਰਾਮ ਬੋਲ ਹਰੀ ਪੜਨਾ ਸਭਾ ਘਟ ਰਾਮ ਬੋਲੇ ਜਿੱਤੇ ਘਟ ਹੈ ਉੱਥੇ ਰਾਮ ਕਣ ਵਿੱਚ ਘਟ ਨਹੀਂ ਹੁੰਦਾ ਜਿਹੜਾ ਕਹਿੰਦਾ ਕਣ ਕਣ ਚ ਕਣ ਵਿੱਚ ਘਟ ਨਹੀਂ ਹੁੰਦਾ ਕਣ ਵਿੱਚ ਘਟ ਨਹੀਂ ਹੁੰਦਾ ਜਿੱਥੇ ਜੀ ਹੈ ਉੱਥੇ ਘਟ ਜੀ ਕਿੱਥੇ ਜੀਵਨ ਕਿੱਥੇ ਜਿੱਥੇ ਜੀਵਨ ਹੈ ਉੱਥੇ ਘਟ ਹੈ ਜਿੱਥੇ ਜੀਵਨ ਹੈ ਉੱਥੇ ਉਧਰ ਹੈ ਪੇਟ ਹੈ ਜਿਹੜਾ ਕਾਣਾ ਵੱਧਦਾ ਨਹੀਂ ਕੁਝ ਹੁੰਦਾ ਨਹੀਂ ਕਣ ਤਾਂ ਵੱਜ ਜਵੇ ਬਰੀਕ ਬੀਜ ਤੋਂ ਬਰੋਟਾ ਬਣ ਜਾਂਦਾ ਪੈਦਾ ਹੋ ਜਾਂਦਾ ਕਿ ਉੱਥੇ ਘਾਟ ਹੈ ਜੀ ਹੈ ਉਹਦੇ ਬਰੋਟੇ ਦਾ ਬੀਜ ਕਿੰਨਾ ਹੁੰਦਾ ਤਾਂ ਕਿੱਡਾ ਵੱਡਾ ਬਰੋਟਾ ਜਾਂਦਾ ਕਣ ਤੋਂ ਵੀ ਵੱਡਾ ਹੁੰਦਾ ਜਿਹੜੇ ਲੋਕ ਕਣ ਕਣ ਚ ਕਹਿੰਦੇ ਨੇ ਉਹ ਉਹੀ ਨੇ ਜਿਹੜੀ ਮਤ ਬਾਲਾ ਗੁਰਬਤ ਸੁਣ ਕੇ ਹੈਰਾਨ ਤਾਂ ਹੁੰਦਾ ਕਣਕੜ ਜਿਹੜਾ ਦੇਖਦਾ ਕਣਕੜ 'ਚ ਹੈ ਨਹੀਂ ਫਿਰ ਹੈਰਾਨ ਹੁੰਦਾ ਵੀ ਸਾਰੀ ਦੁਨੀਆ ਬਲਦੀ ਹੈ ਕਣਕੜ 'ਚ ਕਣਕੜ 'ਚ ਹੈ ਨਹੀਂ ਇਹ ਤਾਂ ਹੈਰਾਨੀ ਦੀ ਗੱਲ ਹੈ ਸਭ ਲੋਕ ਪਾਗਲੇ ਨੇ ਪਾਗਲੇ ਨੇ ਸਭ ਲੋਕ ਜੇ ਕਣਕੜ 'ਚ ਫਿਰ ਅਲਿਪਤ ਕਿਵੇਂ ਹੋ ਪਾਗਲ ਤਾਂ ਤਾਂ ਹੀ ਅਲਿਪਤ ਵੀ ਮੰਨੀ ਜਾਂਦੇ ਨੇ ਕਣਕੜ 'ਚ ਵੀ ਮੰਨੀ ਜਾਂਦੇ ਨੇ ਫਿਰ ਅਲਿਪਤ ਕਿਵੇਂ ਹੋ ਗਿਆ ਫਿਰ ਤਾਂ ਮਾਇਆ ਲਿਪਤ ਹੈ ਜੇ ਕਣ ਕਣ ਚਾ ਫੇ ਮਾਇਆ ਚ ਲਿਪਤ ਵੀ ਹੈ ਐਸਾ ਸਵਾਲ ਉਲਝਾ ਲਿਆ ਇਹਨਾਂ ਨੇ ਨਾ ਤਾਂ ਇਹਦਾ ਹੱਲ ਨਹੀਂ ਹੁੰਦਾ ਮੰਨ ਲਿਆ ਕਣ ਕਣ ਚ ਐਸਾ ਉਲਝ ਗਿਆ ਹੈ ਸਵਾਲ ਇਹਨਾਂ ਦਾ ਕਣ ਕਣ ਚ ਬੰਦੇ ਤੇ ਕੁਝ ਮੰਨਤਾਵਾ ਐਸੀ ਰਹਿ ਗਈ ਉਹਨੇ ਸਵਾਲ ਹੱਲ ਨਹੀਂ ਹੋ ਸਕਦਾ ਉਹ ਮੰਨਤਾਵਾ ਗਲਤ ਨੇ ਨਾ ਦੀਆਂ ਇਹ ਪਰਮਾਤਮਾ ਦੇ ਲਈ ਇਹ ਬੋਲਤਾ ਹੋਈ ਗਲਤ ਹੈ ਪਰਮਾਤਮਾ ਚ ਲੀਨ ਨਹੀਂ ਹੋਣਾ ਪਰਮਾਤਮਾ ਨੇ ਵੱਡ ਹੈ ਇਹ ਹੈਰਾਨੀ ਦੀ ਗੱਲ ਹੈ ਉਹ ਇਹਨਾਂ ਦਾ ਆਪ ਪਰਮਾਤਮਾ ਬਣਨਾ ਹੈ ਪਰਮਾਤਮਾ ਕਿਹੜੇ ਚ ਲੀਨ ਹੋਣਾ ਹੈ ਇੱਥੋਂ ਹੀ ਸਵਾਲ ਉਹਨਾਂ ਦੇ ਉਲਝੇ ਹੋਏ ਨੇ ਜਿੱਦੀ ਆਤਮ ਜਾਣਿਆ ਪਰਮਾਤਮ ਸੋਈ ਉਹ ਆਪ ਪਰਮਾਤਮਾ ਹੈ ਪਰਮ ਆਤਮ ਹੈ ਪਰਮਾਤਮਾ ਕੋਈ ਸ਼ਬਦ ਹੀ ਨਹੀਂ ਹੈ ਪਰਮ ਆਤਮ ਸ਼ਬਦ ਹੈ ਆਤਮਾ ਦੀ ਸਰਵ ਸ੍ਰੇਸ਼ਟ ਫਰਮ ਸਰਵ ਸ੍ਰੇਸ਼ਟ ਸਰੂਪ ਆਤਮਾ ਦਾ ਪਰਮ ਆਤਮ ਸਾਬਤ ਸੂਰਤ ਦਸਤਾਰ ਸਰਾ ਜਿਹਨੂੰ ਕਹਿੰਦੇ ਨੇ ਉਹ ਪਰਮ ਆਤਮ ਹੈ ਉਹ ਹੈ ਸਤਗੁਰ ਕਾ ਜੋ ਸਿੱਖਾ ਖਾਏ ਗੁਰ ਸਤਗੁਰ ਕਾ ਜੋ ਸਿੱਖਾ ਕਾਇਮ ਉਹ ਸਿੱਖ ਉਹ ਸਿੱਖ ਦੀ ਗੱਲ ਉਹ ਪਰਮ ਆਤਮ ਦੇ ਬਰਾਬਰ ਉਦੋਂ ਵੱਡੀ ਆਤਮਾ ਕੋਈ ਨਹੀਂ ਉਦੋਂ ਵੱਡੀ ਤਰੱਕੀ ਆਤਮਾ ਨਹੀਂ ਕਰ ਸਕਦੀ ਉਦੋਂ ਬਾਅਦ ਆਤਮਾ ਫਿਰ ਸ਼ਬਦ ਚ ਲੀਨ ਹੋ ਜਾਂਦੀ ਹੈ ਬਸ ਪਹਿਲੀ ਰੋ ਜਾਂਦੀ ਗੁਰ ਸ਼ਬਦ ਹੈ ਅਵਰ ਨਾ ਜਾਣੇ ਕੋਈ ਜੀ ਫਿਰ ਤਾਂ ਫਿਰ ਤਾਂ ਬੂਦ ਨੇ ਸਮੁੰਦਰ ਦੇ ਵਿੱਚ ਸਮਾਇਆ ਜਾਣਾ ਫਿਰ ਤਾਂ ਜਿਹੜੀ ਉੱਡਦੀ ਸੀ ਧੂੜ ਦਾ ਖਣੂਕਾ ਆਕਾਸ਼ ਦੇ ਵਿੱਚ ਜ਼ਮੀਨ ਤੇ ਡੇਗਿਆ ਜ਼ਮੀਨ ਦਾ ਜ਼ਮੀਨ ਦਾ ਪਾਰਟ ਬਣ ਗਿਆ ਜ਼ਮੀਨ ਦੇ ਨਾਲ ਜੁੜ ਗਿਆ ਵੱਖਰਾ ਨਹੀਂ ਹੈ ਪਹਿਲਾਂ ਆਕਾਸ਼ ਵੱਖਰਾ ਸੀ ਫੁੱਲ ਵੱਖਰਾ ਨਹੀਂ ਹੈ ਸਾਰਿਆਂ ਦੇ ਨਾਲ ਜੁੜ ਗਿਆ ਹਰੀ ਪੜਨਾ ਹਰੀ ਬੁੱਝਣਾ ਹਰ ਪੜਨਾ ਹਰ ਬੁੱਝਣਾ ਹਰੀ ਪੜਨ ਰੱਖੋ ਪਿਆਰ ਹਰ ਸੋ ਰੱਖੋ ਪਿਆਰ ਹਰ ਪੜਨਾ ਹਰ ਬੁੱਝਣਾ ਪੜਨਾ ਹਰ ਹੈ ਦੇਖੋ ਪੜਨਾ ਲਿਖਿਆ ਤੇ ਹਰ ਜਪਣਾ ਨਹੀਂ ਲਿਖਿਆ ਪੜਨ ਦਾ ਮਤਲਬ ਸਮਝਣਾ ਹੈ ਕੀ ਹੈ ਪੜ ਕੇ ਫਿਰ ਬੁਝਣਾ ਬੁਝਣਾ ਤਾਂ ਤਾਂ ਪੜਨਾ ਪਹਿਲਾਂ ਤਾਂ ਸਮਝਣਾ ਬਾਹਰੋਂ ਹੈ ਬੁਝਣਾ ਅੰਦਰੋਂ ਪੜਨਾ ਤਾਂ ਬਾਹਰੋਂ ਹੈ ਬੁਝਣਾ ਅੰਦਰੋਂ ਸਮਝਣਾ ਬਾਹਰੋਂ ਹੈ ਬੁਝਣਾ ਅੰਦਰੋਂ ਹਰ ਪੜਨਾ ਹਰ ਬੁਝਣਾ ਹਰ ਸਿਓ ਰੱਖੋ ਪਿਆਰ ਹਰ ਸਿਓ ਰੱਖੋ ਪਿਆਰ ਹਰ ਦੇ ਨਾਲ ਪਿਆਰ ਰੱਖੋ ਜੋਤ ਨਾਲ ਪਿਆਰ ਰੱਖੋ ਜਿਹਦਾ ਹਰ ਨਾਲ ਪਿਆਰ ਹੈ ਹਰ ਘਟ ਘਟ ਮੈਂ ਹਰ ਜੂ ਬਸ ਜੇ ਹਰ ਨਾਲ ਪਿਆਰ ਹੈ ਤਾਂ ਸਭ ਨਾਲ ਪਿਆਰ ਹੈ ਕਿਉਂਕਿ ਘਟ ਘਟ ਮੈਂ ਹਰ ਜੂ ਬਸ ਹੈ ਹਰ ਤਾਂ ਸਾਰਿਆਂ 'ਚ ਦੇਖੋ ਜੀਵ ਜਿਹੜਾ ਆਤਮ ਉਹ ਡਿਫਰੈਂਟ ਹੈ ਸਾਡੀ ਵੱਖਰੀ ਵੱਖਰੀ ਹੈ ਉਹਦਾ ਸੁਭਾਅ ਵੱਖਰਾ ਵੱਖਰਾ ਹਰ ਦਾ ਸੁਭਾਅ ਨਹੀਂ ਵੱਖਰਾ ਜਿਹੜਾ ਅੰਦਰ ਹਾਰਾ ਸਾਰਾ ਦੇ ਕੋਈ ਹੈ ਅੰਤਰਾਤਮਾ ਸਾਰਿਆਂ ਦੀ ਇੱਕ ਹੈ ਉਹਦਾ ਸੁਭਾਅ ਇੱਕ ਹੈ ਉਹਦੇ ਚ ਭੇਦਭਾਵ ਹੈ ਨਹੀਂ ਆ ਜਿਹੜਾ ਜੀਵ ਹੈ ਇਹਦੇ ਚ ਸਾਰੀਆਂ ਖਰਾਬੀਆਂ ਨੇ ਅੰਤਰਾਤਮਾ ਦਾ ਪਹਿਲਾਂ ਸ਼ੁੱਧ ਹੈ ਅਸ਼ੁੱਧਤਾ ਬਾਹਰ ਲੈ ਇਹਨੇ ਸ਼ੁੱਧ ਹੋ ਲੈ ਇਹ ਸ਼ੁੱਧ ਹੋ ਗਿਆ ਦੋ ਇੱਕ ਹੋ ਗਏ ਜੇ ਹਰ ਨਾਲ ਇਹ ਪਿਆਰ ਰੱਖੇ ਤਾ ਸੰਸਾਰ ਸਾਰੇ ਨਾਲ ਪਿਆਰ ਹੋ ਜਾਣਾ ਕੁਦਰਤੀ ਗੱਲ ਉਹਨਾਂ ਦੇ ਮਨ ਚਾਹੇ ਮੈਲੇ ਨੇ ਪਏ ਹੋਣ ਜੇ ਮੈਲੇ ਨੇ ਸਜ਼ਾ ਵੀ ਤਾਂ ਉਹਨਾਂ ਨੂੰ ਜਿਹੜੇ ਜੇਲ ਚ ਆਦਮੀ ਨੇ ਜਿਹੜੇ ਤਾਹੀ ਨੇ ਜਿਹਨਾਂ ਚ ਕੋਈ ਖਰਾਬੀ ਹੈ ਜੇ ਚ ਕੋਈ ਕਮੀ ਹੈ ਜੇਲ੍ਹ ਚ ਵੀ ਤਾਂ ਉਹੀ ਨੇ ਫਿਰ ਗੁੱਸਾ ਕਰਦਾ ਕਿਸੇ ਉਹਦੇ ਤੇ ਗੁੱਸਾ ਫਿਰ ਕਾਦਾ ਰਹੇਗਾ ਉਹਨਾਂ ਨੂੰ ਸਜ਼ਾ ਮਿਲੀ ਹੋਈ ਹੈ ਜੇਲ੍ਹ 'ਚ ਨੇ ਤੁਸੀਂ ਜੇ ਜੇਲ੍ਹ 'ਚੋਂ ਬਾਹਰ ਜਾਣ ਥੋੜਾ ਸੁਭਾਅ ਉਹਨਾਂ ਵਾਲਾ ਚਾਹੀਦਾ ਜਿਹੜੇ ਜੇਲ੍ਹ ਤੋਂ ਬਾਹਰ ਨੇ ਸੱਚਖੰਡ ਦੇ ਵਿੱਚ ਉਹ ਕੀ ਨੇ ਸਰਬ ਕੀ ਚਿੰਤਾ ਸਭ ਫਸਿਆ ਦੀ ਜੇਲ੍ਹ ਵਾਲਿਆਂ ਦੀ ਚਿੰਤਾ ਸਾਰੇ ਉਹਨਾਂ ਨੂੰ ਮੇਰਾ ਨੂੰ ਕਿਵੇਂ ਛੜਾਈਏ ਮੂਰਖ ਤਾਂ ਹੈਗਾ ਉਹਨੂੰ ਸਮਝਾਈਏ ਕਿਵੇਂ ਮੂਰਖਾ ਨੂੰ ਵੀ ਇਹਦਾ ਮੂਰਖ ਨੇ ਸਮਝਾਉਣ ਵਾਲੇ ਦੇ ਵੀ ਕੱਪੜੇ ਪਾੜ ਨੂੰ ਜਾਂਦੇ ਨੇ ਇਹਨਾਂ ਦਾ ਗੁੱਸਾ ਨਹੀਂ ਕਰਨਾ ਇਹਨਾਂ ਨੂੰ ਫਿਰ ਵੀ ਸਮਝੋ ਬੁਰੇ ਦਾ ਭਲਾ ਕਰ ਹੈ ਬੁਰੇ ਨੇ ਠੀਕ ਹੈ ਜਿਹੜਾ ਭਲਾ ਕਰਦੇ ਨੂੰ ਭਲਾ ਮੰਨਦਾ ਨਹੀਂ ਨਾ ਉਹ ਬੁਰਾ ਹੁੰਦਾ ਵੈਸੇ ਭਲਾ ਉਹ ਬੁਰਾ ਨਹੀਂ ਹੈਗਾ ਕਰ ਸਕਦਾ ਬੁਰਾ ਕਰ ਸਕਣ ਦੀ ਸੈਂਸ ਵਿੱਚ ਬੁਰੇ ਨਹੀਂ ਅਸੀਂ ਹੈਗੇ ਬੁਰਾ ਕਰ ਨਹੀਂ ਸਕਦੇ ਇਸ ਕਰਕੇ ਅਸੀਂ ਬੁਰੇ ਨਹੀਂ ਫਿਰ ਵੀ ਬੁਰੇ ਕਿਉਂ ਤੁਮ ਕਰੋ ਭਲਾ ਹਮ ਭਲਾ ਨਾ ਜਾਂਦੇ ਤੂੰ ਸਭ ਦਾ ਭਲਾ ਕਰਦਾ ਪਰ ਅਸੀਂ ਨਹੀਂ ਇਹ ਜਾਣ ਜਾਣ ਰਹੇ ਕੇ ਤੂੰ ਭਲਾ ਕਰਦਾ ਅਸੀਂ ਕਹਿੰਦਾ ਤਾਂ ਕਹਿ ਰਿਹਾ ਕਰਤਾ ਰੱਬ ਨੇ ਕੋਲੇ ਪਾਤੇ ਸਾਡੀ ਤੇ ਪੱਟੀ ਵੀ ਉੱਥੇ ਕਰਤੀ ਸਾਡਾ ਹੀ ਪੈਰ ਪੈ ਗਿਆ ਨਾਲ ਦਾ ਕਿ ਚੰਗਾ ਭਲਾ ਸਾਡੀ ਘੱਟ ਨਿਕਲੀ ਹੈ ਕੱਟ ਗਈ ਦੀ ਵੱਧ ਨਿਕਲੀ ਹੈ ਸਭ ਭਲਾ ਹੋ ਜਾ ਅਸੀਂ ਤੇਰੇ ਭਲੇ ਕੀਤੇ ਨੂੰ ਭਲਾ ਜਾਣਦੇ ਸਮਝਦੇ ਇਸ ਕਰਕੇ ਬੋਲੇ ਇਸ ਕਰਕੇ ਬੋਲੇ ਉਹ ਬੁਰਾ ਕਰ ਨਹੀਂ ਸਕਦੇ ਸੀ ਕਿਸੇ ਦਾ ਤੂੰ ਭਲਾ ਕਰਦੇ ਭਲਾ ਕਰਨ ਵਾਲੇ ਦੇਖੋ ਕਿਸੇ ਬੱਚੇ ਨੂੰ ਆਪਾਂ ਸਮਝਾ ਰਹੇ ਹਾਂ ਵੀ ਭਾਈ ਤੂੰ ਦੇਖ ਪੜਿਆ ਕਰ ਆ ਜਿਹੜੇ ਦੂਏ ਨੇ ਫਿਰਦੇ ਲਫੈਂਡ ਇਹਨਾਂ ਨਾਲ ਤੂੰ ਸੰਗਤ ਛੱਡਦੇ ਇਹ ਤਾਂ ਦਿਲ ਪਹਿਲਾਂ ਪੜੇ ਦੀ ਥੋੜੇ ਨਸ਼ੇ ਨੁਸ਼ੇ ਕਰਦੇ ਰਹੇ ਨਾ ਕੋਲ ਨਾ ਬੈਠਿਆ ਕਰ ਇਹਨੂੰ ਨਸ਼ੇ ਲਾ ਦੇਣਗੇ ਉਹ ਸਾਡੀ ਗੱਲ ਦਾ ਬੁਰਾ ਬੁਰਾ ਗੱਲ ਤਾਂ ਉਹ ਚੰਗੀ ਕਹੀ ਹੈ ਇਹ ਜਾਈ ਹੈ ਸੰਸਾਰ ਚੰਗੀ ਕਹਿਣੇ ਵਾਲੀ ਨੂੰ ਬੁਰੀ ਲੱਗ ਜਾਂਦੀ ਹੈ ਭਲੀ ਕਹੀ ਬੁਰੀ ਲੱਗੀ ਬੁਰੀ ਲੱਗੀ ਉਹਨੂੰ ਚੰਗੀ ਨਹੀਂ ਲੱਗੀ ਗੁਰਮਤ ਸਾਰਿਆਂ ਦਾ ਭਲਾ ਕਰਨ ਦੀ ਗੱਲ ਕਹਿ ਰਹੀ ਹੈ ਜਿਹਨੂੰ ਗੁਰਮਤ ਵੀ ਬੁਰੀ ਲੱਗਦੀ ਹੈ ਉਹਨੂੰ ਫਿਰ ਕੀ ਕਹੀਏ ਉਹਨਾਂ ਨੂੰ ਕਹੇ ਬੁਰੇ ਨੇ ਠੀਕ ਹੈ ਫਰੀਦ ਕਹਿੰਦਾ ਪਰ ਤੂੰ ਭਲਾ ਹੀ ਕਰ ਇਹਨਾਂ ਦਾ ਫਰੀਦਾ ਬੁਰੇ ਦਾ ਭਲਾ ਕਰ ਇਹ ਸਾਰੇ ਮਨਵਤੀਏ ਬੁਰੇ ਨੇ ਜੱਗੇ ਨਹੀਂ ਆਣੇ ਇੱਕ ਦੂਏ ਦਾ ਵੀ ਬੁਰਾ ਕਰਕੇ ਰਾਜੀ ਨੇ ਸੋਚਦੇ ਨੇ ਬੁਰਾ ਹੁੰਦਾ ਨਹੀਂ ਰਹਦੇ ਐਵੇਂ ਬੇਮਤਲਬ ਬੁਰੇ ਬਣਦੇ ਨੇ ਖੋੜ ਰੱਖੀ ਬੈਠੇ ਨੇ ਮਨ ਚ ਬੇਮਤਲਬ ਆਪਣੇ ਉਹਦੀ ਸਜ਼ਾ ਵੀ ਭੁਗਤੀ ਜਾਂਦੇ ਨੇ ਛੱਡਦੇ ਫਿਰ ਵੀ ਤੂੰ ਇਹਨਾਂ ਨੂੰ ਸਮਝਾ ਵੀ ਇਹ ਬੁਰਾਈ ਛੱਡ ਦੋ ਇਹੀ ਭਲਾ ਹੋਰ ਭਲਾ ਇਹ ਨਹੀਂ ਹੈਗਾ ਵੀ ਉਹਨਾਂ ਖਾਤਰ ਹਸਪਤਾਲ ਖੋਲ ਦੋ ਫਰੀਦ ਨੇ ਦੱਸੋ ਕੀ ਭਲਾ ਬੁਰਾ ਕੀਤਾ ਬੁਰਿਆਂ ਨਾਲ ਕੀ ਭਲਾ ਕੀਤਾ ਦੱਸੋ ਜਿਹੜੇ ਹੁਣ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਜੋ ਫਰੀਦ ਨੇ ਕੀਤਾ ਤੁਸੀਂ ਕਰ ਲਓ ਬੁਰੇ ਦਾ ਭਲਾ ਕੀਤਾ ਨਾ ਫਰੀਦ ਨੇ ਬੁਰੇ ਦਾ ਭਲਾ ਤਾਂ ਬਹੁਤ ਔਖਾ ਕਰਨਾ ਸਭ ਤੋਂ ਔਖਾ ਕਿਉਂਕਿ ਬੁਰੇ ਦੇ ਸਾਨੂੰ ਗੁੱਸਾ ਆਉਂਦਾ ਰਹਿਮ ਤਾਂ ਆਉਂਦਾ ਹੀ ਜਿਹਨਾਂ ਦੇ ਬੁਰਾ ਸਮਝਦੇ ਉਹ ਤੇ ਗੁੱਸਾ ਹੋ ਰਹਿਮ ਨਹੀਂ ਆਉਂਦਾ ਛੱਡ ਪਰੇ ਇਹ ਤਾਂ ਰੋਜ਼ ਦਾ ਇਹ ਕੰਮ ਇਦੋਂ ਪੈਸੇ ਇਕੱਠੇ ਕਰ ਲੂਗਾ ਸ਼ਾਮ ਨੂੰ ਜਾ ਕੇ ਉੱਥੇ ਨਸ਼ੇ ਖਾ ਕੇ ਉੱਥੇ ਲੜਦਾ ਰਹੂਗਾ ਗੁੱਸਾ ਹੁੰਦਾ ਸੁਭਾਅ ਆਦਮੀ ਦਾ ਸੁਭਾਅ ਸੁਭਾਅ ਦੇ ਅਧੀਨ ਹੈ ਰੇਖਾ ਪਰ ਭਗਤ ਦਾ ਸੁਭਾਅ ਨਹੀਂ ਹੁੰਦਾ ਆਪਣਾ ਆਪਣੀ ਉਹਦੀ ਮਰਜ਼ੀ ਦੀ ਹੁੰਦੀ ਉਹਦਾ ਸੁਭਾਅ ਬਦਲਿਆ ਹੋਇਆ ਹੁੰਦਾ ਸਰਬ ਕੀ ਚਿੰਤਾ ਉਹਦੇ ਵਿੱਚ ਹੁੰਦੀ ਉਹਨੂੰ ਉਹਦੇ ਵੀ ਜਨਤਾ ਵੀ ਇਹਨੂੰ ਕਿਸੇ ਤਰੀਕੇ ਨਾਲ ਬਦਲੀਏ ਜਿਵੇਂ ਆਪਣਾ ਮਨ ਹੌਲੀ ਹੌਲੀ ਬਣਾਇਆ ਵੀ ਜਦ ਮਨ ਨੂੰ ਜਦ ਸਹੀ ਕੋਈ ਨਹੀਂ ਇਹਨੂੰ ਕਹਦੇ ਰਹੋ ਆਪਣਾ ਕਿਹੜਾ ਕੋਈ ਜਾਂਦਾ ਚੰਗੀ ਰਹਿ ਦੇਣ ਚ ਆਪਣਾ ਕੀ ਜਾਂਦਾ ਆਪਣੇ ਤਰਫ ਤੇ ਚੰਗੀ ਰਹਿ ਦਿੰਦੇ ਰੋ ਨਹੀਂ ਬੋਲਦਾ ਰੋ ਬੁਰਾ ਬੰਦਾ ਪਿਆ ਨਹੀਂ ਹੋਵੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਗੁੱਸਾ ਨਾ ਕਰ ਵੀ ਮੈਂ ਰੋਜ਼ ਕਹਿੰਦਾ ਮੰਨਦਾ ਨਹੀਂ ਮੇਰੀ ਗੱਲ ਤੇ ਹੁਲਡੀਏ ਨੂੰ ਕਹਿਣੀ ਘੋੜੇ ਨੂੰ ਉਹ ਦੱਸ ਦੋ ਗੁੱਸਾ ਨਾ ਕਰਨਾ ਹੀ ਚਾਹੇ ਵਿਰੋਧ ਵੀ ਕਰਦੇ ਨੇ ਜੇ ਵਿਰੋਧ ਕਰਦੇ ਨੇ ਤੈਨੂੰ ਉਲਟੀ ਗੱਲ ਕਹਿੰਦੇ ਨੇ ਬੜਾ ਆ ਗਿਆ ਇਹ ਆ ਗਿਆ ਉਹ ਆ ਗਿਆ ਜੇ ਤਨ ਮਾਰ ਨੂੰ ਕੀ ਉਹ ਇਹ ਕਹੀ ਜਾਂਦੇ ਨੇ ਵਕ ਮਾਰੀ ਜਾਂਦੇ ਨੇ ਨਾ ਨਾ ਵਾਰੀ ਕੋ ਤੂੰ ਵੀ ਇਸੇ ਉਹ ਜੀ ਉਹਨਾਂ ਗੱਲ ਕਰਦੀ ਹੈ ਨਾ ਜੋ ਟੇਰਾ ਮਾਰ ਲੋ ਤੂੰ ਕੀ ਭੁਖੀਆਂ ਬਣਾ ਲਿਆ ਉਹਨਾਂ ਨੇ ਉਹ ਬੁਆਈ ਜਿਹੜੀ ਕਹਿੰਦਾ ਮੂੰਹ ਜਾ ਗਈ ਭਗਤੀ ਬਚਾ ਬਿਨਾ ਵਿਚਾਰੇ ਤੇ ਜਿਹੜੀ ਗੱਲ ਕਹੀ ਹੋਈ ਆ ਮੂੰਹ ਆਈ ਹੁੰਦੀ ਇਹ ਬਿਨਾ ਵਿਚਾਰੇ ਤੇ ਸੰਸਾਰ ਦੇ ਲੋਕ ਗੱਲ ਕਰਦੇ ਨੇ ਵਿਚਾਰ ਕੇ ਨਹੀਂ ਕਰਦੇ ਗੱਲ ਨੂੰ ਬਿਨਾਂ ਵਿਚਾਰੇ ਤੇ ਗੱਲ ਜਿਹੜੀ ਕਹੀ ਹੋਈ ਹੈ ਕਿ ਮੈਨੂੰ ਇਹਨੇ ਰਾਇ ਚੰਗੀ ਦਿੱਤੀ ਹੈ ਉਹ ਕਮ ਕਮ ਜੇ ਨਹੀਂ ਬਣਣਾ ਤਾਂ ਬੁਰਾ ਤਾਂ ਨਾ ਕਹਾਂ ਤੋ ਕਬੀਰ ਨੂੰ ਕਹਿ ਰਹੇ ਨੇ ਕੁੱਤਾ ਹੋ ਰਿਹਾ ਭੂਖੇ ਹੀ ਮਾਰ ਦਿੱਤੇ ਵਿਚਾਰਦੇ ਨਹੀਂ ਰਕਬੀਰ ਕੀ ਕਹਿ ਰਹੇ ਭਗਤਾਂ ਦੀ ਗੱਲ ਨੂੰ ਵਿਚਾਰਿਆ ਜਿਵੇਂ ਸਭ ਦਾ ਭਲਾ ਦੀ ਗੱਲ ਕਹਿ ਰਹੇ ਨੇ ਸਾਡੇ ਭਲੇ ਦੀ ਉਹ ਕਹਿ ਰਹੇ ਉਹਨਾਂ ਜਵਾਕਾਂ ਵਰਗੇ ਨੇ ਮੁੰਡਿਆਂ ਵਰਗੇ ਨੇ ਜਿਹੜੇ ਲਫੈਂਡ ਨੇ ਉਹ ਸੰਤ ਵੀ ਉਹਨਾਂ ਵਰਗੇ ਨੇ ਜਿਹੜੇ ਲਫੈਂਡ ਨੇ ਨਸ਼ੇ ਨਹੀਂ ਛੱਡਦੇ ਉਲਟੇ ਕੰਮ ਨਹੀਂ ਛੱਡਦੇ ਚੋਰੀਆਂ ਨਹੀਂ ਛੱਡਦੇ ਉਹਨਾਂ ਵਰਗੇ ਨੇ ਸਾਰੀ ਉਮਰ ਵਾਲੇ ਜਿਹੜੇ ਲੀਡਰ ਨੇ ਉਹਨਾਂ ਮੁੰਡਿਆਂ ਵਰਗੇ ਜਿਹਨਾਂ ਨੂੰ ਸਮਝਾਉਂਦੇ ਨੇ ਮੰਨਦੇ ਨਹੀਂ ਜਿਵੇਂ ਉਹਨਾਂ ਨੂੰ ਆੜਾ ਸਮਝਦੇ ਨੇ ਉਹੋ ਜਿਹੇ ਭਗਤ ਉਹਨਾਂ ਨੂੰ ਮਾੜਾ ਸਮਝਦੇ ਨੇ ਸੁਲਤਾਨ ਲੀਡਰ ਜਿਹੜੇ ਸਮਾਜ ਨੂੰ ਵਿਗਾੜ ਰਹੇ ਨੇ ਨਸ਼ਿਆਂ ਵੱਲ ਆ ਰਹੇ ਨੇ ਜਿਵੇਂ ਅਸੀਂ ਉਹਨਾਂ ਨੂੰ ਸਮਝਦੇ ਹਾਂ ਨਾ ਬੁਰੇ ਆ ਲੋਕ ਐਵੇਂ ਭਗਤ ਗੁਰਮਤ ਜਿਹੜੀ ਹੈ ਉਹਨਾਂ ਲੋਕਾਂ ਨੂੰ ਬੁਰਾ ਸਮਝਦੀ ਹੈ ਜਿਹੜੇ ਲੀਡਰ ਨੇ ਅਰ ਉਲਟਾ ਰਾਹ ਪਾ ਰਹੇ ਉਹ ਨਸ਼ਾ ਚਲਾ ਰਹੇ ਨੇ ਲੋਭੀ ਬਣਾ ਰਹੇ ਨੇ ਉਹ ਪੈਦਾ ਕਰ ਰਹੇ ਨੇ ਇਹ ਨਸ਼ੇ ਨਸ਼ੇ ਨੇ ਸਾਰੇ ਬਕਾਰ ਨੇ ਬਕਾਰ ਚ ਪਾ ਰਹੇ ਨੇ ਲੋਕਾਂ ਦੇ ਵਕਾਰ ਜਿਹੜੇ ਪੈਦਾ ਕਰ ਰਹੇ ਨੇ ਉਹ ਉਹ ਜਿਹੇ ਲਫੈਂਡ ਬੰਦਿਆਂ ਵਰਗੇ ਨੇ ਕ੍ਰਿਮੀਨਲ ਬੰਦੇ ਨੇ ਸਾਰੇ ਇਹ ਸਾਰੇ ਦਰਗਾਹ ਦੇ ਵਿੱਚ ਗੁਰਬਾਣੀ ਉਤਾਰ ਸਾਰੇ ਕ੍ਰਿਮੀਨਲ ਨੇ ਇਹ ਬੰਦੇ ਤਾਂ ਹੀ ਬਨਾਰਸ ਇਕੱਠਾ ਕਿਹਾ ਸੀ ਐਵੇਂ ਨਹੀਂ ਸੀ ਕਿਹਾ ਹੋਇਆ ਕੋਈ ਗਰਾਊਂਡ ਹੈ ਕਹਿੰਦੇ ਕਪਟੀ ਤਾਂ ਹੀ ਕਿਹਾ ਹੋਇਆ ਨਾ ਹਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨੋ ਇਹਨਾਂ ਨੂੰ ਕਹਿ ਹਿਰਨਾ ਬਜ ਜਿਵੇਂ ਬਾਜ ਨੂੰ ਪੜਾ ਲੈਂਦੇ ਨੇ ਸਿਕਦਾਰਾਂ ਸਾਖਤ ਲੀਡਰ ਧਾਰਮਿਕ ਲੀਡਰ ਇਹਨਾਂ ਨੇ ਗਿਆਨ ਪੜ ਲਿਆ ਕਰਦੇ ਕੀ ਨੇ ਫਾਹੀ ਲੱਗੀ ਜਾਤ ਫਾਹੇ ਭਰਮ ਦੇ ਜਾਲ ਵਿੱਚ ਫਸਾ ਰਹੇ ਨੇ ਸਾਰੇ ਸੰਸਾਰ ਨੂੰ ਆਪਣੇ ਆਪਣੇ ਚੇਲਿਆਂ ਨੂੰ ਚਾਹੇ ਡਿਫਰੈਂਟ ਬੱਤਾਂ ਨੇ ਬੱਤਾਂ ਅਲੱਗ-ਅਲੱਗ ਨੇ ਫਸਾ ਸਾਰੇ ਰਹੇ ਨੇ ਫਾਹੀ ਲੱਗੀ ਜਾਤ ਫਾਹੇ ਦਾ ਅੱਗੇ ਨਹੀਂ ਹੋ ਅੱਗੇ ਕੋਈ ਜਗ੍ਹਾ ਨਹੀਂ ਇਹਨਾਂ ਵਾਸਤੇ ਅੱਗੇ ਨਹੀਂ ਬਸ ਸਕਦੇ ਨਰਕ ਜਾਣਗੇ ਥੱਲੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੂਲੀ ਇਹ ਸਾਰੇ ਕ੍ਰਿਮੀਨਲ ਨੇ ਆਪਣੇ ਆਪ ਨੂੰ ਧਾਰਮਿਕ ਬਣਦੇ ਹੋਣਗੇ ਕ੍ਰਿਮੀਨਲ ਨੇ ਗੁਰਬਾਣੀ ਦੀ ਭਾਸ਼ਾ ਚ ਗੁਰਬਾਣੀ ਦੀ ਭਾਸ਼ਾ ਕਿਸੇ ਆਦਮੀ ਦੀ ਭਾਸ਼ਾ ਨਹੀਂ ਦਰਗਾਹ ਦੀ ਭਾਸ਼ਾ ਹੈ ਇਹ ਦਰਗਾਹ ਦਾ ਕਾਨੂੰਨ ਹੁਕਮ ਹੈ ਹੁਕਮ ਜੇ ਹੁਕਮ ਹੈ ਤਾਂ ਹੁਕਮ ਪਰਮੇਸ਼ਰ ਦਾ ਹੈ ਹੋਰ ਕਿਸੇ ਬੰਦੇ ਦਾ ਹੁਕਮ ਨਹੀਂ ਹੈ ਇਸ ਹੁਕਮ ਦੇ ਤਹਿਤ ਇਹ ਨਵੇੜਾ ਹੋਣਾ ਜਿਹੜਾ ਨਵੇੜਾ ਹੋਣਾ ਇਹ ਸਭ ਦਾ ਇਸੇ ਹੁਕਮ ਦੇ ਤਹਿਤ ਹੋਣਾ ਮਤ ਕੋਈ ਭਰਮ ਚ ਰਹੇ ਇਹ ਸਾਰੇ ਧਾਰਾਵਾਂ ਲਾਗੂ ਨੇ ਕਰਮੂਨ ਇਹ ਧਾਰਾਵਾਂ ਦੇ ਨਾਲ ਫੈਸਲਾ ਹੋਣਾ ਇਹ ਕੇਸ ਵਰਡਰ ਸਾਰਿਆਂ ਤੇ ਜਿੱਥੇ ਜਿੱਥੇ ਕੋਈ ਖੜਾ ਹੈ ਜੋ ਜੋ ਕਰ ਰਹੇ ਨੇ ਗੁਰਬਾਣੀ ਅਨੁਸਾਰ ਕੇਸ ਬਣ ਜਾਣੇ ਨੇ ਪੁਲਿਸ ਵਾਲੇ ਤਾਂ ਉਹੀ ਧਾਰਾ ਲਾਉਂਦੇ ਨੇ ਜੋ ਉਹਨਾਂ ਕੋਲ ਲਿਖਿਆ ਹੈ ਧਰਮਰਾਜ ਦੇ ਧਾਰਾ ਉਹ ਲਾ ਦੇਣੀ ਜੋ ਲਿਖਿਆ ਹੋਇਆ ਜੋ ਕਾਨੂੰਨ ਆ ਕਾਨੂੰਨ ਪੜ ਲੈਣ ਕੋਈ ਬਚਿਆ ਹੋਇਆ ਨਹੀਂ ਠੀਕ ਹੈ ਹੁਣ ਤੁਹਾਡੇ ਯਾਦ ਨਹੀਂ ਰੱਬ ਕਹਿੰਦੇ ਤੇ ਕਿਤੇ ਰੱਬ ਯਾਦ ਹੈ ਆਪਾਂ ਕਹਿ ਦਿੱਤਾ ਤੁਹਾਡੇ ਹੰਕਾਰ ਦੇ ਵਿੱਚ ਰੱਬ ਨਹੀਂ ਯਾਦ ਨਾ ਸਹੀ ਬੋਲ ਬਰੀ ਨਿਕਲਣਾ ਇੱਥੋਂ ਜਾਂ ਸੰਗੀ ਘੁੱਟ ਲੈਣੀ ਅੱਖਾਂ ਨਾਲ ਇਸ਼ਾਰੇ ਕਰ ਰੋਣ ਬੋਲਿਆ ਵੀ ਜਾਣਾ ਉਹ ਤਾਂ ਅਰ ਕੱਲ ਹੋ ਜਾਣਾ ਇਹ ਵੀ ਨਹੀਂ ਪਤਾ ਬਿਲਟ ਲੱਗਦਾ ਕੀ ਕੀ ਕੀ ਲੱਗਦੀ ਹੈ 15 ਮਿੰਟ 5 ਮਿੰਟ ਹੀ ਲੱਗਿਆ ਮੁੰਡੇ ਨੂੰ ਬੁੱਢਾ ਮੁੰਡਾ ਸੀ ਪਸਾ ਨਹੀਂ ਕਿਹਦਾ ਇਹਦਾ ਕੋਈ ਭਰੋਸਾ ਨਹੀਂ ਹੈ ਇਹਦਾ ਸਾਹ ਦੂਆ ਆਇਆ ਕਿ ਨਾ ਆਇਆ ਜਿਹੜਾ ਭਰੋਸਾ ਕੀਤਾ ਕਰ ਗਿਆ ਉਹ ਤਾਂ ਮਾਰਿਆ ਗਿਆ ਜਿਹਦਾ ਮਨ ਮਨੋਂ ਵਸਾਰਿਆ ਹੋਇਆ ਉਹੀ ਇਹ ਕੰਮ ਕਰਦੇ ਨੇ ਉਹਨੇ ਕਹਾ ਮੈਂ ਕਰਾਂ ਮੰਨਣਾ ਕਰ ਲਾਂਗੇ ਹੌਲੀ ਹੌਲੀ ਹਰ ਜਪੀਏ ਹਰ ਪੜੀਏ ਹਰ ਜਪੀਏ ਹਰ ਤੇ ਆਈਏ ਹਰ ਕਾ ਨਾਮ ਆਧਾਰ ਹਰ ਜਪੀਏ ਹਰ ਤੇ ਆਈਏ ਹਰ ਨੂੰ ਜਪੀਏ ਜਪੀਏ ਨੂੰ ਮਤਲਬ ਸਮਝੀਏ ਜੇ ਸਮਝ ਲਈਏ ਨਾ ਹਰ ਨੂੰ ਜਾਣ ਲਈਏ ਹਰ ਨੂੰ ਫਿਰ ਉਹ ਤੇ ਧਿਆਨ ਵੀ ਰੱਖੀਏ ਆ ਫਿਰ ਉਹਦੇ ਜੇ ਧਿਆਨ ਰੱਖੀਏ ਫਿਰ ਧਿਆਨ ਹਰ ਤੋਂ ਹਟਾਈ ਦਾ ਨਹੀਂ ਧਿਆਈ ਦਾ ਮਤਲਬ ਧਿਆਨ ਰੱਖਣਾ ਹੁੰਦਾ ਜੇ ਕੋਈ ਚੀਜ਼ ਦਿਸ ਗਈ ਫਿਰ ਧਿਆਨ ਉਹ ਧਿਆਨ ਰੱਖੋ ਫਿਰ ਧਿਆਨ ਕਰਦੇ ਦੂਰ ਪਾਸੇ ਕਰਦੇ ਚੱਕ ਵੀ ਕਹਿੰਦੇ ਨੇ ਚੱਕ ਵੀ ਦੀ ਮਿਸਾਲ ਦਿੱਤੀ ਹੋਈ ਗੁਰਬਾਣੀ ਚੰਦ ਨਾਲ ਚਖੋਰ ਦੀ ਦਿੱਤੀ ਹੋਈ ਕਹਿੰਦੇ ਜਿੰਨਾ ਚਿਰ ਚੰਦ ਨਿਕਲਿਆ ਰਹਿੰਦਾ ਚਕੋਰ ਚੋਗਾ ਬਣ ਚੁਗਦੀ ਚੰਦ ਵੱਲ ਝਾਕੀ ਜਾਂਦੀ ਚੱਕ ਵੀ ਸੂਰਜ ਵੱਲ ਝਾਕਦੀ ਹੈ ਉਹਨਾਂ ਜਨ ਖਾਣਾ ਪੀਣਾ ਕੁਝ ਵੀ ਨਹੀਂ ਕਰਦੀ ਕਿਤੇ ਉਹਦਾ ਧਿਆਨ ਨਹੀਂ ਜਾਂਦਾ ਸੂਰਜ ਵੱਲ ਝਾਕੀ ਇਹ ਦੋ ਪ੍ਰਮਾਣ ਨੇ ਹੈ ਪ੍ਰਮਾਣ ਬਸ ਹਰ ਜਿਹੜਾ ਹੈ ਸੂਰਜ ਹੈ ਸਾਡੀ ਜਿਹੜੀ ਸੁਰਤਾ ਜ਼ਖਮੀ ਤੋਂ ਫੇਰ ਧਿਆਨ ਜੇ ਹਟ ਗਿਆ ਹਟਣ ਦਾ ਮਤਲਬ ਹੈ ਜਿਹੜੀ ਚੀਜ਼ ਨੂੰ ਲੱਭਦੇ ਸੀ ਇੰਨੇ ਸਾਲ ਇੰਨੇ ਕਰੋੜਾਂ ਅਰਬਾਂ ਪਤਾ ਨਹੀਂ ਕਿੰਨੇ ਜਨਮ ਲੈ ਲਏ ਬਹੁਤ ਜਨਮ ਵਿਛੜੇ ਤੇ ਬਾਦੋ ਜੇ ਫੇਰ ਕਿਤੇ ਨਗਾ ਹਟਾ ਲਈ ਫੇਰ ਲੱਭਣਾ ਹੀ ਨਹੀਂ ਦੁਬਾਰਾ ਲੜ ਛੁੱਟ ਜੂਗਾ ਫਿਰ ਜੇ ਜਾਣਾ ਲੜ ਛਿੱਟੜ ਇੰਨੀ ਬ੍ਰੀਕ ਚੀਜ਼ ਹੈ ਇੱਕ ਵਾਰ ਜੇ ਦੇਖੀ ਜੇ ਇਧਰ ਇਧਰ ਨਿਕਲ ਕਰਨੀ ਫੇਰ ਨਹੀਂ ਦਿਖਣੀ ਉੱਥੇ ਹੀ ਪਈ ਦਿਖਦੀ ਨਹੀਂ ਸੀ ਪਹਿਲਾਂ ਵੀ ਪਈ ਉੱਥੇ ਸਾਹਮਣੇ ਸੀ ਦਿਖਦੀ ਨਹੀਂ ਸੀ ਇੱਕ ਵਾਰ ਦੇਖੀ ਜੇ ਉਦੋਂ ਧਿਆਨ ਅੰਦਰ ਨੂੰ ਚਲਾ ਗਿਆ ਫਿਰ ਗਾਇਬ ਹੋ ਜਾਣਾ ਫਿਰ ਨਹੀਂ ਦਿਖਣਾ ਧਿਆਈਏ ਦਾ ਮਤਲਬ ਧਿਆਨ ਉੱਥੇ ਰੱਖਣਾ ਫਿਰ ਧਿਆਨ ਦੂਏ ਪਾਸੇ ਜਾਏ ਜਾਂਦਾ ਹੀ ਨਹੀਂ ਹੁੰਦਾ ਧਿਆਨ ਤਾਂ ਦੂਏ ਪਾਸੇ ਜਾਣਾ ਫਿਰ ਕਾਸਮ ਨੂੰ ਕੀ ਕਰਨ ਜਾਣਾ ਧਿਆਨ ਤੋਂ ਤੋਂ ਪਹਿਲਾਂ ਹੀ ਹਟ ਜਾਂਦਾ ਹੁੰਦਾ ਧਿਆਨ ਤਾਂ ਬਹੁਤ ਪਹਿਲਾਂ ਹੀ ਹਟ ਜਾਂਦਾ ਧਿਆਨ ਤਾਂ ਸੰਤੋਖ ਤੇ ਹਟ ਜਾਂਦਾ ਮਾਇਆ ਤੋਂ ਸੰਤੋਖ ਆਉਂਦਾ ਹੀ ਜ਼ਿਆਦਾ ਜਾਂ ਮਾਇਆ ਜੋ ਧਿਆਨ ਹਟ ਜਾਂਦਾ ਫਿਰ ਧਿਆਨ ਜੁੜਦਾ ਇੱਥੋਂ ਵੀ ਕੁਝ ਮਿਲੂਗਾ ਜਿੱਥੋਂ ਕੁਝ ਮਿਲਣਾ ਉੱਥੇ ਧਿਆਨ ਨਾਲ ਟਿਕਿਆ ਹੋਇਆ ਧਿਆਨ ਕਿ ਧਿਆਨ ਫਿਰ ਕਾ ਧਿਆਨ ਨਾਲ ਨਾਮ 'ਚ ਸ਼ਬਦ ਤਿਆਵਲ ਤਿਆਵਲ ਨਿਕਾ ਹਰ ਹਰ ਰੋਗ ਨਾ ਆਰਾਧਨ ਆਰਾਧਨ ਨਿਕਾ ਹਰ ਨਾਮ ਤੁਰ ਮੈਂ ਧਿਆਨ ਧਿਆਨ ਵਿੱਚ ਜਾਣੇ ਧਿਆਨ ਤੁਹਾਡੇ ਵਿੱਚ ਟਿਕਣਾ ਵੀ ਇੱਥੋਂ ਸੁਣਨੀ ਆਵਾਜ਼ ਜਿੱਥੋਂ ਆਵਾਜ਼ ਸੁਣਨੀ ਹਿਰਦੇ ਵਿੱਚ ਹਿਰਦੇ ਜਾਂ ਧਿਆਨ ਹੈ ਹਿਰਦੇ ਜੋ ਆਵਾਜ਼ ਆਉਣੀ ਹੈ ਤੁਰ ਵਿੱਚ ਧਿਆਨ ਜਦ ਤੁਰ ਸੁਣ ਸੁਣ ਗਈ ਸੰਪਰਕ ਹੋ ਗਿਆ ਜੁੜ ਗਈ ਸੋ ਫਿਰ ਕੀ ਸੀ ਹਰ ਜਪੀਏ ਹਰ ਧਿਆਈਏ ਧਿਆਨ ਮੈਂ ਜਾਣਿਆ ਧਿਆਨ ਦੇ ਦੌਰਾਨ ਦੌਰਾਨ ਛੇ ਜਾਣੇ ਜਾਊ ਜੇ ਧਿਆਨ ਹਟ ਗਿਆ ਫਿਰ ਹੀ ਜਾਣੇ ਜਾਊ ਧਿਆਨ ਮੈਂ ਜਾਣੇ ਦਾ ਮਤਲਬ ਧਿਆਨ ਦੇ ਦੌਰਾਨ ਹੈ ਜਾਣੇ ਜਾਣੇ ਇਹ ਨਹੀਂ ਕਦੇ ਧਿਆਨ ਹਟ ਗਿਆ ਕਦੇ ਆ ਗਿਆ ਕਦੇ ਹਟ ਗਿਆ ਕਦੇ ਆ ਗਿਆ ਫਿਰ ਨਹੀਂ ਲਗਾਤਾਰ ਧਿਆਨ ਟਿਕਿਆ ਰਹੂ ਤਾਂ ਹੀ ਜਾਣਿਆ ਜਾਂਦਾ ਤਾਂ ਹੀ ਉਹ ਬਿਨਾਂ ਕਰਨਾ ਤੇ ਸੁਣਨ ਵਾਲਾ ਸ਼ਬਦ ਜਾਣਿਆ ਜਾਂਦਾ ਉਹਦੇ ਨਾਲ ਸੰਪਰਕ ਹੋ ਸਕੂਗਾ ਹਰ ਜਪੀਐ ਹਰ ਧਿਆਈਐ ਹਰ ਜਪੀਐ ਹਰ ਧਿਆਈਐ ਹਰ ਨੂੰ ਹੀ ਜਪਣਾ ਚਾਹੀਦਾ ਸਮਝਣਾ ਚਾਹੀਦਾ ਹਰ ਦਾ ਹੀ ਧਿਆਨ ਰੱਖਣਾ ਚਾਹੀਦਾ ਹਰ ਕਾ ਨਾਮ ਆਧਾਰ ਕਿਉਂਕਿ ਆਧਾਰ ਹੈ ਤਾਂ ਸੰਸਾਰ 'ਚ ਕੋਈ ਵੀ ਆਧਾਰ ਨਹੀਂ ਹੋਰ ਕੁਝ ਨਾਮ ਨੇ ਆਧਾਰ ਬਣਨਾ ਨਾਮ ਨੇ ਫਿਰ ਡੋਲਣ ਤੋਂ ਰੱਖਣਾ ਨਾਮ ਨੇ ਡੁੱਬਣ ਤੋਂ ਰੱਖਣਾ ਡੋਲਣਾ ਡੁੱਬਣਾ ਹੀ ਹੁੰਦਾ ਜੇ ਡੋਲਦਾ ਕਦੇ ਥੱਲੇ ਜਾਂਦਾ ਕਦੇ ਉੱਤੇ ਜਾਂਦਾ ਡੁੱਬਦਾ ਤਾਂ ਹੀ ਹੈ ਜੇ ਉੱਤੇ ਹੈ ਡੋਲਦਾ ਹੀ ਨਹੀਂ ਉੱਤੇ ਟਿਕਿਆ ਹੈ ਉੱਤੇ ਹੀ ਰਹੂਗਾ ਭਾਵ ਸਾਧਨ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਫਿਰ ਸਖੀ ਜੇ ਕਰਤਾਰ ਜਿਹੜਾ ਕੁਝ ਲਿਖਦਾ ਸਮਝਾ ਲਵੇ ਉਧਰੋਂ ਉਹ ਫਿਰ ਭੁੱਲਦਾ ਨਹੀਂ ਉਹ ਨਹੀਂ ਜਿਹੜੀ ਸੋਝੀ ਅੰਦਰੋਂ ਆ ਗਈ ਉਹ ਨਹੀਂ ਭੁੱਲਦੀ ਕਦੇ ਜਿਹੜੀ ਗੱਲ ਦੀ ਅੰਦਰੋਂ ਸਮਝ ਆਈ ਉਹ ਨਹੀਂ ਭੁੱਲਦੀ ਦੂਏ ਦੀ ਸੁਣੀ ਹੋਈ ਗੱਲ ਦੀ ਸੋਝੀ ਆਈ ਭੁੱਲ ਜਾਂਦੀ ਜਿਹੜੀ ਕਰਤਾਰ ਦੀ ਸੋਝੀ ਹੈ ਉਹ ਨਹੀਂ ਦੁਆਰਾ ਭੁੱਲਦੀ ਉਹ ਨਹੀਂ ਉਹ ਉਹਨੂੰ ਕੋਈ ਬਟਾ ਨਹੀਂ ਸਕਦਾ ਜੋ ਲਿਖਿਆ ਕਰਤਾਰ ਇਹ ਕਰਤਾਰ ਨੇ ਨਾਮ ਦਿੱਤਾ ਹੈ ਨਾਮ ਦਿੰਦਾ ਦਰਗਾਹ ਚ ਦਰਗਾਹ ਨੇ ਜੋ ਲਿਖ ਦਿੱਤਾ ਤੁਹਾਡੇ ਅੰਦਰ ਸਮਝਾਤਾ ਉਹਨੂੰ ਕੋਈ ਨਹੀਂ ਬਟਾ ਸਕਦਾ ਕੋਈ ਦੁਨੀਆ ਦਾ ਬੰਦਾ ਉਹਨੂੰ ਤੁਹਾਨੂੰ ਛਡਾ ਦੇਵੇ ਬੰਦ-ਬੰਦ ਕੱਟੇਗੇ ਮਿਟ ਗਿਆ ਲੇਖ ਦਿਓ ਕੇ ਮਿਟ ਗਿਆ ਲੇਖ ਤਤੀ ਤਬੀ ਦੇ ਬਟਾਂਡਾ ਮਿਟ ਗਿਆ ਲੇਖ ਚੜਕੇ ਦੇ ਚੜਾਤਾ ਮਿਟ ਗਿਆ ਲੇਖ ਸਾਰੇ ਟੈਸਟ ਲੈ ਲੈ ਲੋਕਾਂ ਨੇ ਆ ਤਾਂ ਪਹਿਲਾਂ ਦੀ ਗੱਲ ਲਿਖੀ ਹੋਈ ਹੈ ਭਗਤਾਂ ਨੂੰ ਵੀ ਪਹਿਲਾਂ ਪ੍ਰਲਾਦ ਨੂੰ ਧਰੂ ਨਾਲ ਕੀ ਹੋਇਆ ਵਿੜ ਗਿਆ ਲੇਖ ਵਿੜਦਾ ਜੇ ਕਰਤਾਰ ਦਾ ਲਿਖਿਆ ਹੋਵੇ ਨਹੀਂ ਵਿੜਦਾ ਜੇ ਕਰਤਾਰ ਦਾ ਨਾ ਲਿਖਿਆ ਹੋਵੇ ਪਖੰਡ ਹੋਵੇ ਉਹ ਛੱਪੂ ਵਿੜ ਜਾਂਦਾ ਆਪੇ ਕਾਰਨ ਜਿਨੀ ਕੀਆ ਕਰ ਕਿਰਪਾ ਭਗਤਾਰ ਆਪੇ ਕਾਰਨ ਜਿਹਨੇ ਕੀ ਜਿਹਨੇ ਕਾਰਨ ਬਣਾਇਆ ਕਰਤਾਰ ਨੇ ਆਪ ਸਮਾਂ ਵੱਧ ਕੇ ਲੈਂਦਾ ਉਸ ਟਾਈਮ ਲੇਖ ਉਹਨੇ ਲਿਖਿਆ ਜਿਸ ਟਾਈਮ ਲੋੜ ਸੀ ਲੋੜ ਸੀ ਕਰੀ ਕਿਰਪਾ ਭਗਤਾਰ ਕਿੰਨੀ ਗਰਮੀ ਸੀ ਗਰਮੀ ਸੀਗੀ ਤਰਾ ਤਰਾ ਕੀਤਾ ਲੋਕ ਨੇ ਦੇਖੋ ਬਦਲ ਲਿਆ ਠੰਡ ਕਰਤੀ ਨਹੀਂ ਤਾਂ ਮਰ ਜਾਂਦੀ ਦੁਨੀਆ ਹੋਰ ਥੋੜੀ ਦੋ ਪੰਜ 4 ਡਿਗਰੀ ਵਧਾ ਦਿੰਦਾ ਬਸ ਖਤਮ ਸੀ ਕੰਮ ਜਦੇ ਉਹਨੇ ਵੀ ਮਰ ਜਾਣਗੇ ਫੇਰ ਉਹ ਬਈ ਰਾਹ ਦੋ ਆਦਮੀ ਤਾਂ ਚਲੋ ਬਚ ਜਾਂਦਾ ਜਾਨਵਰ ਕੀ ਕਰਦੇ ਬਾਹਰ ਲੈ ਹੋਰ ਵੀ ਤਾਂ ਜੀ ਜਾਂਦਾ ਹੈਗਾ ਜਿਹਨੇ ਕਾਰਨ ਕੀਤਾ ਜਿਹਨੇ ਲਿਖਿਆ ਲੇਖ ਕਿਉਂ ਲਿਖਿਆ ਉਹਨੇ ਟਾਈਮ ਹੈ ਕੋਈ ਉਹਦੇ ਹੋਰ ਵਜ੍ਹਾ ਸੱਚ ਜਿਹਨੂੰ ਦੱਸਿਆ ਸਮਝਾਇਆ ਉਹਨੂੰ ਨਹੀਂ ਪਤਾ ਕੀ ਹੈ ਉਹਨੂੰ ਬਾਅਦ ਪਤਾ ਲੱਗਦਾ ਰਹੂਗਾ ਉਹਨੂੰ ਬਾਅਦ ਪਤਾ ਲੱਗੂ ਅੱਗੇ ਕਣਕ ਕਿੰਨੀ ਪੈਦਾ ਹੁੰਦੀ ਸੀ ਕਿੰਨੀ ਕਿੱਲੇ ਚੋਂ ਕਿੰਨੀ ਪੈਦਾ ਹੁੰਦੀ ਸੀ ਜੇ ਪਬਲਿਕ ਪੈਦਾ ਕੀਤੀ ਹੈ ਗਾਹਾਂ ਨੇ ਅਗਲ ਵੀ ਦੇ ਵੀ 24 25 25 30 30 ਕੁਇੰਟਲ ਕੱਢ ਲਓ ਇਸ ਤਰੀਕੇ ਨਾਲ ਅਗਲ ਵੀ ਦੇ ਦਿੱਤੀ ਭੁੱਖੇ ਮਰ ਜਾਂਦੇ ਸਾਰੇ ਹੀ ਇਹਦਾ ਵਿਦਵਾਨ ਨੇ ਤਾਂ ਬੂਰਖ ਨੇ ਕੁਝ ਨਹੀਂ ਜਿੰਨਾ ਉਹ ਪੈਦਾ ਕਰ ਰਿਹਾ ਉਹਨਾਂ ਨੂੰ ਉਹ ਜਿਹਾ ਸਭ ਕੁਝ ਦੇ ਰਿਹਾ ਉਹ ਜੇ ਬੰਦੇ ਪੈਦਾ ਕਰ ਦਿੰਦੇ ਉਹ ਜੀ ਅਕਲ ਦੇ ਦਿੰਦਾ ਉਹ ਜਿਹੜੇ 20 ਬੱਗੇ ਜੋ ਪੈਦਾ ਹੁੰਦੀ ਸੀ ਇੱਕ ਕਿੱਲੇ ਚ ਹੋ ਜਾਂਦੀ ਹੈ ਜੇ ਬੰਦੇ ਵੱਧ ਗਏ ਤਾਂ ਫਿਰ ਪ੍ਰੋਡਕਸ਼ਨ ਵੀ ਤਾਂ ਵੱਧ ਗਈ ਹੈ ਮੇਰੀ ਘਟ ਗਈ ਜ਼ਮੀਨ ਚਾਹੇ ਘਟ ਗਈ ਘਟ ਵਧੂਗਾ ਜ਼ਮੀਨ ਤਾਂ ਬਥੇਰੀ ਪਈ ਹੈ ਜੇ 20 ਬਾਦਵੇ 1 ਸਾਲ 20 ਬਾਦਵੇ 12 ਸਾਲ ਦੀ ਮੁਕਤੀ ਸਾਰੇ ਹਿੰਦੁਸਤਾਨ ਦੇ ਕੱਢ ਕੇ ਇੰਨਾ ਇੰਨੀ ਦਿੱਤੀ ਹੈ ਇੱਕ ਸਾਲ ਦੀ ਫਸਲ ਹੋ ਜਾਣਾ ਸਾਰੇ ਜਿਹੜੀ ਜ਼ਮੀਨ ਹੈ ਹਿੰਦੁਸਤਾਨ ਦੀ ਇਹਨਾਂ ਦੀ 12 ਸਾਲ ਖਾਈ ਜਾਣ ਮੁਕਤੀ ਨਹੀਂ ਥੋੜੀ ਪਈ ਹੈ ਕਹਿੰਦੇ ਧਰਤੀ ਜਾਂ ਵੀ ਉੱਥੇ ਸੁੱਕੇ ਕੀ ਹੋ ਉਹਦੇ ਦਾ ਹੱਥ ਸਭ ਕੁਝ ਹੈ ਟਾਈਮ ਟਾਈਮ ਤੇ بارش ਪਾਵੇ ਟਾਈਮ ਟਾਈਮ ਤੇ ਸਭ ਕੁਝ ਕਰੇ ਮੁਕਤੀ ਹੈ ਕਹਿੰਦੇ ਇਹ ਤਾਂ ਵੀ ਡਰਾਈ ਜਾਂਦੇ ਨੇ ਐ ਵੀ ਡਰਾਈ ਜਾਂਦੇ ਨੇ ਐ ਹੋ ਜੂ ਜੀ ਕੱਲ ਨੂੰ ਐ ਹੋ ਜੂ ਕੱਲ ਪਰਸੋਂ ਨੂੰ ਐ ਹੋ ਜੂ ਆਪੇ ਕਾਰਨ ਜਿਨ ਕੀਆ ਆਪੇ ਕਾਰਨ ਜਿਨ ਕੀਆ ਕਾਰਨ ਕੀਤਾ ਉਹਨੇ ਤੈਨੂੰ ਪੈਦਾ ਉਸ ਟਾਈਮ ਕੀਤਾ ਸਾਰੇ ਉਸ ਟਾਈਮ ਪੈਦਾ ਕੀਤੇ ਨੇ ਕਿਉਂਕਿ ਗੁਰੂ ਕਰਕੇ ਇਹਨੇ ਬੰਦੇ ਕਿੱਥੋਂ ਪੈਦਾ ਹੋਏ ਇੱਕੋ ਤਾਂ ਜਦੋਂ ਇਮਤਿਹਾਨ ਦੀ ਲੋੜ ਪੈਦਾ ਹੋਈ ਉਦੋਂ ਵੀ ਇਹਦੇ ਬੰਦੇ ਪਹਿਲਾਂ ਹੀ ਆ ਗਏ ਸਿਰ ਦੇਣੇ ਵਾਲੇ ਵੀ ਉੱਥੇ ਭੇਜਤੇ ਉਧਰ ਸਿਰ ਲੈਣ ਵਾਲੇ ਭੇਜੇ ਉਧਰ ਸਿਰ ਦੇਣ ਵਾਲੇ ਭੇਜਤੇ ਉਧਰ ਇਮਤਿਹਾਨ ਲੈਣ ਵਾਲੇ ਭੇਜਦੇ ਉਧਰ ਸਟੂਡੈਂਟ ਭੇਜਦੇ ਪੱਕੇ ਪਹਿਲੇ ਪੜਾ ਕੇ ਕਿਹਨੇ ਕੀਤਾ ਇਹ ਪਿੱਛੇ ਕੋਈ ਕਾਰਨ ਨਹੀਂ ਹੈ ਹਿਸਟਰੀ ਬਣ ਗਈ ਸਿੱਖਿਆ ਬਣ ਗਈ ਤਾਂ ਵਿਸ਼ਵਾਸ ਕਰਦੇ ਨੇ ਬਾਣੀ ਤੇ ਵਿਸ਼ਵਾਸ ਕਿਵੇਂ ਕਰ ਲੋਕ ਤਰੂ ਵਾਲੀ ਗੱਲ ਹੁਣ ਤੇ ਹੀ ਚੱਲਦੀ ਹੈ ਵਿਸ਼ਵਾਸ ਕਰਦੇ ਨੇ ਪਰ ਕਰਦੇ ਨੇ ਹੋਰ ਤਰੀਕੇ ਨਾਲ ਕਹਾਣੀਆਂ ਝੂਠੀਆਂ ਬਣਾ ਲੀਆਂ ਸਮਝ ਆਏ ਨਹੀਂ ਵਿਚਾਰੇ ਆਪੇ ਕਾਰਨ ਜਿਨੀ ਕੀਆ ਕਰ ਕਿਰਪਾ ਭਗਤਾਰ ਉਹਨੇ ਕਿਰਪਾ ਕਰਕੇ ਅੰਦਰ ਤੁਹਾਡੇ ਆਪਣੇ ਚਰਨ ਪਾਏ ਨੇ ਭਗਤਾਰ ਉਧਰ ਲੰਗਰ ਦੀ ਲੋੜ ਜਦ ਪੈਂਦੀ ਹੈ ਜਾਂ ਸੰਗਤ ਹੁੰਦੀ ਹੈ ਕਿਉਂਕਿ ਹੁਣ ਕਾਹਦੇ ਨਹੀਂ ਫਤਿਹਗੜ੍ਹ ਵੀ 25 ਲੰਗਰ ਲੱਗੇ ਹੋਏ ਅੱਜ ਕਿਉਂ ਨਹੀਂ ਲੱਗੇ ਹੋਏ ਜਲੰਧਰ ਇਹ ਆਨੰਦਪੁਰ ਸਾਹਿਬ ਕਿਉਂ ਨਹੀਂ ਹੈ ਨੰਗਰ ਟਰਾਲੀਆਂ ਲੋਕ ਕਿਉਂ ਨਹੀਂ ਜਾਂਦੇ ਉਹ ਜਦ ਸੰਗਤ ਜਾਂਦੀ ਹੈ ਤਾਂ ਹੀ ਜਾਣਗੇ ਕਾਰਨ ਬਣਿਆ ਹੋਇਆ ਹੈ ਸੰਗਤ ਇਕੱਠੀ ਹੁੰਦੀ ਹੈ ਕੋਈ ਕਾਰਨ ਹੈ ਤਾਂ ਲੰਗਰ ਵਾਲੇ ਚਲੇ ਜਾਂਦੇ ਨੇ ਕੋ ਲੰਗਰ ਵਾਲੇ ਤੇ ਕੀ ਕਰਨ ਜਾ ਕੇ ਚਲਾ ਕੇ ਜੇ ਸੰਗਤ ਜਾਂਦੀ ਹੈ ਲੰਗਰ ਵਾਲੇ ਚਲੇ ਜਾਂਦੇ ਸੰਗਤ ਨਹੀਂ ਜਾਂਦੀ ਉਹ ਨਹੀਂ ਜਾਂਦੇ ਉਹ ਜੇ ਛਕਣ ਵਾਲੇ ਹੁੰਦੇ ਨੇ ਤਾਂ ਪਕਾਉਣ ਵਾਲੇ ਵੀ ਭੇਜ ਦਿੰਦਾ ਹੈ ਜਿੱਦ ਛਗਣ ਵਾਲੇ ਪੈਦਾ ਹੁੰਦੇ ਨੇ ਨਾ ਲੋੜ ਹੁੰਦੀ ਹੈ ਰਾਮ ਦੀ ਰਾਮ ਵੀ ਭੇਜ ਦਿੰਦਾ ਉਹ ਕਾਰਨ ਕੋਈ ਕਰ ਦਵੇ ਹੁਣ ਖਾਣ ਵਾਲਾ ਉੱਥੇ ਕੋਈ ਨਹੀਂ ਉੱਥੇ ਉਹਨੇ ਉਹ ਭੇਜਦਾ ਵੀ ਨਹੀਂ ਜਾਂਦਾ ਵੀ ਉਹਦੇ ਉਹਨੇ ਉਹਨਾਂ ਆਉਂਦਾ ਜਿੱਦੀ ਲੋੜ ਉਹਨਾਂ ਹੈ ਕਹਿੰਦਾ ਜਿੱਦੀ ਹੋਰ ਲੋੜ ਆ ਲੋੜ ਚੱਲਦਾ ਫਤਿਹਗੜ੍ਹ ਸਾਹਿਬ ਵੀ ਚੱਲਦਾ ਉਹਨਾਂ ਉਹ ਅੰਮ੍ਰਿਤਸਰ ਵੀ ਉਹਨਾਂ ਚੱਲਦਾ ਦੋਬਰ ਸਰ ਕੱਟ ਜਾਏ ਜਦੋਂ ਮਰਜੀ ਹੋ ਜਵੇ ਕਦੇ ਬਾਹਰ ਅੰਦਰ ਨਹੀਂ ਤੁਸੀਂ ਚੱਲਦੇ ਦੇਖੋ ਸਵਾ ਦਰਬਾਰ ਸਾਹਿਬ ਤੇ ਦੇਖੇ ਨਾ ਕਰੇ ਕਿਉਂ ਕਿਉਂ ਨਹੀਂ ਚੱਲਦੇ ਸਭ ਤੋਂ ਘਟਿਆ ਜਗ੍ਹਾ ਪਰ ਸਰ ਸਭ ਤੋਂ ਘਟਿਆ ਧਰਮ ਦੇ ਸਾਹਿਬ ਉੱਥੇ ਲੋਭੀਆਂ ਦਾ ਰਾਜ ਰਿਹਾ ਹਮੇਸ਼ਾ ਵਿਰੋਧੀਆਂ ਦਾ ਰਾਜ ਰਿਹਾ ਅਨੰਦਪੁਰ ਸਾਹਿਬ ਕਿਉਂ ਆ ਜਾਂਦਾ ਲੰਗਰ ਹਾਲਾਂਕਿ ਸ਼ਰਮਣੀ ਕਮੇਟੀ ਦਾ ਲੰਗਰ ਵੀ ਬਥੇਰਾ ਹੈ ਫਤਿਹਗੜ੍ਹ ਆ ਜਾਂਦਾ ਹੋਰ ਸਾਰੀ ਜਗ੍ਹਾ ਆ ਜਾਣਗੇ ਪਰ ਸਭ ਉੱਥੇ ਨਹੀਂ ਲੰਗਰ ਬਸ ਇਹ ਇਹਦੇ ਵਿੱਚ ਭੇਦ ਹੈ ਇਹ ਥੋੜਾ ਹੈਡਕੁਆਟਰ ਉੱਥੇ ਲੋਕ ਜਾਂਦੇ ਨੇ ਕਿਉਂ ਨਹੀਂ ਜਾਂਦੇ ਹੈੱਡਕੁਆਟਰ ਕਿਉਂ ਆ ਫਿਰ ਹੈੱਡਕੁਆਟਰ ਤੇ ਜ਼ਿਆਦਾ ਚਾਹੀਦੇ ਨੇ ਪ੍ਰੋਬਲਮ ਚਾਹੇ 10 ਗੁਣਾ ਚਲੀ ਜਾਵੇ ਲੰਦਰ ਨਹੀਂ ਹੋਣਾ ਹਾਂ ਉਹ ਸੜਕਾਂ ਤੇ ਸੜਕਾਂ ਤੇ ਹੈ ਬਹੁਤ ਦੂਰ ਤੁਸੀਂ ਬੋਗੇ ਤੱਕ ਚਲਦੇ ਸੜਕਾਂ ਤੇ ਨੇ ਇਧਰ ਚਲੇ ਜਾਓ ਉਧਰ ਚਲੇ ਜਾਓ 40 40 ਕਿਲੋਮੀਟਰ ਦੇ ਬਾਹਰ ਬਾਹਰ ਤੱਕ ਲੰਗਰ ਨੇ ਸ਼ਬੂ ਦਾ ਕਲਰ ਹੈ ਕਰ ਕਿਰਪਾ ਭਗਤਾਰ ਕਰ ਕਰ ਕਰੀ ਕਿਰਪਾ ਜਾਂ ਕਿਰਪਾ ਕਰਦਾ ਹੈ ਆਪਣੇ ਚਰਨ ਕਿਸੇ ਦੇ ਕਿਸੇ ਨੂੰ ਜਿਹਦੇ ਹਿਰਦੇ ਜੋ ਵਸਦਾ ਚਰਨ ਤਾਂ ਉੱਥੇ ਧਾਰ ਨਹੀਂ ਰਹੇ ਉਹਨੇ ਧਾਰਨ ਕਰਨੇ ਨੇ ਆਪਣੇ ਚਰਨ ਯਾਨੀ ਆਪਣਾ ਗਿਆਨ ਦਿੰਦਾ ਉੱਥੇ ਗੁਰ ਕੇ ਚੰਡ ਬਸਰ ਮੇ ਰਹੀਏ ਰੇ ਉਹਦੇ ਹਿਰਦੇ ਚ ਆਪਣੇ ਚੰਡ ਟਿਕਾ ਦਿੰਦਾ ਆਪਣੇ ਗੁਣ ਟਿਕਾ ਦਿੰਦਾ ਚੜ੍ਹਨ ਗੋੜੇ ਹੁੰਦੇ ਨੇ ਚੜ੍ਹਨ ਹੋਰ ਕੁਝ ਨਹੀਂ ਹੁੰਦਾ ਆਪਣੇ ਗੁਣ ਨੇ ਆਪਣੇ ਗੁਣ ਪਹਿਲਾਂ ਕਰ ਦਿੰਦਾ ਉੱਤੇ ਚੜ੍ਹਨ ਗੁਣ ਹੁੰਦੇ ਨੇ ਚੰਡ ਦਾ ਮਤਲਬ ਹੁੰਦਾ ਪਾਰਟ ਉਹ ਗੁਣ ਸਾਰੇ ਉਹਦੇ ਪਾਰਟ ਹੈ ਸਗਲ ਗੁਣ ਜ਼ਿਆਦਾ ਆ ਗਿਆ ਸਗਲ ਗੁਣ ਮਤਲਬ ਬਹੁਤੇ ਗੁਣ ਇੱਕ ਗੁਣ ਇੱਕ ਪਾਰਟ ਹੋ ਗਿਆ ਇਹ ਗੁਣ ਚੱਲ ਰਹੇ ਉਹਦੇ ਸਾਰੇ ਉਹਦੇ ਜੋ ਇਹ ਜੇ ਗੁਣ ਆਪਣੇ ਵਰਗੇ ਬਰੀਦ ਦਾ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਿਵੇਂ ਹੋਊਗਾ ਜਦੋਂ ਉਹਦੇ ਵਰਗੇ ਗੁਣ ਹੋਣਗੇ ਨਾ ਜਿਹਦੇ ਅੰਦਰ ਬਾਣੀ ਦਾ ਸੋਝੀ ਪੈਦਾ ਹੋਊਗੀ ਉਹਦੇ ਗੁਣ ਉਹੇ ਜਿਹੇ ਹੋਣਗੇ ਜਿਹੇ ਜਿਹੇ ਇੱਕ ਦੇ ਗੁਣ ਐ ਦੱਸੇ ਨੇ ਬਾਣੀ ਚ ਇੱਕ ਦੇ ਗੁਣ ਨੇ ਸਾਬਤ ਸੂਰਤ ਦਸਤਾਰ ਸਰੇ ਦੇ ਜਿਹੜੇ ਗੁਣ ਨੇ ਉਹਨਾਂ ਉਹੀ ਗੁਣ ਕਹੇ ਨੇ ਗੁਰਬਾਣੀ ਚ ਉਹਦੇ ਚ ਗੁਣ ਨੇ ਸ਼ਕਤੀ ਨਹੀਂ ਹੁੰਦੀ ਦੇਖੋ ਗੁਣ ਹੋਣੇ ਹੋਰ ਗੱਲ ਹੈ ਸ਼ਕਤੀ ਹੋਣੀ ਹੋਰ ਗੱਲ ਹੈ ਹਾਂ ਸ਼ਕਤੀ ਹੋਰ ਗੱਲ ਹੈ ਸੁਭਾਅ ਹੈ ਜੇ ਤਾਕਤ ਹੈ ਨਹੀਂ ਉਹ ਸੁਭਾਅ ਹੈ ਜਾ ਹੋਣਾ ਹੋਰ ਗੱਲ ਹੈ ਤਾਕਤ ਹੋ ਜੀ ਹੋਣੀ ਹੋਰ ਗੱਲ ਹੈ ਪਾਵਰ ਹੋ ਜੀ ਹੋਣੀ ਹੋਰ ਗੱਲ ਹੈ ਪਾਵਰ ਤਾਂ ਪਰਮੇਸ਼ਰ ਦੀ ਰਹੂਗੀ ਪਰ ਉਹ ਤਾਂ ਦੱਸਣ ਵਾਲਾ ਹੀ ਹੈ ਦੱਸੇ ਸਕਦਾ ਉਹ ਬਿਰਛਾ ਉਹ ਨਾ ਛਾਉ ਹੈ ਬਿਰਛ ਨਹੀਂ ਹੈ ਸਾਇਆ ਰੂਪੀ ਸਾਰ ਹੈ ਉਹ ਛਾਉ ਅਜੇ ਲਾਈਟ ਹੈ ਉਰੇ ਲਾਈਟ ਉਹ ਜਿਹੜਾ ਬਲਬ ਦੇ ਵਿੱਚ ਲਾਈਟ ਹੈ ਪਿੱਛੇ ਜਿਹੜੀ ਬਿਜਲੀ ਆਉਂਦੀ ਹੈ ਉਹ ਚੀਜ਼ ਦੀ ਲਾਈਟ ਉਹਨੂੰ ਤਾਂ ਆਪਾਂ ਸਟੋਰ ਕਰ ਸਕਦੇ ਆ ਬੈਟਰੀ ਦੇ ਵਿੱਚ ਇਹਨੂੰ ਕਰਕੇ ਦਿਖਾਓ ਬੈਟਰੀ ਸਟੋਰ ਤੇਲ ਜਿਹੜਾ ਹੈਗਾ ਹੋਰ ਚੀਜ਼ ਹੈ ਜਿਹੜੀ ਉਹ ਤੋਂ ਲਾਈਟ ਪੈਦਾ ਹੋਈ ਹੈ ਜਿਹੜੀ ਲਾਈਟ ਹੈ ਨਾ ਇਹ ਲਾਈਟ ਜੋ ਸਾਰੇ ਗੋਡੀ ਨਹੀਂ ਹੁੰਦੇ ਤੇਲ ਵਾਲੇ ਤੇਲ ਵਾਲੇ ਕੋਲ ਲਾਈਟ ਨਹੀਂ ਹੁੰਦੇ ਪੈਦਾ ਉਦੋਂ ਹੀ ਹੋਈ ਹੋਈ ਹੈ ਤੇਲ ਤਾਂ ਖਾਣ ਦੇ ਵੀ ਕੰਮ ਆ ਜਾਂਦਾ ਸਾਨੂੰ ਲਾਉਣ ਦੇ ਵੀ ਕੰਮ ਆ ਜਾਂਦਾ ਤੇਲ ਇਹ ਇੰਜਣ ਵੀ ਚੱਲ ਜਾਂਦਾ ਲੁਬਰੀਕੇਸ਼ਨ ਦੇ ਵੀ ਕੰਮ ਆ ਜਾਂਦਾ ਹੈ ਪਰ ਲਾਈਟ ਤਾਂ ਇੱਕੋ ਹੀ ਕੰਮ ਕਰਦੀ ਹੈ ਲਾਈਟ ਸਿਰਫ ਦਰਸ਼ਨ ਕਰਾਉਂਦੀ ਹੈ ਔਰ ਕੁਝ ਨਹੀਂ ਕਰਦੀ ਬਸ ਗਿਆਨ ਦਰਸ਼ਨ ਕਰਾਉਂਦਾ ਹੋਰ ਨਹੀਂ ਕੁਝ ਕਰਦਾ ਹੋਰ ਨਹੀਂ ਉਹਦੇ ਉਹਦੇ ਉਹਦੇ ਕੋਲ ਨਹੀਂ ਹੋਰ ਕੁਝ ਹੁੰਦਾ ਗੁਰਬਾਣੀ ਦਰਸ਼ਨੇ ਕਰਾਉਂਦੀ ਹੈ ਕਿਹਦਾ ਪਹਿਲਾਂ ਆਤਮ ਆਪਣੇ ਘਟਦਾ ਹਰ ਫਿਰ ਘਟ ਘਟ ਗੁਜ਼ਾਰ ਜੂ ਬਸ ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ ਇਹ ਤਾਂ ਕਰਤੇ ਦੇ ਹੱਥ ਵਡਿਆਈਆਂ ਨੇ ਪਰਮੇਸ਼ਰ ਦੇ ਹੱਥ ਵਡਿਆਈਆਂ ਨੇ ਜਿਹਦੇ ਮਰਜੀ ਜੀ ਕੋਲ ਪੈਦਾ ਕਰ ਦਵੇ ਉਹ ਜਿਹਨੂੰ ਮਰਜੀ ਦੇ ਦਵੇ ਜਿਹਦੇ ਮਰਜੀ ਅੰਦਰ ਲਿਖ ਦਵੇ ਲਿਖਣਾ ਉਹਨੇ ਲੇਖ ਜਿਹਦੇ ਮਰਜੀ ਪਗਧਾਰ ਲਵੇ ਜਿਹਦੇ ਮਰਜੀ ਪਗਧਾਰ ਦਵੇ ਜਿਹਨੂੰ ਮਰਜੀ ਸਮਝਾ ਦਵੇ ਅੰਦਰੋਂ ਸੋਝੀ ਦੇ ਦਵੇ ਸੋਜੀ ਤਾਂ ਅੰਦਰ ਵੀ ਦੇਣੀ ਜਿਹਨੂੰ ਮਰਜ਼ੀ ਦੇ ਦੇ ਅਸਾਂ ਦਾ ਅੰਦਰ ਵਿਚਾਰੇ ਨੂੰ ਸੋਜੀ ਕਿਥੋਂ ਆਉਂਦੀ ਕਿਸੇ ਨੂੰ ਸੁਭਰਾ ਆ ਜਾਂਦਾ ਕਿਸੇ ਨੂੰ ਕਹਿੰਦਾ ਮੈਨੂੰ ਬੈਠੇ ਬੈਠੇ ਨੂੰ ਆਏ ਹੋ ਗਿਆ ਆਏ ਹੋ ਗਿਆ ਉਹ ਵੀ ਕੀ ਹੈ ਉਹ ਵੀ ਉਹੀ ਹੈ ਭਗਤਾਂ ਨੇ ਉਹਨਾਂ ਨੂੰ ਮਾਇਆ ਦਾ ਮਾਇਆ ਦੀ ਸੋਚੀ ਹੈ ਕਰੀ ਸੋਚੀ ਉਹਨਾਂ ਦੀ ਉੱਥੇ ਰੁਚੀ ਹੈ ਭਗਤੀ ਕੀਤੀ ਹੈ ਉਹਨਾਂ ਨੇ ਉਹੀ ਮੰਗਿਆ ਭਗਤਾਂ ਦੇ ਮੰਗਿਆ ਲਿਖਿਆ ਫੇਰ ਨਾ ਸਕੀਐ ਜਿਉ ਭਾਵੀ ਤਿਉ ਸਾਰੇ ਲਿਖਿਆ ਹੋਇਆ ਉਹਦਾ ਕੁਝ ਵੀ ਹੋਵੇ ਫਿਰ ਵਾਪਸ ਨਹੀਂ ਫੇਰਿਆ ਨਹੀਂ ਜਾ ਸਕਦਾ ਜਿਹੜੀ ਸੋਝੀ ਦੇ ਦਵੇ ਉਹ ਸਾਰੇ ਜਿੱਦਣ ਉਹਨੇ ਚਾਹਣਾ ਨਾ ਸਾਰਿਆਂ ਨੂੰ ਮੁਕਤ ਕਰ ਦੇਵੇ ਜਾਇ ਕੋਈ ਕੋ ਪੁੱਛਣ ਵਾਲਾ ਕਬੂਤ ਜਦ ਉਦ ਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਾਂ ਦੇਹ ਅਪਾਰ ਆਪਣੇ ਅੰਦਰੋਂ ਬਾਹਰ ਕੱਢ ਕੇ ਇੱਥੇ ਭੇਜਦੇ ਸੱਚੂ ਤੋਂ ਬਾਹਰ ਕੱਢ ਕੇ ਚਲੋ ਭਾਈ ਇੱਧਰ ਆਓ ਤੁਸੀਂ ਜਬ ਆ ਕਰਕ ਕਰਤੋ ਹੋ ਕਬੂ ਜੇ ਸਾਰਿਆਂ ਨੂੰ ਬਲੇ ਜਗਾੜੋ ਚਾਹੇ ਜਗਾ ਨਹੀਂ ਸਕਦਾ ਇੱਕ ਸੁੱਤਾ ਆਦਮੀ ਸਾਰਿਆਂ ਨੂੰ ਜਗਾ ਦੂ ਇੱਕ ਜਾਗਦਾ ਆਦਮੀ ਸਾਰਿਆਂ ਨੂੰ ਜਗਾ ਦੂ ਉਹ ਕਹਿੰਦਾ ਆਪੇ ਜਾਗੋ ਹਰ ਤਮਾਸ਼ਾ ਦੇਖਦੇ ਨੇ ਉਹ ਤਮਾਸ਼ਾ ਕੀ ਦੇਖਦੇ ਨੇ ਇਹ ਦੇਖਦੇ ਭਲਾ ਕਿਹੜਾ ਜਾਗਦਾ ਤਮਾਸ਼ਾ ਕੀ ਹੈ ਜਗਤ ਤਮਾਸ਼ਾ ਕੀ ਹੈ ਜਗ ਤਮਾਸ਼ਾ ਆ ਨਹੀਂ ਹੈਗਾ ਜਿਹੜਾ ਤੁਸੀਂ ਦੇਖਦੇ ਹੋ ਇਹ ਸੁੱਤੇ ਪਏ ਨੇ ਬੜੇ ਕਲਾਕਾਰ ਦੇਖਦੇ ਕਿਹੜਾ ਜਾਗਦਾ ਨਾ ਆਪਣੇ ਆਪ ਕਹਿਣਾ ਕੁਝ ਨਹੀਂ ਇਹਨਾਂ ਆ ਦੱਸਦਾ ਇਹਨਾਂ ਨੂੰ ਥੋੜਾ ਜਿਹਾ ਜਗਾ ਕੇ ਜਾਗੋ ਵੀ ਕਿਹੜਾ ਜਾਗਦਾ ਬੜੇ ਬਹੁਤ ਦੇਰ ਵਿੱਚ ਚੁੱਪ ਕਰਕੇ ਬੋਲਣ ਲੱਗੇ ਨਹੀਂ ਬੇਸ਼ਰਮ ਬਹੁਤੇ ਬਹੁਤੀ ਕਲਾ ਬਹੁਤੀ ਕਰਦੇ ਹੁਣ ਵਰਡ ਵਰਡ ਬਹੁਤੇ ਕਲਾਕਾਰ ਬਣਦੇ ਤੇ ਉੱਥੇ ਜਿਹੜੇ ਜ਼ਿਆਦਾ ਕਲਾਕਾਰ ਬਣਦੇ ਤੇ ਉਹੀ ਭੇਜਦੇ ਇੱਥੇ ਚਲੋ ਜਾ ਕੇ ਦਿਖਾਓ ਹੁਣ ਇੱਥੇ ਸਾਰੇ ਧੱਕੇ ਖਾ ਕੇ ਨਾ ਹੁਣ ਬਹੁਤ ਦੇਰ ਨਹੀਂ ਬੋਲੂ ਉਹ ਕਹਿੰਦੇ ਜਾਣਦੇ ਆ ਅਸੀਂ ਤੈਨੂੰ ਅਸੀਂ ਦੇਖਦੇ ਰਹੇ ਹਾਂ ਤੇਰੇ ਖਰਾਟੇ ਸਾਡੇ ਪੋਜ ਕੀਤੇ ਨੇ ਮੋਬਾਈਲ 'ਚ ਰਿਕਾਰਡ ਕੀਤੇ ਹੋਏ ਬੈਠਾ ਹੀ ਹੋ ਜਾਂਦਾ ਲਿਖਿਆ ਫੇਰ ਨਾ ਸਕੀਐ ਜਿਉ ਭਾਵੀ ਤਿਉ ਸਾਰ ਲਿਖਿਆ ਫੇਰ ਨਾ ਸਕੀਐ ਉਹਦਾ ਲਿਖਿਆ ਨਹੀਂ ਫੇਰਿਆ ਜਾਂਦਾ ਫਰਮਾਨ ਉਹਦਾ ਫਰਮਾਨ ਕੋਈ ਫੇਰ ਸਕਦਾ ਚਾਹੇ ਗਿਆਨ ਦੇ ਦੇਵੇ ਚਾਹੇ ਅਗਿਆਨਤਾ ਦੇ ਦੇਵੇ ਚਾਹੇ ਜੰਮਣ ਦਾ ਹੋਵੇ ਚਾਹੇ ਮਰਨ ਦਾ ਹੋਵੇ ਚਾਹੇ ਕਿਸੇ ਪਦਾਰਥ ਦੇ ਮਿਲਣ ਦਾ ਹੋਵੇ ਜੇ ਕਿਸੇ ਨੂੰ ਕੋਈ ਚੀਜ਼ ਦਵੇ ਕੋਈ ਰੋਕ ਨਹੀਂ ਸਕਦਾ ਜੇ ਕਿਸੇ ਨੇ ਖੋਲਵੇ ਤਾਂ ਨਹੀਂ ਕੋਈ ਰੋਕਦਾ ਜੇ ਉਹਨੇ ਕਹਿੰਦੇ ਕੋਈ ਚੀਜ਼ ਖੋਣੀ ਆ ਉੱਥੇ ਵੀ ਨਹੀਂ ਕਹਿੰਦਾ ਬਸ ਚੱਲਦਾ ਜੇ ਕੋਈ ਚੀਜ਼ ਦੇਣੀ ਹੈ ਤਾਂ ਵੀ ਬਸ ਕਿਸੇ ਦਾ ਕੁਝ ਵੀ ਨਹੀਂ ਬਸ ਚੱਲਦਾ ਇਸ ਕਰਕੇ ਜੋ ਦਾ ਫਰਮਾਨ ਲਿਖਤ ਆ ਗਈ ਉਹਦੀ ਉਹਦਾ ਕੋਈ ਇਲਾਜ ਨਹੀਂ ਕਿਸੇ ਕੋਲ ਬਾਕੀ ਸਭ ਕਹਾਣੀਆਂ ਝੂਠੀਆਂ ਨੇ ਵੀ ਚਲੋ ਵਿਸ਼ਨੂੰ ਕੋ ਚੱਲੀਏ ਜੇ ਸਾਡਾ ਪਤੀ ਮਰ ਗਿਆ ਤਾਂ ਮਰਨਾ ਨਹੀਂ ਚਾਹੀਦਾ ਇਹਨੂੰ ਇਹ ਸਭ ਝੂਠ ਹੈ ਯਾ ਤੇ ਮਹਾਰਾਜ ਲਖਣੀ ਦੇ ਕੋਈ ਇਲਾਜ ਵੀ ਤੁਸੀਂ ਲਿਖ ਦਿਓ ਇਹ ਸਭ ਝੂਠ ਹੈ ਗੁਰਬਾਣੀ ਦੀ ਬੰਦੀ ਗੁਰਬਾਣੀ ਦਾ ਕਹਿੰਦੀ ਹੈ ਕਿ ਉੱਥੇ ਵੀ ਤੈਨ ਲਿਖਣਾ ਇੱਥੇ ਵੀ ਤੈਨ ਲਿਖਣਾ ਜਿਹਨੂੰ ਲਿਖਣਾ ਕਹਿੰਦੇ ਨੇ ਉਹਨਾਂ ਦਾ ਗੁਰਬਾਣੀ ਵੀ ਇੱਕ ਪੰਕਤੀ ਲਿਖੀ ਜਿਹਨੂੰ ਲਿਖਣ ਦੀ ਪਾਵਰ ਦਿੰਦਾ ਇੱਕ ਪੰਕਤੀ ਗੁਰਬਾਣੀ ਦੀ ਬਣੀ ਹੈ ਉਹ ਤੋਂ ਜ਼ਿਆਦਾ ਤਾਂ ਪੱਟਾ ਕੋਲ ਤਾਕਤ ਹੈ ਜੇ ਆਪਾਂ ਮੰਨ ਲਈਏ ਫਿਰ ਜਿਹਨਾਂ ਨੇ ਗੁਰਬਾਣੀ ਲਿਖੀ ਹੈ ਅੰਨੇ ਹੋ ਕੇ ਜੋ ਮਰਜੀ ਕਹੀ ਜਾਓ ਜੋ ਮਰਜੀ ਬਦੀ ਜਾਓ ਗੁਰਬਾਣੀ ਲਿਖਣਾ ਆ ਬੋਲਣਾ ਕੋਈ ਉਹ ਨਹੀਂ ਹੈ ਬੀਟਰ ਬਣੀ ਪਰ ਗੁਰੂ ਨਾਨਕ ਮੰਨਦੇ ਨੇ ਵੱਡਾ ਸਾਰੇ ਪੰਜ ਪਾਸ਼ਾ ਗੁਰੂ ਨਾਨਕ ਦਾ ਨਾਮ ਲੈ ਰਹੇ ਗਿਆਨ ਦੇ ਵਿੱਚ ਕੋਈ ਪਾਵਰ ਨਹੀਂ ਸੀ ਘੱਟ ਪਾਵਰ ਸੀ ਬੀਬੀ ਨਾਨਕ ਦੀ ਔਲਾਦ ਨਹੀਂ ਕਿਉਂ ਵੀ ਉਹ ਨਹੀਂ ਸੀ ਕਰ ਸਕਦੇ ਆਪਣੇ ਘਰ ਨਾਲੇ ਐਡਾ ਪ੍ਰੇਮ ਕਰਦੀ ਸੀ ਭੈਣ ਉਹ ਵੀ ਕਰਦੇ ਸੀ ਨਾਲ ਕੀ ਨਾਲ ਉਹ ਤਾਂ ਲੋੜ ਹੀ ਨਹੀਂ ਸੀ ਮੰਗਣ ਦੀ ਵੀ ਉਹ ਪਤਾ ਹੀ ਸੀ ਉਹਨਾਂ ਨੇ ਪਾਣਾ ਬਣਿਆ ਪਾਣਾ ਬਣਨ ਦਾ ਉਪਦੇਸ਼ ਦਿੱਤਾ ਵੀ ਸੋਚੋ ਹੀ ਨਾ ਇਧਰ ਨੂੰ ਇਹ ਤਾਂ ਸੰਸਾਰੀ ਬੰਦਿਆਂ ਦੀਆਂ ਸੋਚਾਂ ਨੇ ਸੰਸਾਰੀ ਬਣਾਇਆ ਤਾਂ ਉਹ ਇਹ ਸੋਚ ਕੇ ਇਧਰ ਨੂੰ ਲਿਜਾ ਕੇ ਤਾਂ ਸੰਸਾਰੀ ਬੰਦਿਆਂ ਦੀਆਂ ਗੱਲਾਂ ਨੇ ਬਾਦਾ ਸੁਧਰੀ ਨੇ ਬਾਵਜੂਦ ਦਾ ਸੁਪਾਸ਼ਾ ਦੇ ਕਹਿਣ ਤੇ ਬੁੱਢਾ ਪੜ ਲਿਆ ਅਜੀਤ ਸਿੰਘ ਨੂੰ ਰੱਖ ਲਿਆ ਉਹਨੇ ਕਲੰਕ ਲਵਾਤਾ ਬਸ ਦਸ ਨੇ ਕਹਿ ਰਹਿਣ ਦੋ ਇਹ ਨਾ ਕਰਿਓ ਨਹੀਂ ਹਟੇ ਕਲਮ ਕਲੋ ਆਇਆ ਨਾ ਫਿਰ ਕੀ ਕੀਤਾ ਬਾਜ ਪਛਤਾਉਣ ਵਾਲੀ ਗੱਲ ਹੋਈ ਉਹ ਹਿਸਟਰੀ 'ਚ ਲਿਖਿਆ ਹੈ ਜੋ ਕੁਝ ਕਰਦਾ ਰਿਹਾ ਉਹਦੀ ਸਿੱਖਿਆ ਬਚਪਨ ਦੀ ਉਹਦਾ ਖੂਨ ਉਹਦੀ ਸੋਸਾਇਟੀ ਉਹ ਚੀਜ਼ ਸੀ ਸ਼ਕਲ ਦੇਖ ਲਈ ਸਾਹਿਬ ਜਦਾਂ ਕਿਵੇਂ ਮੇਲ ਖਾਣੇ ਕਿੱਥੇ ਸਾਹਿਬ ਜਾਂਦੇ ਕਿੱਥੇ ਉਹ ਉਹਦਾ ਕਿਉਂ ਨਹੀਂ ਨਾਮ ਲੈ ਰਹੇ ਸਿੱਖ ਇਹਦਾ ਅੱਜ ਉਹਦਾ ਜ਼ਿਕਰ ਨਹੀਂ ਕਰ ਰਹੇ ਜੇ ਜ਼ਿਕਰ ਕਰਦੇ ਨੇ ਮਤਲਬ ਕੀ ਹੁੰਦੀ ਹੈ ਉਹਦਾ ਇਤਿਹਾਸਕਾਰਾਂ ਨੇ ਮੁਸਲਮਾਨਾਂ ਨੇ ਲਿਖਤਾ ਜ਼ਿਕਰ ਉਹਦਾ ਅਸੀਂ ਤਾਂ ਜ਼ਿਕਰ ਨਹੀਂ ਕੀਤਾ ਕਦੇ ਉਹਦਾ ਵੀ ਥਾ ਵੀ ਕੋਈ ਕੀਤਾ ਸੀ ਪਿਤਾ ਦੇ ਮਾਤਾ ਨੂੰ ਕਹਿਣਗੇ ਵੀ ਉਹਨਾਂ ਨੇ ਗਲਤ ਕੰਮ ਕੀਤਾ ਕਿ ਬਹੁਤ ਸਾਰੀਆਂ ਗੱਲਾਂ ਸੀ ਕਹਿੰਦੇ ਨਹੀਂ ਜਾਣ ਕੇ ਨਹੀਂ ਕਹਿੰਦੇ ਜਿਹੜੀਆਂ ਗਲਤੀਆਂ ਕੀਤੀਆਂ ਹੋ ਗਈਆਂ ਹੋ ਗਈਆਂ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਵੀ ਚਲੋ ਕਿਉਂ ਕਰਨਾ ਜ਼ਿਕਰ ਚੁੱਪੇ ਕਰ ਜੋ ਇਤਿਹਾਸ ਦੇ ਆਪਾਂ ਨੇ ਕੀ ਲੈਣਾ ਇਤਿਹਾਸ ਨੂੰ ਛੱਡੋ ਪਰੇ ਕੱਲ ਗੁਰਬਾਣੀ ਦੀ ਗੱਲ ਇਹਦਾ ਮਤਲਬ ਹੈ ਉਹਨਾਂ ਦੇ ਤੇ ਮਾਤਾ ਸੁਧਰੀ ਤੇ ਸੰਸਾਰ ਭਾਰੂ ਸੀ ਸੰਸਾਰੀ ਮਤ ਭਾਰੂ ਸੀ ਉਹ ਭਾਰੂ ਸੀ ਨਹੀਂ ਤਾਂ ਕੋਈ ਕਾਰਨ ਨਹੀਂ ਸੀ ਦਿੱਲੀ ਰਹਿਣ ਦਾ ਨਾਲ ਜਾਣਾ ਚਾਹੀਦਾ ਸੀ ਉੱਥੇ ਹਜੂਰ ਸਾਹਿਬ ਕੀ ਰੱਖਿਆ ਸੀ ਇੱਥੇ ਪੰਜਾਬ 'ਚ ਭਾਵੇਂ ਦਾ ਸੁਪਾਸ਼ਾ ਕਹਿੰਦੇ ਵੀ ਵੀ ਤੁਸੀਂ ਇੱਥੇ ਰਹੋ ਕਹਿੰਦੇ ਨਹੀਂ ਅਸੀਂ ਤੁਹਾਡੇ ਨਾਲ ਰਹੋ ਕਹਿ ਕਹਿਣ ਹੱਕ ਬਣਦਾ ਸੀ ਸੀਤਾ ਨੇ ਕਿਹਾ ਹੀ ਹੈ ਹੱਕ ਬਣਦਾ ਸੀ ਕਹਿਣ ਇਤੋਂ ਤੋਂ ਮਤਭੇਦ ਦਾ ਪਤਾ ਲੱਗਦਾ ਦਸਮ ਪਾਸ਼ਾ ਨਾਲ ਮਤਭੇਦ ਸੀ ਜੋ ਇਹ ਚਾਹੁੰਦੇ ਸੀ ਪਰਿਵਾਰ ਉਹ ਤਾਂ ਉਲਟ ਹੋਇਆ ਅਨੰਦਪੁਰ ਸਾਹਿਬ ਜੋ ਮਾਤਾ ਗੁਜਰੀ ਚਾਹੁੰਦੀ ਸੀ ਉਹ ਦੂਏ ਵੀ ਚਾਹੁੰਦੇ ਸੀ ਭਾਵੇਂ ਬੋਲਦੇ ਨਹੀਂ ਸੀ ਹੋ ਗਿਆ ਉਹੀ ਜੋ ਉਹਨਾਂ ਨੂੰ ਸ਼ੱਕ ਸੀ ਇਸ ਕਰਕੇ ਉਹ ਕਹਿੰਦੇ ਸੀ ਗਲਤ ਹੋ ਗਏ ਸਭ ਤਾਂ ਪਹਿਲਾਂ ਹੀ ਪਤਾ ਸੀ ਇਦਾਂ ਹੋਣਾ ਉਹਨਾਂ ਵੱਲੋਂ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸਭ ਕੁਝ ਹੈ ਹੋਣਾ ਉਹਨਾਂ ਦੇ ਭਾਵੇਂ ਗਲਤ ਹੋਇਆ ਦਸਮ ਪਾਸ਼ਾ ਨੂੰ ਪਤਾ ਹੀ ਹੈ ਕਿ ਪਰਮੇਸ਼ਰ ਦਾ ਤਾਂ ਭਾਣਾ ਮੰਨ ਉਹ ਜਿਹੜੀ ਅਵਸਥਾ ਸਾਹਿਬ ਜਾਦੇ ਲੈ ਕੇ ਮਿਲ ਜਾਂਦੀ ਫਿਰ ਮਿਲ ਜਾਂਦੀ ਕੋਣ ਕੀ ਜਾਣਨੇ ਗੱਲ ਨੂੰ ਇਹ ਗੱਲ ਕੀ ਹੈ ਕੌਣ ਜਾਣੇ ਇਸ ਗੱਲ ਨੂੰ ਜਿਉ ਭਾਵੀ ਤੇ ਅਨੁਸਾਰ ਜਿਉ ਭਾਵੀ ਤੇ ਅਨੁਸਾਰ ਲਿਖਿਆ ਫੇਰ ਨਾ ਸਕੀਐ ਜਿਉ ਭਾਵੀ ਤੇ ਅਨੁਸਾਰ ਜਿਉ ਉਹਦਾ ਹੁਕਮ ਦਾ ਲਿਖਿਆ ਫੇਰ ਤਾਂ ਸਕਿਆ ਨਹੀਂ ਜਾ ਸਕਦਾ ਇਸ ਕਰਕੇ ਜਿਵੇਂ ਉਹਦਾ ਭੜ ਜਿਵੇਂ ਉਹ ਚਾਹੁੰਦਾ ਉਹਦੀ ਜਿਹੜੀ ਇੱਛਾ ਹੈ ਉਹ ਹੀ ਠੀਕ ਹੈ ਉਹ ਹੀ ਸਾਰ ਰੂਪ ਉਹ ਹੀ ਸਹੀ ਹੈ ਜਿਉ ਭਾਵੀ ਤੇ ਅਨੁਸਾਰ ਆ ਉਹਦੀ ਇੱਛਾ ਹੀ ਸਹੀ ਹੈ ਬਸ ਜੋ ਉਹਦੀ ਇੱਛਾ ਉਹੀ ਠੀਕ ਹੈ ਕੋਈ ਸਾਰੂ ਕੋਈ ਸਹੀ ਚੀਜ਼ ਹੈ ਉਹੀ ਠੀਕ ਹੈ ਜੇ ਅਸੀਂ ਆਪਣੀ ਇੱਛਾ ਵਿੱਚ ਰਹਾਂਗੇ ਖੁਆਰ ਹੋਵਾਂਗੇ ਸਾਰੂ ਹੈ ਬਿਲਕੁਲ ਸਹੀ ਚੀਜ਼ ਨਾਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਇਸੇ ਕਰਕੇ ਨਦਰ ਤੇਰੀ ਸੁਖ ਪਾਇਆ ਨਦਰ ਜਿਹੜੀ ਹੈ ਉਹ ਕਿਦੇ ਤੇ ਹੁੰਦੀ ਹੈ ਸੁਖਤਾ ਤੇਰੀ ਕਿਰਪਾ ਨੂੰ ਮਿਲਿਆ ਸਵਾਲ ਹੈ ਕਿਰਪਾ ਹੋਊ ਕਿ ਮੇਰੇ ਕਿਹਦੇ ਤੇ ਹੋਊ ਕਿਰਪਾ ਉਹਦੇ ਤੇ ਹੋਊਗਾ ਜਿਹੜਾ ਉਤਲੀ ਭਗਤੀ ਬੰਦਾ ਜੋ ਭਾਵੇਂ ਤੇ ਉਸਾਰ ਮੈਨੂੰ ਨਹੀਂ ਜਗਾ ਲੱਗਦਾ ਕੋਈ ਗੱਲ ਨਹੀਂ ਮੈਨੂੰ ਤਾਂ ਗਿਆਨ ਹੈ ਨਹੀਂ ਜੋ ਤੈਨੂੰ ਜਗਾ ਲੱਗਦਾ ਉਹ ਸਾਰ ਰੂਪ ਹੈ ਉਹੀ ਠੀਕ ਹੈ ਉਹੀ ਹੋਣ ਦੇ ਚੱਲਣ ਦੇ ਆਰਾ ਸਰ ਤੇ ਕੋਈ ਗੱਲ ਨਹੀਂ ਉਹ ਹੈ ਉਹ ਪਾਇਆ ਹੈ ਉਹਦੇ ਤੇ ਕਿਰਪਾ ਹੁੰਦੀ ਹੈ ਜੋ ਭਾਵੇਂ ਜੋ ਸਰ ਜਿਹੜਾ ਭਾਣੇ ਜਿਹਨੂੰ ਕਿਰਪਾ ਉਹਦੇ ਤੇ ਹੋ ਦੂਏ ਦੇ ਕਿਵੇਂ ਹੋ ਜੂ ਹਾਂ ਜਿਹੜਾ ਉਹਦੇ ਪਾਣੀ ਨੂੰ ਬਿਠਾ ਕਰਕੇ ਬੰਦਾ ਉਹਦੇ ਤੇ ਕਿਰਪਾ ਹੁੰਦੀ ਹੈ ਦੂਏ ਤੇ ਹੋਣੀ ਵੀ ਨਹੀਂ ਆਰਾ ਚੱਲਦਾ ਹੋਵੇ ਚੱਲਣਾ ਜਿਹੜੀ ਸਕਾਲ ਹੈ ਜਿਹਨੇ ਚਲਵਾਇਆ ਉਹਨੇ ਚਲਵਾਇਆ ਵੀ ਉਹ ਨੇ ਉਹਦਾ ਇੱਕ ਡਰਬ ਰਾਜਾ ਰਾਮ ਆਇਆ ਫੇਰੀ ਚਰਵਾਇਆ ਵੀ ਉਹਨੇ ਹਾਂ ਚੱਲਣ ਦੀ ਸ਼ਕਤੀ ਵੀ ਉਹਨੇ ਦਿੱਤੀ ਹੈ ਅਦਰੇ ਉਹ ਉਹ ਜਿਹਨੇ ਫਰਮਾਇਆ ਉਹਨੇ ਚੱਲਣ ਦੀ ਸ਼ਕਤੀ ਵੀ ਦੂਏ ਬਸ ਦੋਹਾਂ ਸਰਿਆਂ ਦਾ ਆਪ ਸੁਆਮੀ ਉਧਰ ਫਰਮਾਉਣ ਵਾਲਾ ਵੀ ਆਪ ਹੈ ਉਧਰ ਚੱਲਣ ਵਾਲਾ ਵੀ ਆਪ ਹੈ ਇਹ ਤਾਂ ਦੁਨੀਆ ਨੂੰ ਦਿਖਾਉਣਾ ਸੀ ਡਰਾਮਾ ਕਿ ਐ ਵੀ ਹੋ ਜਾਂਦਾ ਹੈ ਭਗਤ ਫੇਰ ਵੀ ਤੁਸੀਂ ਮੰਨਦੇ ਹੋ ਐ ਹੋ ਨਹੀਂ ਸਕਦਾ ਸਾਖਤ ਆ ਦੇਖ ਲਓ ਹੋ ਗਿਆ ਖੜਾ ਭਗਤ ਲਿਆ ਤਾਂ ਦਿਖਾਉਣਾ ਹੈ ਇਹ ਵੀ ਗਿਆਨ ਹੈ ਇੱਥੋਂ ਵੀ ਵਿਸ਼ਵਾਸ ਮਿਲਦਾ ਲੋਕਾਂ ਨੂੰ ਸਿਰ ਵਿਸ਼ਵਾਸ ਗੁਰਮਤਿ ਹੋਵੇ ਕਿਵੇਂ ਹੋਵੇ ਇਹ ਘਟਨਾਵਾਂ ਤਾਂ ਹੁੰਦੀਆਂ ਨੇ ਵਿਸ਼ਵਾਸ ਕਿਵੇਂ ਬੱਜੇ ਆਵਾਜ਼ ਆਦਮੀ ਦਾ ਇਹ ਘਟਨਾਵਾਂ ਦਾ ਵੀ ਕਾਰਨ ਹੈ ਕੋਈ ਕੰਮ ਦਾ ਐਵੇਂ ਥੋੜੀ ਹੈ ਵੀ ਘਟਨਾਵਾਂ ਹੋ ਗਈਆਂ ਉਹਦੇ ਹੁਕਮ ਨਾਲ ਹੋ ਗਈਆਂ ਫਿਰ ਜਦੋਂ ਉਹਦੇ ਹੁਕਮ ਦੇ ਬਿਨਾ ਹੋ ਜਵੇ ਹੁਣ ਮਨ ਬੋਲਦਾ ਹੈ ਜਦ ਜੀ ਉਹਦਾ ਹੁਕਮ ਹੈ ਫਿਰ ਭਗਤਾਂ ਨਾਲ ਐ ਕਿਉਂ ਹੋਗੀ ਲੈ ਦੱਸੋ ਐ ਇਸ ਕਰਕੇ ਹੋਗੀ ਆਪ ਪਬਲਿਕ ਨੂੰ ਕਿਵੇਂ ਪਤਾ ਲੱਗਦਾ ਗੰਨੇ ਦਾ ਹੀ ਰਾਸ ਹੁੰਦਾ ਫਿਰ ਪੀੜ ਦੇ ਕਾਸ ਨੂੰ ਨੇ ਗੰਨੇ ਤੇ ਕਰਾਉਣਾ ਕੀ ਹੈ ਜੇ ਪੀੜੇ ਕੀ ਕਰਾਉਣਾ ਸੀ ਗੰਨੇ ਜਦੋਂ ਪੀੜਨਾ ਨਹੀਂ ਮੈਂ ਗੰਨਾ ਪਾਲਣਾ ਲਗਾ ਹਰੂ ਭਗਤਾਂ ਨੇ ਲੇ ਕਾਸ ਨੂੰ ਇਹ ਭਗਤਾਂ ਨੂੰ ਕੰਮ ਨਹੀਂ ਲੈਣਾ ਕੋਈ ਜਿਹਨਾਂ ਦੀ ਕੁਰਬਾਨੀ ਤੇ ਪੁਰਜਾ ਪੁਰਜਾ ਕੱਟ ਮਾਰੇ ਕਬੂ ਨੇ ਛੱਡੇ ਖੇਤ ਇਹ ਲਿਖਣਾ ਕਾਸ ਨੂੰ ਸੀ ਇਹ ਕਹਾਂ ਸਾਬਤ ਨਹੀਂ ਕਰਦਾ ਲਿਖਣਾ ਕਿਉਂ ਸੀ ਜੇ ਸਾਬਤ ਨਹੀਂ ਕਰਨਾ ਸਾਬਤ ਵੀ ਕਰਤਾ ਇਹ ਤਾਂ ਆਦਮੀ ਨੇ ਤਾਂ ਕਿਹਾ ਨਹੀਂ ਪੁਰਜਾ ਪੁਰਜਾ ਕੱਟ ਮਾਰਿਆ ਕਿਹਾ ਤਾਂ ਪਰਮੇਸ਼ਰ ਨੇ ਸੂਰਾ ਕੌਣ ਹੁੰਦਾ ਸੂਰਾ ਤੋਂ ਪਹਿਚਾਣੀਏ ਲੜੇ ਦੀਨ ਕਹੇ ਦੀਨ ਅੰਤਰਾਤਮਾ ਦੀ ਆਵਾਜ਼ ਹੈ ਸੱਚ ਵਾਸਤੇ ਲੜੇ ਪਰਜਾ ਪੁਰਜਾ ਕੱਟ ਮਾਰੇ ਉਹ ਜਿਹੜਾ ਮਰ ਗਿਆ ਪੁਰਜਾ ਪੁਰਜਾ ਕੱਢ ਕੇ ਉਹਦਾ ਖੇਤ ਛੱਡਿਆ ਨਾ ਛੱਡਿਆ ਬਰਾਬਰ ਹੈ ਜੇ ਸੰਸਾਰ ਦੀ ਲੜਾਈ ਹੁੰਦੀ ਜੇ ਸੰਸਾਰ ਦੀ ਲੜਾਈ ਹੈ ਉਹ ਕਹਿੰਦੇ ਗਊ ਨੂੰ ਛੱਡ ਕੇ ਇਹਦਾ ਜੋ ਖੇਤ ਖੜਾ ਹੋ ਉਹ ਬਰਿਆ ਹੋਇਆ ਵੀ ਖੇਤ ਖੜਾ ਹੁੰਦਾ ਹੈ ਕਹਿੰਦਾ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕਰਕੇ ਮਰਜ ਵਿੱਚ ਖੇਤ ਛੱਡੇ ਨੂੰ ਉਹ ਫਿਰ ਖੇਤ ਕੀ ਕਰੂਗਾ ਜਾਂ ਕੇ ਮਰ ਗਿਆ ਉਹ ਇਹ ਸਾਰੇ ਖੇਤ ਵਿੱਚੇ ਖੜੇ ਨੇ ਸਾਹਿਬਜ਼ਾਦੇ ਖੇਤ 'ਚ ਖੜੇ ਨੇ ਪ੍ਰੇਰਣਾ ਸਰੋਤ ਬਣੇ ਬੈਠੇ ਨੇ ਸਾਰੇ ਹੁਣ ਖੜੇ ਨੇ ਨਾ ਇਹ ਐ ਖੜੇ ਨੇ ਖੇਤ 'ਚ ਇਹ ਸਾਰੇ ਖੇਤ 'ਚ ਖੜੇ ਨੇ ਪੰਜਵੇਂ ਬਾਜਾ ਖੇਤ 'ਚ ਖੜੇ ਨੇ ਹਾਂ ਅਜੋ ਵੀ ਗੁਰਬਾਣੀ ਦੁਨੀਆ ਨਾਲ ਅਸਰ ਹੋ ਰਿਹਾ ਜਿੰਨਾ ਉਹਨਾਂ ਦਾ ਪੈ ਰਿਹਾ ਅਸਰ ਜਿੰਨਾ ਉਹਨਾਂ ਦਾ ਮੁਕਤਿਆਂ ਦਾ 40 ਦਾ ਅਸਰ ਪੈ ਰਿਹਾ ਜਿੰਨਾ ਜਪਕੌਰ ਸਾਹਿਬ ਦੀ ਜੰਗ ਦਾ ਅਸਰ ਪੈ ਰਿਹਾ ਉਹਨਾਂ ਗੁਰਬਾਣੀ ਦਾ ਨਹੀਂ ਪੈ ਰਿਹਾ ਅਸਰ ਲੋਕਾਂ ਦੇ ਉਹਨਾਂ ਨੇ ਕਰਕੇ ਉਹ ਪ੍ਰੈਕਟੀਕਲ ਪ੍ਰੈਕਟੀਕਲ ਜੋ ਲੋਕਾਂ ਨੂੰ ਜ਼ਿਆਦਾ ਸਮਝ ਆਉਂਦੀ ਹੈ ਇਹ ਥਿਊਰੀ ਥਿਊਰੀ ਤੇ ਦਾ ਵਿਸ਼ਵਾਸ ਨਹੀਂ ਹੁੰਦਾ ਪ੍ਰੈਕਟੀਕਲ ਤੇ ਆ ਕੇ ਵਿਸ਼ਵਾਸ ਹੁੰਦਾ ਇਹ ਤਾਂ ਜੇ ਜੁੜੇ ਨੇ ਨਾ ਇਹਨੇ ਲੋਕ ਉਹਨਾਂ ਕਠਿਨਾਵਾਂ ਕਰਕੇ ਜੁੜੇ ਹੋਏ ਨੇ ਜ਼ਿਆਦਾ ਤਾਂ ਹੀ ਆ ਕੇ ਲੰਦਾ ਲਾਉਂਦੇ ਨੇ ਫਟਾਫਟ ਉੱਥੇ ਜਿੱਥੇ ਕਠਿਨਾਵਾਂ ਵਰਤੀਆਂ ਨੇ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਨਾਨਕ ਸ਼ਬਦ ਵਿਚਾਰ ਤੇਰਾ ਜਿਹੜਾ ਉਪਦੇਸ਼ ਹੈ ਸ਼ਬਦ ਹੈ ਇਹ ਵੀ ਜਦ ਵਿਚਾਰਿਆ ਤਾਂ ਤੇਰੀ ਨਜ਼ਰ ਹੋਈ ਜੇ ਵਿਚਾਰਿਆ ਤਾਂ ਇਹੀ ਵਿਚਾਰਿਆ ਕਿ ਪਾਣਾ ਮਨ ਵਿੱਚ ਪਾਣਾ ਮੰਨੇ ਦੇ ਬਗੈਰ ਤੇ ਪਾਣੀ ਹੋਣੀ ਕਿਰਪਾ ਦੇ ਬਗੈਰ ਸੁਖ ਨਹੀਂ ਇਹ ਗੁਰਬਾਣੀ ਦੇ ਵਿੱਚ ਵਿਚਾਰੇ ਤੇ ਪਤਾ ਲੱਗਿਆ ਕਿ ਭਾਣਾ ਮਿੱਠਾ ਕਰਕੇ ਮੰਨਣ ਵਾਲੇ ਤੇ ਹੀ ਉਹਦੀ ਕਿਰਪਾ ਹੁੰਦੀ ਹੈ ਜਦ ਕਿਰਪਾ ਹੋ ਜਾਂਦੀ ਹੈ ਉਸ ਨੂੰ ਸੁਖ ਹੁੰਦਾ ਬਸ ਸੁਖ ਨਹੀਂ ਹੈਗਾ ਮਨਮੁਖ ਭੁੱਲੇ ਪਚਮੂਏ ਉਬਰੇ ਗੁਰ ਵਿਚਾਰ ਮਨਮੁਖ ਨੇ ਜਿਹੜੇ ਭੁੱਲੇ ਹੋਏ ਨੇ ਉਲਟੇਰਾ ਪੈ ਹੋਏ ਪਚਮੂਏ ਪਚਮੂਏ ਪਚ ਉਹ ਗੁਰਬਾਣੀ ਨਾਲ ਸਭ ਵਿਰੋਧ ਕਰਦੇ ਨੇ ਗੁੱਸਾ ਨਾਲ ਪਛਦੇ ਰਹਿੰਦੇ ਨੇ ਉਹਨਾਂ ਦਾ ਗਿਆਨ ਘਟਦਾ ਰਹਿੰਦਾ ਗੁਣ ਗਲ ਜਾਂਦੇ ਨੇ ਗਲ ਕੇ ਪਚ ਜਾਂਦੇ ਨੇ ਉੱਭਰੇ ਗੁਰ ਵਿਚਾਰ ਜਿਹੜੇ ਉੱਭਰਦੇ ਨੇ ਭਗ ਸਾਗਰ ਚੋਂ ਉਹ ਗਿਆਨ ਵਿਚਾਰ ਤੋਂ ਉੱਪਰ ਉੱਤੇ ਹੁੰਦੇ ਬਾਕੀ ਡੁੱਬ ਜਾਂਦੇ ਨੇ ਸਾਰੇ ਪੱਥਰਾਂ ਨੇ ਡੁੱਬੇ ਜਾਣਾ ਜੇ ਪੁਰਖ ਨਜ਼ਰ ਨਾ ਆਵੇ ਜਿਸ ਕਾ ਕਿਆ ਕਰ ਕਹਿਆ ਜਾਏ ਜਿਹੜਾ ਇੱਕ ਪੁਰਖ ਹੈ ਕੋਈ ਆਦਮੀ ਹੈ ਚਲੋ ਉਹ ਦਿਨਾਂ ਦੀਆਂ ਪਰੋਖਾਂ ਨੂੰ ਦੱਸੋ ਉਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਜਾਣਕਾਰੀ ਦਵੋਗੇ ਉਹਦੇ ਬਾਰੇ ਲੋਕਾਂ ਨੂੰ ਕੀ ਲਿਖੋਗੇ ਉਹਦੇ ਬਾਰੇ ਜਿਹੜਾ ਦੀਨਾ ਹੀ ਨਹੀਂ ਇਸ ਕਰਕੇ ਕਰਤਾ ਪੁਰਖ ਦੀਨਾ ਨਹੀਂ ਕੀ ਕਹਾਂ ਉਹਦੇ ਬਾਰੇ ਕਹਿੰਦੇ ਮੈਂ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕਿਆ ਕਰ ਕਹਿਆ ਜਾਏ ਤੁਸੀਂ ਕਹੋਗੇ ਕਿ ਕੀ ਕਹੋਗੇ ਉਹਦੇ ਬਾਰੇ ਇੱਕੋ ਜੋ ਆਦਮੀ ਤੁਸੀਂ ਦੇਖਿਆ ਹੀ ਸੁਣਿਆ ਨਹੀਂ ਉਹਦੇ ਬਾਰੇ ਕੁਝ ਕਿਆ ਕੋਈ ਜਮਿਆ ਹੀ ਨਹੀਂ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਅਡਵਾਂਸ ਕਹਿ ਦੋ ਕੁਝ ਜੋ ਚੀਜ਼ ਸਾਡੀਆਂ ਅੱਖਾਂ ਦੇ ਪਰੇ ਦੇਖਣ ਤੋਂ ਪਰੇ ਉਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਰਤਾ ਪੁਰਖ ਉਹ ਹੈ ਵਜੂਦ ਉਹਦਾ ਹੈ ਪਰ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਅੱਖਾਂ ਨਾਲ ਦੇਖਣ ਵਾਲੀਆਂ ਚੀਜ਼ਾਂ ਨੇ ਸਾਡੇ ਸਾਹਮਣੇ ਇਹ ਜੋ ਹੈ ਜੀ ਕੀ ਦਸੀਏ ਫਿਰ ਕਹੇ ਜੇ ਬਾਲੇ ਹਾਰੀ ਗੁਰ ਆਪਣੇ ਜਿਹਨੇ ਹਿਰਦੇ ਦਿੱਤਾ ਦਿਖਾਇਆ ਬਸ ਇਹ ਕਰ ਉਹ ਹਿਰਦੇ ਵਿੱਚ ਸਾਰਿਆਂ ਦੇ ਹੈ ਬੜੇ ਹਾਰੀ ਮੈਂ ਕੁਰਬਾਨ ਜਾਵਾਂ ਆਪਣੇ ਗਿਆਨ ਤੋਂ ਆਪਣੇ ਗਿਆਨ ਤੋਂ ਦਾ ਮਤਲਬ ਕੀ ਹੈ ਇੱਥੇ ਆਤਮ ਗਿਆਨ ਤੋਂ ਗੁਰ ਆਪਣੇ ਆਤਮ ਗਿਆਨ ਵੇ ਆਤਮਾ ਦਾ ਗਿਆਨ ਹੈ ਜਿਹੜਾ ਉਹ ਤੋਂ ਮੈਂ ਕੁਰਬਾਨ ਜਾਣਾ ਉਹਨੇ ਹਿਰਦੇ ਦਿਖਾਇਆ ਹਿਰਦੇ ਤਾਂ ਆਪਣਾ ਆਪੇ ਦੇਖਿਆ ਦੇਖਿਆ ਕਿ ਨਹੀਂ ਬੋਲ ਤਾਂ ਬੋਲ ਰਿਹਾ ਹੈ ਗੁਰਬਾਣੀ ਜਿਹੜਾ ਬੋਲ ਰਿਹਾ ਉਹਨੇ ਆਪਣਾ ਆਪੇ ਦੇਖਿਆ ਆਤਮਦਰਸ਼ੀ ਹੈ ਆਤਮਦਰਸ਼ੀ ਤਤ ਕਾ ਬੇਤਾ ਹਾਂ ਉਹ ਆਪਣਾ ਗਿਆਨ ਵੀ ਨਹੀਂ ਅਰਥ ਕਰਨਾ ਸੀ ਇਹ ਹਾਂ ਇਹਦਾ ਆਤਮ ਗਿਆਨ ਅਰਥ ਕਰਦੇ ਆਪਣਾ ਗਿਆਨ ਕੀ ਆਤਮ ਗਿਆਨ ਆਪਣੇ ਬਾਰੇ ਗਿਆਨ ਆਪਣੇ ਬਾਰੇ ਗਿਆਨ ਰਖਾ ਜੋਤ ਬਾਰੇ ਗਿਆਨ ਹੈ ਜਿਹੜਾ ਉਹ ਤਾਂ ਮੈਂ ਹਰੀ ਦਾ ਸੰਸਾਰ 'ਚ ਕੋਈ ਗਿਆਨ ਹੈ ਜੋਤ ਬਾਰੇ ਬਾਕੀ ਤਾਂ ਸਾਰੇ ਮੈਟਰ ਦੇ ਗਿਆਨ ਨੇ ਐ ਹੁਣ ਪ੍ਰਕਰਣ ਦੇ ਹਿਸਾਬ ਨਾਲ ਅਰਥ ਹੁੰਦਾ ਤਾਂ ਜੇ ਇਹਨਾਂ ਅਰਥ ਕਰਾਂਗੇ ਉਲਝ ਕੀ ਗੱਲ ਪਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਏ ਪਾਦਾ ਪੜਿਆ ਆਖੀਐ ਉਸੇ ਪਾਦੇ ਨੂੰ ਪੜਿਆ ਆਇਆ ਕਹਿਣਾ ਚਾਹੀਦਾ ਜਿਹੜਾ ਸਹਿਜ ਵਿੱਚ ਰਹਿ ਕੇ ਟਿਕ ਕੇ ਵਿਦਿਆ ਨੂੰ ਵਿਚਾਰੇ ਵਿਦਿਆ ਵਿਚਰੈ ਸਹਿਜ ਸੁਭਾਏ ਸਹਿਜ ਸੁਭਾਏ ਕਾਲਾ ਨਾ ਪਵੇ ਜੋ ਕੁਝ ਲਿਖਿਆ ਹੋਇਆ ਹੈ ਗੁਰਬਾਣੀ ਇਹਨੂੰ ਸਹਿਜ ਅਵਸਥਾ ਵਿੱਚ ਇੱਕ ਕੇ ਵਿਚਾਰੇ ਇਹਨਾਂ ਦੇ ਲਫ਼ਜ਼ ਵੀ ਕਈ ਗਰਣ ਨੂੰ ਗਿਆਨ ਕਿਹਾ ਗੁਰ ਗਿਆਨ ਗਰਣ ਮੁਖ ਪਾਇਆ ਗਰਣ ਦੇ ਅਰਥ ਗੜ ਜਾਨਵਰ ਨਾ ਕਰ ਲਵੇ ਜਨਕ ਦੇ ਅਰਥ ਜਨਕ ਸੋਈ ਜਿਹਨੂੰ ਜਾਣਿਆ ਜੋ ਗੁਰਬਾਣੀ 'ਚ ਲਫ਼ਜ਼ਾਂ ਦੇ ਅਰਥ ਡਿਫਾਈਨ ਕੀਤੇ ਨੇ ਉਹੀ ਅਰਥ ਰੱਖੇ ਜੇ ਆਪਣੀ ਡਿਕਸ਼ਨਰੀ ਲਾਗੂ ਕਰਤੀ ਫਿਰ ਵਿਚਾਰੀ ਨਹੀਂ ਫਿਰ ਪਾਦਾ ਮੂਰਖ ਹੈ ਫਿਰ ਪਾਦਾ ਪੜਿਆ ਨਹੀਂ ਫਿਰ ਪਾਦਾ ਮੂਰਖ ਹੈ ਵਿਦਿਆ ਵਿਚਰੇ ਸਹਿ ਸੁਭਾਏ ਵਿਦਿਆ ਸੁਧ ਹੈ ਤਤਲ ਹੈ RAM ਨਾਮ ਲੈ ਬੁਲਾਏ ਇਸ ਕਰਕੇ ਵਿਦਿਆ ਨੂੰ ਸੋਧੇ ਵਿਦਿਆ ਨੂੰ ਕਿਵੇਂ ਸੋਧੇ ਜਿਹੜਾ ਬਾਪ ਹੈ ਉਹ ਬਾਪ ਨਹੀਂ ਹੈ ਉਹ ਸਰੀਰ ਵਾਲਾ ਬਾਪ ਬਾਪ ਨਹੀਂ ਹੁੰਦਾ ਜੋਤ ਵਾਲੇ ਬਾਪ ਦੀ ਗੱਲ ਹੈ ਇੱਥੇ ਸਰੀਰ ਵਾਲਾ ਭਾਈ ਨਹੀਂ ਹੁੰਦਾ ਜੋਤ ਵਾਲਾ ਭਾਈ ਹੁੰਦਾ ਆਤਮਾ ਕਰਕੇ ਭਾਈ ਕੌਣ ਹੈ ਆਤਮਾ ਕਰਕੇ ਬਾਪ ਕੌਣ ਹੈ ਆਤਮਾ ਕਰਕੇ ਪਤਨੀ ਪਤੀ ਕੌਣ ਹੈ ਇਹ ਆਤਮਾ ਦੇ ਰਿਸ਼ਤਿਆਂ ਦੀ ਗੱਲ ਹੈ ਇਸ ਕਰਕੇ ਵਿਦਿਆ ਸੋਧਣੀ ਪੈਣੀ ਹੈ ਅੰਦਰਲਾ ਸਰੀਰ ਜਿਹੜਾ ਨਿਰਾਕਾਰ ਸਰੀਰ ਹੈ ਉਹਦੇ ਹੱਥ ਬਾਲੇ ਦੇ ਹੱਥ ਤੇ ਨੇ ਅੰਦਰਲੇ ਦੇ ਕਰ ਹੁੰਦੇ ਨੇ ਬਾਲੇ ਦੇ ਕੰਨ ਹੁੰਦੇ ਨੇ ਅੰਦਰਲੇ ਦੇ ਸਰਵਣ ਹੁੰਦੇ ਨੇ ਸਰਵਣੀ ਸੁਣੋ ਹਰ ਹਰਨੋ ਇਹ ਵਿਦਿਆ ਨੂੰ ਸੋਧ ਲਵੇ ਕਿਤੇ ਸਰਵਣਾ ਦੇ ਅਰਧ ਕੰਨ ਨਾ ਕਰੀ ਜਾਵੇ ਜੇ ਕੰਨ ਕਰ ਲੈ ਫਿਰ ਪਾਦਾ ਮੂਰਖ ਹੈ ਅੱਜ ਵਾਲੇ ਸਾਰੇ ਪਾਤੇ ਮੂਰਖ ਨੇ ਇਹ ਪਾਦਾ ਹੈ ਦੇਖੋ ਇਹ ਪਾਦਾ ਲਿਖਿਆ ਹੈ ਇਹ ਸਾਰੇ ਵਿਦਵਾਨ ਪਾਦੇ ਨੇ ਪਾਦੇ ਨੂੰ ਕਿਹਾ ਨਾ ਵਿਦਿਆ ਰੇ ਜਿਹੜਾ ਵਿਦਿਆ ਵਿਚਾਰੂ ਉਹ ਪਾਦਾ ਹੈ ਹੈ ਰਾਹ ਦੱਸਣ ਵਾਲਾ ਜਿਹੜੇ ਵਿਦਵਾਨ ਨੇ ਸਾਰੇ ਬੰਦੇ ਹੀ ਨੇ ਸਿੱਖ ਜਦ ਬਣਨਗੇ ਜਾਂ ਵਿਚਾਰ ਲੈਣਗੇ ਉਹਦੇ ਬਾਅਦ ਜੇ ਬਿਨਾ ਵਿਚਾਰੇ ਦੇ ਬੰਦੇ ਨੇ ਪਹਿਲਾਂ ਬੰਦੇ ਨੇ ਜਿੱਦ ਫਿਰ ਬਣਨਗੇ ਗੁਰਮੁਖ ਵਿਦਿਆ ਸੋਧ ਦਾ ਤਤਲ ਹੈ ਰਾਮ ਨਾਮ ਇਹ ਵਿਦਿਆ ਸੋਧ ਕੇ ਤਤ ਲੈ ਲੈਣਗੇ ਫਿਰ ਗੁਰਸਿੱਖ ਨੇ ਰਾਮ ਨਾਮ ਨੇ ਬੁਲਾਏ ਫਿਰ ਰਾਮ ਨਾਮ ਨਾਲ ਲੱਗ ਲੱਗੂ ਨਹੀਂ ਰਾਮ ਚੰਦਰ ਨਾਲੇ ਲੱਗ ਜੂਗੀ ਜਿਹਨੇ ਕਹਿੰਦੇ ਰਾਮ ਸੇਤੂ ਬਣਾਇਆ ਪਰ ਰਾਮ ਸੇਤੂ ਪੁਲ ਤਾਂ ਬਣਾਇਆ ਪਰ ਉਹਨੇ ਸਮੁੰਦਰ ਨਹੀਂ ਬਣਾਇਆ ਵਿਦਿਆ ਸੋਧੋ ਇੱਥੇ ਵੀ ਸਾਧੋ ਰਚਨਾ ਰਾਮ ਬਣਾਈ ਸਾਡਾ ਰਾਮ ਉਹ ਹੈ ਜਿਹਨੇ ਸਾਰੀ ਰਚਨਾ ਬਣਾਈ ਹੈ ਉਹਨਾਂ ਦਾ ਰਾਮ ਉਹ ਹੈ ਜਿਹਨੇ ਸਮੁੰਦਰ 'ਚ ਪੁਲ ਬਣਾਇਆ ਬਣਾਇਆ ਵੀ ਆ ਖਰੀ ਨਹੀਂ ਉਹ ਵੀ ਨਾਲ ਹੋਰ ਲੋਕ ਲੱਗੇ ਸੀ ਬਹੁਤ ਇਕੱਲੇ ਤੇ ਉਹਦੇ ਵੀ ਨਹੀਂ ਬਣੇ ਇਕੱਲੇ ਤੇ ਨਹੀਂ ਬਣਿਆ ਉਹਨਾਂ ਦਾ ਰਾਮ ਨੂੰ ਬਹੁਤ ਹੀ ਘਟਿਆ ਔਰ ਛੋਟੀ ਤਾਕਤ ਵਾਲਾ ਸਾਬਤ ਕਰਤਾ ਇੱਕ ਮਾਮੂਲੀ ਜਿਹਾ ਆਦਮੀ ਸਾਬਤ ਕਰਤਾ ਗਿਆਨ ਤੋਂ ਵੀ ਸਖਣੇ ਹੋ ਰਾਵਣ ਨੂੰ ਕਹਿ ਰਿਹਾ ਵੀ ਗਿਆਨਵਾਨ ਹੈ ਲਛਮਣ ਨੂੰ ਕਹਿ ਰਿਹਾ ਵੀ ਇਹ ਤਾਂ ਕੋਈ ਗਿਆਨ ਲੈ ਲੈ ਤੂੰ ਗਿਆਨ ਤੋਂ ਵੀ ਖਾਲੀ ਹੈ ਬਾਲੀ ਤੋਂ ਕਮਜ਼ੋਰ ਬਣਿਆ ਹੋਇਆ ਹੈ ਬਾਲੀ ਸ਼ਕਤੀਸ਼ਾਲੀ ਸੀ ਉਹਦੇ ਨਾਲ ਰਵਣ ਚ ਲਿਖਿਆ ਸਭ ਕੁਝ ਬਾਲੀ ਦੇ ਜਾਂ ਤੀਰ ਮਾਰਿਆ ਬਾਲੀ ਕਹਿੰਦਾ ਰਾਮਚੰਦਰ ਨੂੰ ਤੂੰ ਮੈਨੂੰ ਦੱਸ ਦਿੰਦਾ ਮੈਂ ਸੁਨੇਹਾ ਭੇਜ ਤਾਂ ਸੀ ਤਾਂ ਇੱਥੇ ਛੱਡ ਜਾਂਦੇ ਰਾਵਣ ਕਿਹੜੀ ਗੱਲ ਕਰਦੇ ਤੂੰ ਰਾਵਣ ਮੇਰੇ ਸਾਹਮਣੇ ਕਿਹੜੇ ਬਾਗ ਦੀ ਮੂਲੀ ਹੈ ਇੱਥੇ ਛੱਡ ਕੇ ਜਾਂਦਾ ਸੀ ਤਾਂ ਇੱਥੋਂ ਸੁਨੇਹਾ ਭੇਜ ਦਿੰਦਾ ਸੀ ਸੁਗਰੀਵ ਤੇਰਾ ਕੀ ਕਰ ਲੂਗਾ ਜਿਹਦੇ ਖਾਤਰ ਤੈ ਮੈਨੂੰ ਮਾਰਤਾ ਇਹ ਸਭ ਕੁਝ ਰਮਾਇਣ ਚ ਲਿਖਿਆ ਹੈ ਤੇ ਰਾਮ ਨੂੰ ਫਿਰ ਘਟਿਆ ਕਰਕੇ ਦਿਖਾਇਆ ਹੈ ਇਹਨਾਂ ਨੇ ਜਿਹੜਾ ਭਗਵਾਨ ਹੁੰਦਾ ਨਾ ਘਟਿਆ ਹੁੰਦਾ ਇਹ ਨਾ ਕਮਜ਼ੋਰ ਹੁੰਦਾ ਕਿਉਂ ਘਟਿਆ ਕਰਕੇ ਦਿਖਾਇਆ ਸ਼ਾਇਦ ਬ੍ਰਾਹਮਣ ਉਹ ਛਤਰੀ ਨੂੰ ਨਹੀਂ ਜਾਣ ਕੇ ਕੀਤਾ ਹੋਵੇ ਕੱਲ ਬ੍ਰਾਹਮਣ ਕੋਲ ਹੈ ਵਿਦਵਾਨ ਬ੍ਰਾਹਮਣ ਹੈ ਜਾਣ ਬੁੱਝ ਕੇ ਕੀਤਾ ਹੋਵੇ ਇਹਨਾਂ ਨੇ ਬੇਇੱਜ਼ਤੀ ਛਤਰੀ ਕਿਉਂਕਿ ਰਾਮਣ ਹੈ ਉਹ ਬ੍ਰਾਹਮਣ ਹੈ ਅੰਦਰੋਂ ਬ੍ਰਾਹਮਣ ਲੱਗਦੇ ਸੀ ਰਾਮ ਨੂੰ ਉਦੋਂ ਤਿਲਕ ਨਹੀਂ ਦਿੱਤਾ ਇਹਨੂੰ ਵੀ ਬ੍ਰਹਮ ਹੱਤਿਆ ਕੀਤੀ ਹੈ ਉਹ ਵੇਲੇ ਰਵਣ ਲਿਖੀ ਹੈ ਜਾਣ ਬੁੱਝ ਕੇ ਲਿਖਿਆ ਇਹਨਾਂ ਦੇ ਖਿਲਾਫ ਵੀ ਛਤਰੀ ਹੈ ਬੇਇੱਜ਼ਤੀ ਵੀ ਕਰ ਦੋ ਵਡਿਆਈ ਵੀ ਕਰ ਦੋ ਸਾਡੇ ਠੀਕੇ ਕਰਦੇ ਵਡਿਆਈ ਵੀ ਕਰਤੀ ਰੋਡ ਵੀ ਦਿੱਤੀ ਕਰ ਪੰਡਤੇ ਵੀ ਕਰਦਾ ਰਿਹਾ ਸ਼ੁਰੂ ਤੋਂ ਰਾਹ ਵੀ ਉਲਟਾ ਪਾਤਾ ਠੀਕਾ ਵੀ ਕਰਤਾ ਸਾਰਾ ਕੁਝ ਬਗਾੜ ਕੇ ਰੱਖਤਾ ਐਨवायरमेंट ਚ ਰਾਮ ਦੇ ਨਾਲ ਸਭ ਕੋ ਫੱਟੀ ਪਹੁੰਚਦੀ ਕ੍ਰਿਸ਼ਨ ਦੀ ਪਹੁੰਚੀ ਕ੍ਰਿਸ਼ਨ ਦੀ ਪਹੁੰਚੀ ਹੈ ਕ੍ਰਿਸ਼ਨ ਦੇ ਖਿਲਾਫ ਸੀ ਮੇਜ ਕਾਬੀ ਖਰਾਬ ਕਰਦੇ ਵੇਜ ਖਰਾਬ ਕਰਦੀ ਕਲਮ ਉਹਨਾਂ ਕੋਲ ਸੀ ਨਾ ਜੋ ਮਰਜ਼ੀ ਲਿਖੀ ਜਾਣ ਇਸ ਕਰਕੇ ਪੰਡਤ ਨੂੰ ਪੰਡਤ ਤੇ ਕੋਈ ਭਰੋਸਾ ਨਹੀਂ ਕਰਦਾ ਅਗਰ ਪੰਡਤ ਤੇ ਕਿਉਂ ਨਹੀਂ ਭਰੋਸਾ ਕਰਦਾ ਝੂਠ ਬੋਲੇ ਜਿਹੜਾ ਝੂਠ ਬੋਲਦਾ ਤਾਂ ਕੋਈ ਭਰੋਸਾ ਨਹੀਂ ਕਰਦਾ ਅਕਾਲੀਆਂ ਨੇ ਭਰੋਸਾ ਕਿਉਂ ਨਹੀਂ ਲੋਕ ਕਰਦੇ ਝੂਠ ਬੋਲਦੇ ਜਿਹੜਾ ਝੂਠ ਮਗਰ ਹੋ ਜਾਏ ਤੇ ਭਰੋਸਾ ਆਪੇ ਹਟ ਜਾਂਦਾ ਲੋਕਾਂ ਸੱਚ ਤੇ ਯਕੀਨ ਕਰਨਾ ਲੋਕਾਂ ਨੇ ਝੂਠ ਤੇ ਨਹੀਂ ਕਰਨਾ ਜੋ ਬਹੁਤਾ ਜਲਦੀ ਚੱਲਦਾ ਹੁੰਦਾ ਕੋੜ ਨਿਖੁੱਟੇ ਨਾਨਕਾ ਸਾਨੂੰ ਜੋੜਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰਬਾਣੀ ਨਾਲ ਕੀ ਲਿਖਿਆ ਸੀ ਆਦ ਸੱਚ ਪਹਿਲਾ ਲਵ ਸੀ ਸੱਚ ਸਭ ਤੋਂ ਪਹਿਲਾਂ ਸੱਚ ਸੱਚ ਨਾਲ ਜੋੜੇ ਤੇ ਝੂਠ ਨਾਲ ਜੁੜ ਗਏ ਸੱਚ ਛੱਡਦਾ ਝੂਠ ਨਾਲ ਜੁੜ ਗਏ ਗੁਰੂ ਛੱਡਦਾ ਗੋਲਕ ਫੜ ਲਈ ਤੇ ਲੋਕਾਂ ਦੇ ਦਵਾਰ ਕਰ ਠੱਗਾ ਨਾ ਕੋਈ ਦਵਾਰ ਕਰਦਾ ਹੁੰਦਾ ਜਿਹੜਾ ਆਪਣੇ ਗੁਰੂ ਨੂੰ ਛੱਡ ਦੇ ਉਹਦਾ ਦਵਾਰ ਕੌਣ ਕਰੂ ਆਪਣੇ ਗੁਰ ਤੇ ਜੇ ਕੋ ਬੇਵਖ ਹੋਵੇ ਫਿਰ ਸਤਗੁਰ ਮੁਕਤ ਨੂੰ ਪਾਵੇ ਪਾਏ ਮੁਕਤਨਾ ਹੋਰ ਤਾਂ ਕਿਤੇ ਪੁੱਛੋ ਬਵੇਕੀਆਂ ਜਾਏ ਅਨੇਕ ਜੁਨੀ ਪਰਮਾਵੇ ਬਿਨ ਸਤਗੁਰ ਮੁਕਤਨਾ ਪਾਏ ਫਿਰ ਪਾਏ ਮੁਕਤ ਲਾਗ ਸਤਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਇਸੇ ਗੁਰਬਾਣੀ ਦੇ ਮੁਕਤੀ ਦੋਣੀ ਹੈ ਇਸੇ ਟੁੱਟ ਕੇ ਕਰਨਾ ਫਾਹੇ ਫਾਸੀ ਲੱਗਣੀ ਹੈ ਮਰਨਾ ਮਰ ਕੇ ਫਿਰ ਜਿਉਂਦਾ ਹੋਣਾ ਨਹੀਂ ਖੜਾ ਛੁੱਟਦਾ ਹੀ ਨਹੀਂ ਕਹਦੇ ਮੈਂ ਇੱਥੇ ਹੀ ਰਹੂੰਗਾ ਆਵੇ ਨੇ ਮੁਕੜਾ ਨਹੀਂ ਖੋਤੇ ਨੇ ਛੁੱਟਣਾ ਨਹੀਂ ਇੱਥੇ ਚਲੀ ਚਲੋ ਭੁਗਤੀ ਜਾਓ ਜੂਤ ਜੈ ਜੈ ਸੰਸਾਰੀਓ ਹੋ ਜੇ ਤੁਸੀਂ ਜਿਹਦੇ ਘਰ ਮੁਕਤੀ ਦੀ ਦਵਾਈ ਹੋਵੇ ਉਹ ਮੁਕਤ ਨਾ ਹੋਵੇ ਉਦੋਂ ਦੇ ਭੈੜੇ ਕਰਮ ਹੋਰ ਕੀ ਹੋ ਸਕਦੇ ਜਿਹਦੇ ਘਰ ਨਾ ਹੋਵੇ ਚਲੋ ਮੰਨਦੇ ਜਿਹਦੇ ਘਰ ਹੋਵੇ ਉਹ ਵੀ ਨਾ ਹੋਵੇ ਮੁਕਤ ਉਹ ਵੀ ਨਾ ਖਾਵੇ ਦਵਾਈ ਉਦੋਂ ਦੇ ਭੈੜੇ ਕਰਮ ਕੀ ਹੋ ਸਕਦੇ ਮਨਮੁਖ ਵਿਦਿਆ ਵਿਕਰਦਾ ਮਨਮੁਖ ਕੀ ਹੈ ਆ ਦੇਖੋ ਪਾਤੇ ਕੀ ਕਰਦੇ ਹੁੰਦੇ ਨੇ ਮਨਮੁਖ ਕੀ ਕਰਦੇ ਵਿਦਿਆ ਵੇਚਦੇ ਨੇ ਮਨਮੁਖ ਵਿਦਿਆ ਵਿਕਰਦਾ ਵਿਦਿਆ ਵੇਚਦੇ ਨੇ ਅਸਕੂਲਾਂ 'ਚ ਕੀ ਕਰਦੇ ਨੇ ਇਹਨਾਂ ਨਾਲ ਕਾਸ ਸਕੂਲ ਕਹਿੰਦੇ ਨੇ ਵਿਦਿਆ ਵੇਚਣ ਵਾਲੇ ਗੁਰਬਾਣੀ ਦੇ ਗੁਰੂ ਦੀ ਗੋਲਕ ਤੋਂ ਕਿਉਂ ਸਕੂਲ ਖੋਲੇ ਨੇ ਵਿਦਿਆ ਵੇਚਣ ਵਾਲੇ ਕਿਸੇ ਕਿਸਮ ਦੀ ਵਿਦਿਆ ਹੋਵੇ ਵੇਚਣ ਵਾਲਾ ਮਨਮੁਖ ਇਹਨਾਂ ਨੂੰ ਪਤਾ ਨਹੀਂ ਸੀ ਆ ਪੰਕਤੀ ਲਿਖੀ ਹੈ ਉਹ ਵਿਚਰਦੇ ਆ ਹੁਣ ਆ ਵਿਕਰ ਵਿਕਰਦਾ ਵੇਚਦਾ ਮਨ ਨੂੰ ਜਿਹੜਾ ਵਿਦਿਆ ਵੇਚਦਾ ਜਿੰਨੇ ਵੀ ਇਹਨਾਂ ਕਾਲਜ ਖੋਲੇ ਨੇ ਉੱਥੇ ਵਿਦਿਆ ਵੇਚਦੇ ਨਹੀਂ ਉਹ ਵੀ ਵਿਦਿਆ ਦਾ ਹੈ ਵਿਦਿਆ ਦੀ ਗੱਲ ਕੀਤੀ ਹੈ ਇੱਥੇ ਵਿਦਿਆ ਦੀ ਗੱਲ ਕੀਤੀ ਹੈ ਵਿਦਿਆ ਵੇਚਣ ਵਾਲੀ ਚੀਜ਼ ਨਹੀਂ ਹੁੰਦੀ ਸੰਸਾਰ ਵੇਚ ਸਕਦਾ ਹੈ ਗੁਰੂ ਕੀ ਗੋਲਕ ਵਿਦਿਆ ਨਹੀਂ ਵੇਚ ਸਕਦੀ ਸਿੱਖ ਵਿਦਿਆ ਨਹੀਂ ਵੇਚ ਸਕਦੀ ਗੁਰੂ ਤੋਂ ਚੱਲਣ ਵਾਲਾ ਸਕੂਲ ਆ ਗੁਰੂ ਦੀ ਗੋਲਕ ਥੋੜੀ ਪਾਲੀਆਂ ਆ ਦੀ ਵਿਦਿਆ ਵੇਚ ਕੇ ਵਿਦਿਆ ਵੇਚ ਕੇ ਗੁਰੂ ਦੀ ਗੋਲਕ ਭਰਨੀ ਹੈ ਗੁਰੂ ਥੋੜੀ ਵਿਦਿਆ ਗੁਰੂ ਤਾਂ ਯਾਦ ਨਹੀਂ ਜਾਂਦਾ ਵਿਦਿਆ ਵੇਚਣ ਤੁਸੀਂ ਗੁਰੂ ਦੀ ਗੋਲਕ ਤਾਂ ਇੰਡਸਟਰੀ ਬਣਾ ਲਈ ਵਿਦਿਆ ਵੇਚਣ ਵਾਲੀ ਕਿਤੇ ਕੇ ਬਣਾਈ ਹੈ ਇਹ ਗੈਰ ਕਾਨੂੰਨੀ ਹੈ ਸਭ ਇਹ ਸਾਰਾ ਇਹਨਾਂ ਦਾ ਧੰਦਾ ਗੈਰ ਕਾਨੂੰਨੀ ਹੈ ਗੁਰਮਤ ਤੋਂ ਜੋ ਖਿਲਾਫ ਹੈ ਗੈਰ ਕਾਨੂੰਨੀ ਹੈ ਕੋਰਟਾਂ ਵੀ ਗੈਰ ਕਾਨੂੰਨੀ ਕਰਾਰ ਦੇ ਦੇਣਗੀਆਂ ਇਹਨਾਂ ਪਤਾ ਨਹੀਂ ਨਾ ਹਲੇ ਸਿੱਖ ਦੀ ਡੈਫੀਨੇਸ਼ਨ ਤੇ ਅੜੇ ਨਹੀਂ ਪਏ ਉੱਥੇ ਹਾਈ ਕੋਰਟ ਕਿ ਆ ਅੱਬਾ ਬਾਤ ਤੱਕ ਦੇ ਵੇਖ ਕਰਨਗੇ ਵੀ ਆ ਕੁਰਬਾਨੀ ਕੀ ਕਹਿੰਦੀ ਹੈ ਕੀ ਕਰਦੇ ਕਿਉਂ ਕਰਦੇ ਨੇ ਕੀ ਜਵਾਬ ਹੈ ਕੋਈ ਜਵਾਬ ਨਹੀਂ ਸਰਕਾਰ ਤਾਂ ਬਹੁਤ ਠੀਕ ਹੈ ਬਈ ਫ੍ਰੀ ਕਰੋ ਗੁਰੂ ਕਹਿੰਦਾ ਫ੍ਰੀ ਕਰ ਲੂ ਤੁਸੀਂ ਕਹਿੰਦੇ ਕਿ ਫ੍ਰੀ ਕਰਦੇ ਸਰਕਾਰ ਨੂੰ ਤਾਂ ਫ੍ਰੀ ਚਾਹੀਦਾ ਹੈ ਫ੍ਰੀ ਕਰੋ ਸਰਕਾਰ ਤਾਂ ਕਹੂਏ ਨਹੀਂ ਯੋ ਲੋ ਹੋਵੇ ਚਾਹੇ ਕਿਸੇ ਧਰਮ ਦਾ ਮਨਮੁਖ ਵਿਦਿਆ ਵਿਕਰਦਾ ਬਿਕ ਖਟੈ ਬਿਖ ਖਾਏ ਖਟਦੇ ਕੀ ਨਾ ਜ਼ਹਿਰ ਖਾਂਦੇ ਕੀ ਨਾ ਜ਼ਹਿਰ ਉਦੋਂ ਜੋ ਆਮਦਨ ਹੁੰਦੀ ਹੈ ਜ਼ਹਿਰ ਹੈ ਉਹ ਕੋਈ ਖੜਦੇ ਨੇ ਕੋਈ ਖਾਂਦੇ ਨੇ ਤੇ ਉਹਦਾ ਅਸਰ ਵੀ ਹੋਇਆ ਮੂਰਖ ਇਹ ਪੰਡਤ ਨੇ ਪਹਿਲਾਂ ਪਾਂਡੇ ਨੇ ਕੀਤੀ ਇਹ ਕੰਮ ਉਹਦਾ ਇਹ ਹਾਲ ਹੋਇਆ ਇਹਨਾਂ ਦਾ ਵੀ ਇਹੀ ਹਾਲ ਤਾਂ ਹੋ ਗਿਆ ਸਾਡਾ ਐਡੀ ਛੇਤੀ ਬੁਰਾ ਹਾਲ ਤਾਂ ਹੋ ਗਿਆ ਅਸੀਂ ਉਹ ਪੜਦੇ ਵਾਲਾ ਕੰਮ ਕਰ ਲਿਆ ਜੋ ਬਾਦੇ ਨੇ ਕੰਮ ਕੀਤਾ ਸੀ ਉਹ ਸਿੱਖਾਂ ਨੇ ਕਰ ਲਿਆ ਤਾਂ ਸਾਡਾ ਦਵਾਲਾ ਨਿਕਲ ਗਿਆ ਸਿੱਖੀ ਦਾ ਸਾਬ ਜਾਹਰ ਹੋ ਗਈ ਗੱਲ ਬਿਖ ਖੱਟੇ ਬਿਖ ਖਾ ਬਿਖ ਮੂਰਖ ਇਹ ਓਕਾਰ ਦੀ ਬਾਣੀ ਆ ਦਖੜੀ ਓਕਾਰ ਬਾਦੇ ਨਾਲ ਗੱਲ ਹੈ ਓਕਾਰ ਦੇ ਬੁੱਧਰ ਤੇ ਹੋਈ ਥੋੜਾ ਦਵਾਲਾ ਤਾਂ ਨਿਕਲੇ ਥੋੜੇ ਧਰਮ ਦਾ ਅਸੀਂ ਆਪਣਾ ਕੱਢ ਲਿਆ ਸਿੱਖਿਆ ਉਹਨੂੰ ਦਿੱਤੀ ਦੀ ਕੱਢ ਆਪਣਾ ਦਵਾਲਾ ਲਿਆ ਮੂਰਖ ਸ਼ਬਦ ਨਾ ਜੀ ਨਹੀਂ ਸੂਝ ਬੂਝ ਨਹਿ ਕਾਇ ਜਿਹੜਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਵੱਡਾ ਮੂਰਖ ਹੈ ਉਹ ਜਿਆਦਾ ਪੰਕਤੀਆਂ ਸਾਡੇ ਕੋਲ ਪਈਆਂ ਨੇ ਵੱਡੇ ਮੂਰਖਾਂ ਨੇ ਕਿਉਂ ਨਹੀਂ ਹੁਣ ਕਈ ਇਹਨਾਂ ਦੀ ਖੋਜ ਕੀਤੀ ਸ਼ਬਦ ਨਾ ਨਹੀਂ ਮੂਰਖ ਸ਼ਬਦ ਨਾ ਨਹੀਂ ਸ਼ਬਦ ਉਪਦੇਸ਼ ਹੈ ਗੁਰੂ ਕਾ ਹੈ ਸੂਝ ਬੂਝ ਨਹਿ ਕਾਇ ਇਹਦਾ ਮਤਲਬ ਇਹਨਾਂ ਨੂੰ ਕੋਈ ਸੋਝੀ ਨਹੀਂ ਸੂਝ-ਬੂਝ ਨਹੀਂ ਸਾਰੇ ਮੂਰਖ ਨੇ ਮੂਰਖੰਦ ਕੋਹਰ ਨੇ ਸਾਰੇ ਜਿੰਨੇ ਇਹਨਾਂ ਦੇ ਪ੍ਰਚਾਰਕ ਨੇ ਜਿੰਨੇ ਇਹਨਾਂ ਦੇ ਗ੍ਰੰਥੀ ਨੇ ਜਿੰਨੇ ਇਹਨਾਂ ਦੇ ਜਹਦਾ ਨੇ ਸਾਰੇ ਮੂਰਖ ਨੇ ਅੰਧ ਕੋਹਰ ਜਿਹੜੇ ਸ਼ਰਮਣੀ ਕਮੇਟੀ ਦੇ ਮੈਂਬਰ ਨੇ ਜਿੰਨੇ ਇਹਨਾਂ ਦੇ ਸਾਰੇ ਪ੍ਰਚਾਰਕ ਲੱਗੇ ਨੇ ਜਿੰਨੇ ਸੰਤ ਨੇ ਸਭ ਮੂਰਖ ਨੇ ਜਿਹੜਾ ਕੋਈ ਬੱਲਾ ਹੋਊ ਕੋਈ ਉਹ ਵਿਚਾਰਾ ਚੁੱਪ ਕੀਤਾ ਹੈ ਤੇ ਕੋਈ ਬੋਲਿਆ ਨਹੀਂ ਹੁਣ ਸਵਾ ਆ ਗਿਆ ਬੋਲਣ ਦਾ ਸਵਾ ਜਦੋਂ ਬੁਲਾਉਂਦਾ ਤਾਂ ਬੋਲਦਾ ਕਿਉਂਕਿ ਕਾਰਨ ਕਾਰਨ ਉਹੀ ਕਰਦਾ ਨਾ ਲੋੜ ਵੀ ਆ ਹੁਣ ਬੋਲਣ ਦੀ ਲੋੜ ਵੀ ਆ ਬੋਲਣ ਦੀ ਗੱਲ ਵੀ ਠੋਸ ਸੱਚ ਹੋਣੀ ਚਾਹੀਦੀ ਹੈ ਗੁਰਬਾਣੀ ਅਨੁਸਾਰ ਹੋਣੀ ਚਾਹੀਦੀ ਹੈ ਕੱਲ ਕਿਸੇ ਦੀ ਮਨ ਕੜਤ ਨਹੀਂ ਚਾਹੀਦੀ ਗੁਰਬਾਣੀ ਜੋ ਕਹਿ ਰਹੀ ਹੈ ਉਹੀ ਕਹਿ ਰਹੇ ਜਾਂ ਗੁਰਬਾਣੀ ਇਹ ਕਹਿ ਰਹੀ ਹੈ ਤੁਸੀਂ ਇਹ ਕਿਉਂ ਕਰਦੇ ਹੋ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਹਿੰਦੇ ਵੀ ਸਾਡੀ ਮਰਜ਼ੀ ਨਾਲ ਤੁਸੀਂ ਐਂ ਕਰੋ ਸਾਡੀ ਮਰਜ਼ੀ ਕੋਈ ਨਹੀਂ ਹੈ ਜੇ ਘਰ ਗੁਰੂ ਦਾ ਹੈ ਤਾਂ ਗੁਰੂ ਦੀ ਬਾਣੀ ਦੇ ਅਨੁਸਾਰ ਚੱਲੂਗਾ ਗੁਰੂ ਅਨੁਸਾਰ ਚੱਲੂ ਇਹ ਕਿਆ ਕਹੋ ਬਾਣੀ ਗੁਰੂ ਦੀ ਇਹ ਬਾਣੀ ਨੂੰ ਗੁਰੂ ਕਹਿਣਾ ਬੰਦ ਕਰੋ ਇਹ ਬਾਣੀ ਗੁਰੂ ਨਹੀਂ ਸਾਡਾ ਜੇ ਗੁਰੂ ਆ ਤਾਂ ਰਹਿ ਰਹੇ ਰਾਹ ਇਹ ਦੱਸੋ ਜੋ ਇਹ ਕਹੂ ਕਰਨਾ ਜੋ ਕਹੂ ਨਹੀਂ ਕਰਨਾ ਇਹ ਤਾਂ ਭਜੋਗੇ ਵੀ ਭਜੋਗੇ ਕੋਰਟ ਵੀ ਨਹੀਂ ਭੱਜਣ ਦਊਗੀ ਤੂੰ ਅਦਾਲਤ ਵੀ ਨਹੀਂ ਭੱਜਣ ਦਿੰਦੀ ਤੂੰ ਪਰ ਕਾਨੂੰਨ ਹੈ ਲਾਇ ਹੁਕਮ ਹੈ ਸੂਝ ਬੂਝ ਨਾ ਕਾਏ ਮੂਰਖ ਸ਼ਬਦ ਨਾ ਚੀਨਈ ਜਿਹੜੇ ਗੁਰਬਾਣੀ ਨੂੰ ਨਹੀਂ ਖੋਜਦੇ ਉਪਦੇਸ਼ ਨੂੰ ਖੋਜਦੇ ਨਹੀਂ ਜੋ ਕਹੀਏ ਸਾਨੂੰ ਵਾਲੇ ਨੂੰ ਖੋਜਿਆ ਨਹੀਂ ਉਹਨਾਂ ਨੂੰ ਕੋਈ ਸੂਝ-ਬੂਝ ਨਹੀਂ ਮੂਰਖਾਂ ਦੇ ਕੋਲ ਨੇ ਉਹਨਾਂ ਤਾਂ ਹੀ ਤਾਂ ਉਹ ਬਿਜ਼ਨਸ ਕਰਨ ਲੱਗੇ ਜਿਵੇਂ ਲੋਕ ਕਰਦੇ ਨੇ ਉਹ ਕਰਨ ਲੱਗੇ ਕਿਵੇਂ ਸੰਸਾਰੀ ਆਦਮੀ ਕਰਦੇ ਨੇ ਉਹ ਤੁਸੀਂ ਕਰਨ ਲੱਗੇ ਸਕੂਲ ਖੋਲ ਲੈ ਜੇ ਗੁਰੂ ਵਾਲੀ ਗੱਲ ਕਰਦੇ ਤਾਂ ਇਹਨਾਂ ਦੇ ਜੇ ਕਰਦੇ ਅਬਲ ਤਾਂ ਕਰਦੇ ਨਾ ਕਿ ਕਰਦੇ ਤਾਂ ਹੋਰ ਕਿਸੇ ਤਰੀਕੇ ਨਾਲ ਕਰਦੇ ਪਾਦਾ ਗੁਰਮੁਖੀ ਆਖੀ ਹੈ ਚਾਟੜਿਆਂ ਮਤ ਦੇ ਪਾਦਾ ਗੁਰਮੁਖ ਤਾਂ ਹੈ ਪਹਿਲਾ ਪਾਦਾ ਹੋਰ ਕਹਤਾ ਹੁਣ ਗੁਰਮੁਖ ਤਾਂ ਹੈ ਚਾਟੜਿਆਂ ਨੂੰ ਹੀ ਮਤ ਦੇਵੇ ਚਾਟੜਿਆਂ ਨੂੰ ਕੀ ਪੜਾਈ ਪੜਾਵੇ ਸਕੂਲ ਕਾਦੇ ਚਾਹੀਦੇ ਸੀ ਕਾਲਜ ਕਾਦੇ ਚਾਹੀਦੇ ਸੀ ਸਾਡੇ ਚਾਟੜਿਆਂ ਨੂੰ ਕੀ ਮਤ ਦੇਵੇ ਨਾਮ ਸਲਾਹੋ ਨਾਮ ਸੰਗਰੋ ਗੁਰਮਤਿ ਵਿਦਿਆ ਦਿੰਦੇ ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਦੇ ਇਹੀ ਲਾਹਾ ਸੰਸਾਰ ਸੰਸਾਰ ਜੋ ਜੋ ਨਾਲ ਜਾਣ ਵਾਲਾ ਗਿਆਨ ਉਹ ਦਿੰਦੇ ਉਹਦੇ ਤੇ ਸਾਰਾ ਪੈਸਾ ਬੋਲ ਕੇ ਖਰਚ ਕਰਦੇ ਫੇਰ ਇਹਨੂੰ ਮੰਨਦੇ ਵੀ ਹਾਂ ਠੀਕ ਹੈ ਬੁੱਢਿਆਂ ਨੂੰ ਜਿਹੜੇ ਪੜਨ ਵਾਲੇ ਨੇ ਉਹਨਾਂ ਨੂੰ ਵਰਦੀਆਂ ਉਹਨਾਂ ਨੂੰ ਖਰਚਾ ਸਾਰਾ ਲੰਗਰ ਸਭ ਖਰਚਾ ਪੂਰਾ ਉਹਨਾਂ ਦਾ ਦਿੰਦੇ ਜੇ ਕਿਸੇ ਦੇ ਘਰ ਦੇ ਵੀ ਕਮਜ਼ੋਰ ਹੈ ਕਮਜ਼ੋਰ ਬੁੱਢਾ ਗੁਰਮੁਖ ਹੈ ਹੋਣ ਵਾਲਾ ਬੱਚਾ ਲਾਇਕ ਹੈ ਗਾਂ ਪੜ ਕੇ ਬਣ ਕੇ ਸੇਵਾ ਕਰੂਗਾ ਉਹ ਘਰ ਦਾ ਵੀ ਖਰਚ ਚਾਹੇ ਚੱਕ ਲੈਣ ਉਹਨਾਂ ਜੋ ਕੋਈ ਮੁੰਡੇ ਬਿਨਾ ਸਰਨਾ ਨਹੀਂ ਉਹਨਾਂ ਦਾ ਘਰ ਦਾ ਵੀ ਵੀ ਕੈਪਲੇਟ ਖਰਚਾ ਕੋਈ ਗੱਲ ਨਹੀਂ ਤਾਂ ਗੁਰਬਾਣੀ ਗਾਹ ਵਧਦੀ ਵੱਧ ਕੇ ਮੈਂ ਜਾਂਦੀ ਬਦਲ ਤੇ ਆਪ ਨਹੀਂ ਦਿੰਦੇ ਇਹਨਾਂ ਦਾ ਬਿਜ਼ਨਸ ਬਣਾਇਆ ਹੋਇਆ ਨਾਮ ਸਲਾਹੋ ਨਾਮ ਸੰਗ੍ਰਹੋ ਲਾਹਾ ਜਗ ਮੈਂ ਦੇ ਲਾ ਇਹ ਗੱਲ ਪਾਦੇ ਨੂੰ ਕਿਹੜੀ ਚਾਹੀਦੀ ਸੀ ਬੜਾ ਪਾਦਾ ਹੈਗਾ ਸਾਡਾ ਹੈਡ ਗ੍ਰੰਥੀ ਦਰਬਾਰ ਸਾਹਿਬ ਦਾ ਉਹ ਬੜਾ ਵਾਦਾ ਇਹ ਗੱਲ ਕਹੇ ਉਹਦਾ ਫਾਇਦਾ ਨਹੀਂ ਇਹ ਗੱਲ ਦਾ ਉਹਦਾ ਜਹਦਾਰ ਹੈ ਬੜਾ ਵਾਦਾ ਇਹ ਪੰਜੇ ਜਹਦਾਰ ਮੰਨ ਲੋ ਬੜੇ ਵਾਦ ਇਹ ਇਹ ਗੱਲ ਕਾਦੇ ਨਹੀਂ ਕਹਿੰਦੇ ਲਾਹ ਜਗ ਮੇਰੇ ਵਿਜਾਗੜਾ ਲਾਹ ਲੋ ਇਹ ਕਿਹੜੀਆਂ ਗੱਲਾਂ ਕਰਦੇ ਨੇ ਜਾ ਕੇ ਜਾਂਦੇ ਕਿ ਉਹਨਾਂ ਮਨਮੁਖਾਂ ਦੇ ਸੱਤੇ ਹੋਏ ਮਨਮੁਖਾਂ ਦੀ ਗੱਲਾਂ ਕਰਦੇ ਉੱਥੇ ਜਾ ਕੇ ਇਹਦਾ ਮਤਲਬ ਆਪ ਮਨਮੁਖੇ ਨੇ ਸਾਰੇ ਇਹਨਾਂ ਨੂੰ ਕੀ ਲੋੜ ਹੈ ਮਨਮੁਖ ਸਾਧਨ ਜਾਂਦੇ ਨੇ ਉੱਥੇ ਉਹਨਾਂ ਕੋਲ ਜਾਣ ਦੀ ਲੋੜ ਕੀ ਹੈ ਮਨਮੁਖਾਂ ਕੋਲ ਮਨਮੁਖਾਂ ਕੇ ਦੀ ਦੋਸਤੀ ਮਾਇਆ ਦਾ ਸੰਬੰਧ ਇਹ ਤਾਂ ਮਾਇਆ ਖਾਤਰ ਜਾਂਦੇ ਨੇ ਉਹ ਗਿਫਟਾਂ ਲੈਣ ਜਾਂਦੇ ਨੇ ਹੋਰ ਕੀ ਕਰ ਜਾਂਦੇ ਨੇ ਨਾਮ ਦੀ ਤਾਂ ਗੱਲੇ ਖਤਮ ਸ਼ੁਰੂ ਕਿਵੇਂ ਹੋ ਕੌਣ ਕਰੂਗਾ ਸ਼ੁਰੂ ਸਿੱਖੀ ਹੈ ਜੀ ਸਿੱਖੀ ਹੈ ਜੀ ਸਿੱਖੀ ਠੀਕ ਗੱਲ ਪਾਦਾ ਗੁਰਮੁਖ ਆਖੀਏ ਚਾਟੜੇ ਮਤ ਦੇ ਨਾਮ ਸੰਭਾਲੋ ਨਾਮ ਰਹੋ ਲਾਹਾ ਜਗ ਮੈਂ ਲੈ ਚਾਟੜਿਆ ਨੂੰ ਚਾਟੜਾ ਕਹਿੰਦੇ ਨੇ ਜਿਹਨੂੰ ਚਾਟ ਲਾਈ ਦੀ ਹੈ ਟੇਸਟ ਲਾਈ ਦਾ ਨਾਮ ਦਾ ਸੱਚ ਦਾ ਟੇਸਟ ਲਾਈ ਦਾ ਸੱਚ ਕੌੜਾ ਲੱਗਦਾ ਨਾ ਝੂਠ ਮਿੱਠਾ ਲੱਗਦਾ ਪਹਿਲਾਂ ਵੇਖ ਲੱਗਦੀ ਤੇ ਜਿਹੜਾ ਕੌੜਾ ਲੱਗਦਾ ਵਿਖਿਆ ਮਿੱਠੀ ਲੱਗਦੀ ਹੈ ਉਲਟਾ ਕਰ ਦੇਣ ਜਿਹੜਾ ਉਲਟਾ ਕਰ ਦਵੇ ਉਲਟਾ ਹੋ ਜਵੇ ਉਹ ਚਾਟੜਾ ਉਹ ਪਤਾ ਗੁਰੂ ਪਾਦਾ ਗੁਰਮੁਖ ਹੈ ਜਿਹੜਾ ਚਾਟੜਾ ਬਣ ਜਵੇ ਉਹ ਗੁਰਸਿੱਖ ਜਿਹੜੇ ਨੂੰ ਚਾਟ ਲੱਗਦੀ ਨਹੀਂ ਉਹਨੂੰ ਸੂਲ ਚੋਂ ਕੱਢ ਦਵੇ ਵੀ ਜਾ ਤੂੰ ਤੇਰੀ ਲੋੜ ਨਹੀਂ ਸਰ ਪੜਾਉਣਾ ਉਹਨੂੰ ਚਾਹੀਦਾ ਜਿੱਤੇ ਅਸਰ ਹੋਵੇ ਪਹਿਲਾਂ ਹੀ ਛਾਂਡ ਕੇ ਜਿਹਨੇ ਬਿਜ਼ਨਸ ਕਰਨਾ ਕੀਰਤਨ ਸਿੱਖ ਕੇ ਉਹਦੀ ਕੀ ਲੋੜ ਹੈ ਪੜਾਉਣ ਦੀ ਸਭ ਨੂੰ ਬਿਜ਼ਨਸ ਦਾ ਕੰਮ ਥੋੜੀ ਹੈ ਜਿਹਨੇ ਕਥਾ ਸਿੱਖ ਕੇ ਬਿਜ਼ਨਸ ਕਰਨਾ ਉਹਨੂੰ ਕਹੇ ਤੂੰ ਕਰ ਨੂੰ ਜਾ ਭਗਤਾਂ ਨੇ ਬਿਜ਼ਨਸ ਨਹੀਂ ਕੀਤਾ ਜਿਹਨੂੰ ਨਾਨਕ ਨੇ ਜ਼ਿੰਮੇਵਾਰੀ ਦਿੱਤੀ ਉਹਨੇ ਬਿਜ਼ਨਸ ਨਹੀਂ ਕੀਤਾ ਕਿਸੇ ਨੇ ਵੀ ਗੁਰਸਿੱਖਾਂ ਨੇ ਕਿਸੇ ਨੇ ਬਿਜ਼ਨਸ ਨਹੀਂ ਕੀਤਾ ਨਾਮ ਦਾ ਇਹਦਾ ਦੇਣਾ ਪੈਂਦਾ ਸਭ ਕੁਝ ਦੇਣ ਨੂੰ ਹੈ ਲੈਣ ਨੂੰ ਕੋਈ ਜੇ ਤੂੰ ਮੇਰਾ ਹੋ ਜਾਏ ਸਭ ਜਗ੍ਹਾ ਲੈਣ ਨੂੰ ਲੈਣ ਨੂੰ ਰਾਂਚੀ ਦਾ ਹੈ ਇੱਥੇ ਤਾਂ ਦੇਣ ਨੂੰ ਦੇਣ ਨੂੰ ਹਾਂ ਰੋਟੀ ਹੈ ਉਹ ਵੀ ਰੋਟੀ ਉਹ ਖਾਣੀ ਹੈ ਤਾਂ ਉਹ ਵੀ ਰੋਟੀ ਉਹ ਖਾਣੀ ਇਹ ਤੋਂ ਵੱਧ ਦੱਸ ਕੀ ਲੈ ਜੂਗਾ ਰੋਟੀਆਂ ਹੀ ਖਾਣੀਆਂ ਨੇ ਰੋਟੀਆਂ ਕਾਰਨ ਪੂਰਾ ਤਾਲ ਰੋਟੀਆਂ ਤਾਂ ਫਿਰ ਵੀ ਮਿਲੀ ਜਾਣੀਆਂ ਨੇ ਉਹ ਮਰਦਾਨੇ ਨੂੰ ਰੋਟੀ ਨਹੀਂ ਮਿਲੀ ਗੁਰੂ ਦੇ ਨਾਲ ਰਿਹਾ ਫਿਰ ਵੀ ਉਹ ਘਰ ਨੂੰ ਕੋਈ ਪੈਸਾ ਭੇਜਦਾ ਹੋਵੇ ਮਰਦਾਨਾ ਕਦੇ ਲਿਆਇਆ ਹੋਵੇ ਮਰਦਾਨਾ ਪੈਸਾ ਕੋਈ ਨਾਨਕ ਨੇ ਬਾਅਦ ਕਹਿਤਾ ਵੀ ਸਾਡੀ ਭਾਈ ਜੀ ਹੈ ਤੁਸੀਂ ਵਾਲਿਆ ਕਰੋ ਇਹ ਤਾਂ ਤੁਸੀਂ ਖਾ ਲਿਆ ਕਰੋ ਜਿਹੜਾ ਹੈਗਾ ਜਿਆਦਾ ਉਮਰ ਜੋ ਕੇ ਮਾਂ-ਬਾਪ ਨਾ ਰਹੇ ਜਿਵੇਂ ਜੀ ਉਹਨਾਂ ਨੂੰ ਪਿੰਡ ਸੀ ਵਿਰਾਸੀ ਵੀ ਤੁਸੀਂ ਭਾਈ ਇਹਦੀ ਪੈਦਾਵਾਰ ਤੁਸੀਂ ਕਰੋ ਮੈਂ ਕੀ ਕਰਨੀ ਹੈ ਚਲੋ ਕੁਝ ਪਰ ਬਾਹਰੋਂ ਦਾ ਵੀ ਲੈ ਕੋ ਮਾ ਕੇ ਬਾਹਰੋਂ ਤਾਂ ਕਹਿੰਦੇ ਕੁਝ ਨਹੀਂ ਲਿਆ ਧਰਮ ਨੂੰ ਬਿਜ਼ਨਸ ਹਾਂ ਬਿਜ਼ਨਸ ਥੋੜੀ ਬਣਾਇਆ ਉਹਨਾਂ ਨੇ ਸੱਚੀ ਪੱਟੀ ਸੱਚ ਮਨ ਪੜੀਏ ਸ਼ਬਦ ਸੋ ਸਾਰ ਸੱਚੀ ਪੱਟੀ ਸੱਚ ਮਨ ਸੱਚ ਮਨ ਪੜੀਏ ਸ਼ਬਦ ਸੋ ਸਾਰ ਸੱਚੀ ਪੱਟੀ ਕੀ ਹੈ ਹਿਰਦਾ ਪੱਟੀ ਹੈ ਸਾਡੀ ਪੱਟੀ ਪੜਾਉਣ ਜੋ ਅਸੀਂ ਪੜਾਉਣਾ ਜੋ ਲਿਖਣਾ ਹੈ ਅੰਦਰ ਸੱਚੀ ਗੱਲ ਲਿਖਣੀ ਚਾਹੀਦੀ ਹੈ ਸੱਚ ਲਿਖਣਾ ਚਾਹੀਦਾ ਹੈ ਸੱਚ ਹੈ ਉਧਰ ਲਿਖੋ ਝੂਠ ਨਾ ਲਿਖੋ ਪੜੀਏ ਸ਼ਬਦ ਸੋ ਸਾਰ ਪੜੀਏ ਸ਼ਬਦ ਸੋ ਸਾਰ ਸਾਰ ਸ਼ਬਦ ਪੜਨਾ ਚਾਹੀਦਾ ਗੁਰਮਤ ਸਾਜ ਸ਼ਬਦ ਸੱਚੀ ਬਾਣੀ ਪੜਨੀ ਚਾਹੀਦੀ ਹੈ ਝੂਠੀ ਬਾਣੀ ਵੀ ਪੜਨੀ ਚਾਹੀਦੀ ਇਹ ਕਥਾ ਕਹਾਣੀਆਂ ਜਿਹੜੀਆਂ ਨੇ ਜਿੰਨੇ ਹੋਰ ਨੇ ਨਾ ਗੁਰਬਾਣੀ ਨੂੰ ਛੱਡ ਕੇ ਜਿੰਨੇ ਵੀ ਕੁਝ ਹੈ ਇਤਿਹਾਸ ਚਾਹੇ ਕੁਝ ਵੀ ਹੈ ਕੁਝ ਵੀ ਨਹੀਂ ਪੜਨਾ ਚਾਹੀਦਾ ਲੋੜ ਨਹੀਂ ਪੜਨ ਇਹਨੂੰ ਪੜ ਲਓ ਗੁਰਬਾਣੀ ਨੂੰ ਪੜ ਲਓ ਫੇਰ ਜੇ ਤੁਸੀਂ ਦੂਆ ਪੜ ਵੀ ਲਓਗੇ ਉਹਨੂੰ ਸੋਧ ਲਓਗੇ ਆਪੇ ਪਰ ਜੇ ਪਹਿਲਾਂ ਪੜ ਲਿਆ ਉਹਦਾ ਅਸਰ ਗੁਰਬਾਣੀ ਤੇ ਪੈਂਦਾ ਬਾਅਦ ਪੜ ਲਿਓ ਪਹਿਲਾਂ ਇਹਨੂੰ ਪੜ ਲਓ ਪਹਿਲਾਂ ਇਹਨੂੰ ਸਮਝੋ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ RAM ਨਾਮ ਗਲਹਾਰ ਨਾਨਕ ਕਹਿੰਦੇ ਨੇ ਅਖੀਰ ਚ ਸੋ ਪੜਿਆ ਪੜਿਆ ਸੋ ਪੰਡਤ ਸੋ ਪੰਡਤ ਪੜਿਆ ਹੋਇਆ ਪੰਡਤ ਬੀਨਾ ਅਤ ਸੁੰਦਰ ਪੜਾਈ ਉਹਨੇ ਬੜੀ ਹੈ ਅਤ ਸੁੰਦਰ ਬੀਨਾ ਹੁੰਦਾ ਅਸਲ ਦੇ ਵਿੱਚ ਜਿਹਦੇ ਕੋਲ ਕੁਝ ਹੋਵੇ ਜੋ ਇਕੱਠਾ ਕੀਤਾ ਹੋਵੇ ਗੁਣਵਾਨ ਗੁਣ ਇਕੱਠੇ ਕੀਤੇ ਪੜਿਆ ਪੜਤ ਵੀ ਉਹ ਹੈ ਜਿਸ ਰਾਮ ਨਾਮ ਦਾ ਹਾਰ ਇਕੱਠਾ ਕਰ ਲਿਆ ਜਿਹਦੇ ਰਾਮ ਨਾਮ ਦਾ ਹਾਰ ਹੋਵੇ ਜਿਹਦੇ ਅੰਦਰੋਂ ਰਾਮ ਨਾਮ ਦੀ ਨਿਕਲੇ ਕਥਾ ਜੋ ਹਰ ਕੀ ਕਥਾ ਕਰਨ ਦੇ ਕਾਬਲ ਹੋਵੇ ਹਰ ਦੀ ਕਥਾ ਕਰ ਸਕੇ ਰਾਮ ਨਾਮ ਦੀ ਕਥਾ ਨਿਕਲੇ ਜਿਵੇਂ ਹਾਰ ਨਿਕਲਦਾ ਹੁੰਦਾ ਕਹਿੰਦੇ ਬੋਲਿਆ ਬੋਤੀ ਬਰੋਤ ਲਿਖਦਾ ਬੋਤੀ ਵਿਰੋਧ ਉਹ ਹਾਰ ਹੈ ਸਮਝ ਆਉਂਦੀ ਹੈ ਗੱਲ ਦੀ ਵੀ ਇਹ ਗੱਲ ਕੀ ਹੈ ਪੂਰਾ ਇਹ ਜਿਹੜੀ ਸਾਖੀ ਜਿਹਦੀ ਬਾਣੀ ਹੈ ਇੱਕ ਹਾਰ ਦੇ ਰੂਪ ਦੇ ਵਿੱਚ ਹੈ ਸਾਰੀ ਸ਼ੁਰੂ ਤੋਂ ਲਾ ਕੇ ਅਖੀਰ ਤੱਕ ਇੱਕ ਹਾਰ ਦੇ ਤੌਰ ਤੇ ਗੁੱਦ ਕੇ ਬਣਾਈ ਹੋਈ ਹੈ ਗੁੱਦ ਕੇ ਇੱਕ ਹਾਰ ਬਣਾਇਆ ਅਲੱਗ-ਅਲੱਗ ਵਿਸ਼ੇ ਦੇ ਸੰਸਕਾਰ ਕੇ ਅਲੱਗ-ਅਲੱਗ ਪਹਿਲੂ ਡਿਸਕਸ ਕਰਕੇ ਆ ਕਰਨਾ ਹੈ ਆ ਨਹੀਂ ਕਰਨਾ ਕੀ ਹੋ ਰਿਹਾ ਹੈ ਕੀ ਕਰਨਾ ਚਾਹੀਦਾ ਸੀ ਮਨਮੁਖ ਕਿੱਥੇ ਜਾ ਕੇ ਕੀ ਕਰਦਾ ਹੈ ਗੁਰਮੁਖ ਕੀ ਕਰਦਾ ਹੈ ਕਿਵੇਂ ਗੁਰਮੁਖ ਬਣਦਾ ਹੈ ਕਿਤੋਂ ਸਲਿਪ ਹੋ ਜਾਂਦਾ ਇਹ ਸਾਰੀ ਗੱਲ ਪੰਡਤ ਪੜਿਆ ਉਹ ਹੈ ਉਹਨੇ ਕੁਝ ਚੋਂ ਲੈ ਲਿਆ ਪ੍ਰਾਪਤ ਕਰ ਲਿਆ ਜਿਸ ਰਾਮ ਨਾਮ ਗੱਲ ਹਾਰ ਜਿਹਨੇ ਸਮਝ ਲਈ ਸਾਰੀ ਗੱਲ ਰਾਮ ਨਾਮ ਜਿਹੜਾ ਹੁਣ ਦੱਸ ਸਕਦਾ ਹੈ ਆ ਜਿਹੜੀ ਗੁਰਬਾਣੀ ਚ ਜੋ ਗੱਲ ਸਮਝਾਈ ਹੈ ਜਿਹੜਾ ਦੱਸ ਸਕਦਾ ਸਮਝਾ ਸਕਦਾ ਹੈ ਜਿਹਨੇ ਸਮਝਿਆ ਉਹੀ ਸਮਝਾਊਗਾ ਰਾਮ ਨਾਮ ਕਰਹਾ ਸਾਰੇ ਗੁਣ ਨੇ ਜਿਹਦੇ ਗੁਣਾਂ ਦਾ ਹਾਰ ਜਿਹਦੇ ਕੋਲ ਪਾਇਆ